ਸ਼ਲੋਕ ਅੰਤਰ ਮਾਤਾ ਬਸ ਰਹੇ ਨੀਤ ਊਤ ਕੇ ਨੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਅਖੰਡ ਗੌੜੀ ਦੀ ਪੰਜਵ ਬਾਦਸ਼ਾਹ ਬਖਸ਼ਿਸ਼ ਕਰ ਰਹੇ ਨੇ 52 ਅੱਖਰਾਂ ਵਿੱਚ ਅੱਖਰਾਂ ਵਿੱਚ ਵੀ ਦੇ ਰਹੇ ਨੇ ਚਾਹੇ ਵਾਰਾਂ ਦੀ ਗੱਲ ਹੋਵੇ ਜਾਂ ਛੱਟਾਂ ਦੀ ਗੱਲ ਹੋਵੇ ਚਾਹੇ ਮਹੀਨਿਆਂ ਦੀ ਗੱਲ ਹੋਵੇ ਕਹਿੰਦੇ ਭਗਤ ਮੁਖੇ ਤੇ ਬੋਲਦੇ ਸੋ ਬਚਨ ਹੋਵੰਦੇ ਜੋ ਵੀ ਬੋਲਦੇ ਨੇ ਬਚਨ ਬਣ ਜਾਂਦੇ ਨੇ ਬਾਮਨ ਅਖਰੀ ਕਰਕੇ ਵੀ ਪੜਨ ਅਖਰ ਕੋ ਜਲਦੀ ਵੀ ਯੂਜ਼ ਕਰਦੇ ਨੇ ਕੰਮ ਇਹ ਹੈ ਅੱਖਰਾਂ ਦੇ ਵਿੱਚ ਆਤਮਾ ਦਾ ਗਿਆਨ ਦੇ ਦੇਣਾ ਇੱਕ ਬੜੀ ਵੱਡੀ ਪ੍ਰਾਪਤੀ ਦੀ ਗੱਲ ਹੈ ਉਹਨਾਂ ਅੱਖਰਾਂ ਦੇ ਵਿੱਚ ਪਹਿਲਾਂ ਹੁਣ ਜਿਵੇਂ ਜਈਆ ਕੱਲ ਕਰਿਆ ਹੋਣਾ ਰਾਣਾ ਅੱਜ ਲੱਲਾ ਚੱਲੂਗਾ ਇਹ ਅੱਖਰ ਦੇ ਦੁਆਰਾ ਗਿਆਨ ਦਿੰਦੇ ਸੰਸਾਰੀ ਜੀਵਨ ਨੂੰ ਸ਼ਲੋਕ ਆਉਂਦਾ ਪਹਿਲਾਂ ਜਿਸ ਨਾਲ ਸ਼ਲੋਕ ਹੈ ਪੌੜੀ ਦੇ ਵਿੱਚ ਸ਼ਲੋਕ ਦੀ ਵਿਆਖਿਆ ਹੁੰਦੀ ਹੈ ਸ਼ਲੋਕ ਦੀ ਵਿਆਖਿਆ ਜਿਹੜੀ ਪੌੜੀ ਹੈ ਪੌੜੀ ਨਾਲ ਕਿਤੇ ਲਾਉਣਾ ਨਾ ਕਿਤੇ ਪਹੁੰਚਾਉਣਾ ਹੈ ਕਿਤੇ ਦੰਦਾ ਦਾ ਹੀ ਰੋਜ਼ੇ ਬੋਲਦੇ ਇਹ ਕਿ ਕਿਤੇ ਪਹੁੰਚਾਉਣਾ ਹੈ ਗੁਰੂ ਦੇਖਣ ਨੂੰ ਕਿਸੇ ਟੌਪਿਕ ਨੂੰ ਸਮਝਾਉਣਾ ਹੈ ਗੁਰੂ ਸਾਹਿਬ ਨੇ ਲੈ ਕੇ ਉਹ ਅੱਜ ਬਖਸ਼ਿਸ਼ ਕਰ ਰਹੇ ਸ਼ਲੋਕ ਅੰਦਰ ਗੁਰੂ ਸਾਹਿਬ ਹਾਂਜੀ ਤੋਂ ਅੰਤਰ ਬਖਸ਼ੇ ਗੀਤ ਊਤ ਕੇ ਮੀਤ ਕਹਿੰਦੇ ਅੰਤਰ ਮਨ ਤਨ ਬਸ ਰਹੇ ਈਤ ਊਤ ਕੇ ਮੀਤ ਉਹ ਈਤ ਊਤ ਕੇ ਮੀਤ ਮਿੱਤਰ ਤਾਂ ਸਾਡੇ ਇੱਥੇ ਵੀ ਨੇ ਪਰ ਇਹ ਊਤ ਕੇ ਮੀਤ ਨਹੀਂ ਈਤ ਕੇ ਮੀਤ ਨੇ ਹੈ ਵਾਰ ਇਹ ਹੈ ਮਿੱਤਰ ਤਾਂ ਸਾਡੇ ਇੱਥੇ ਵੀ ਨੇ ਪਰ ਈਤ ਈਤ ਦਾ ਮਤਲਬ ਹੈ ਇਹ ਵੱਧ ਤੋਂ ਵੱਧ ਸ਼ਮਸ਼ਾਨ ਘਟ ਸਕਦੇ ਮਿੱਤਰ ਨੇ ਅੱਗੇ ਨਹੀਂ ਅੱਗੇ ਹੰਸਾ ਖੇਡ ਪਰ ਉਹ ਕਹਿੰਦਾ ਮਨ ਤਨ ਅੰਤਰ ਬਸ ਰਹੇ ਈਤ ਉਸ ਦੇ ਬੀਤ ਉਹ ਸਵਾਲ ਇਹ ਹੈ ਵੀ ਜਿਹੜਾ ਮਿੱਤਰ ਦਾ ਉਹ ਹੈ ਜਿਹੜਾ ਕਹਿੰਦੇ ਸੱਜਣ ਸਹੀ ਨਾਲ ਮੈਂ ਚੜਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਉਸ ਦੇ ਮੀਤ ਨੇ ਉਹ ਹੈ ਕੌਣ ਆ ਬਰੀਕ ਊਤ ਅਸਲ ਦੇ ਵਿੱਚ ਜਿਹੜਾ ਸਾਡਾ ਮੂਲ ਹੈ ਜਿਹੜੀ ਸਾਡੀ ਅੰਤਰ ਆਤਮ ਹੈ ਇਹ ਪਿੱਛੇ 84 ਲੱਖ ਜੂਨ ਜਿੰਨੇ ਆ ਨਾਲ ਰਿਹਾ ਸਾਡੇ ਸਰੀਰ ਛੱਡਣ ਤੋਂ ਬਾਅਦ ਇਹੀ ਨਾਲ ਜਾਂਦਾ ਹੁਣ ਵੀ ਅਸਲ 'ਚ ਸਾਨੂੰ ਭੁਲੇਖਾ ਮਿੱਤਰ ਇਹੀ ਹੈ ਇੱਥੇ ਵੀ ਜਦੋਂ ਤੇ ਸਾਨੂੰ ਕੋਈ ਮਨ ਸਾਡਾ ਜਾਂ ਬੁੱਧੀ ਸਾਡੀ ਕੋਈ ਪੁੱਠਾ ਸੋਚਦੀ ਹੈ ਗਲਤ ਕਰਨ ਦਾ ਖਿਆਲ ਮਨ ਚ ਆਉਂਦਾ ਤਾਂ ਰੋਕਦਾ ਤਾਂ ਉਹੀ ਹੈ ਉਹ ਬਾਹਰ ਦੇ ਮਿੱਤਰ ਨੂੰ ਪਤਾ ਹੀ ਲੱਗਦਾ ਆਮਾ ਪਿੱਛੇ ਮਹਗੋਨਾ ਮਾਇਆ ਘਰ ਕੀ ਨਾਮ ਬਹੁਤ ਇੱਕ ਜਾਦ ਉਹ ਉਹਦੇ ਨੂੰ ਪਤਾ ਹੁੰਦਾ ਸਾਡੇ ਅੰਦਰ ਕੀ ਚੱਲਦੀ ਹੈ ਗੱਲ ਪਰ ਅਸੀਂ ਆਪਣੇ ਆਪ ਤੋਂ ਤਾਂ ਨਹੀਂ ਕੁਝ ਲਿਖੋ ਸਕਦੇ ਉਹ ਆ ਮਿੱਤਰ ਅਸਲ ਵਿੱਚ ਇੱਥੇ ਵੀ ਮਿੱਤਰ ਉਹੀ ਹੈ ਸਾਨੂੰ ਭੁਲੇਖਾ ਹੈ ਉਹ ਇਹ ਤਾਂ ਪੂਰਵ ਜਨਮ ਦੇ ਮਿਲੇ ਜੋਗੀ ਨੇ ਜਿਹੜੇ ਰਿਸ਼ਤੇ ਨੇ ਕਾਫੀ ਮਾਈ ਕਾਕੋ ਬਾਪ ਗੱਲ ਲਈ ਸੀ ਇੱਥੇ ਵੀ ਆਉਂਦੀ ਉਹਨਾਂ ਦੇ ਕੌੜੀ 'ਚ ਇਹ ਸਹਿਯੋਗੀ ਨੇ ਸਹਿਯੋਗ ਦੇਣ ਵਾਸਤੇ ਆਏ ਨੇ ਜੀਵ ਨੂੰ ਮੰਜ਼ਲ ਤੱਕ ਪਹੁੰਚਾਉਣ ਵਾਸਤੇ ਇਹ ਪੂਰਵ ਜਨਮ ਦੇ ਸਹਿਯੋਗੀ ਨੇ ਪੂਰਵ ਦਾ ਮਤਲਬ ਆ ਪਿੱਛੋਂ ਹੀ ਜੇ ਸਾਡਾ ਇੱਕ ਕਨੈਕਸ਼ਨ ਜੁੜਿਆ ਆ ਰਿਹਾ ਹੈ ਜਿੰਨੇ ਵੀ ਸਾਡੇ ਰਿਸ਼ਤੇ ਨੇ ਉਹ ਵੀ ਦਾ ਰਿਸ਼ਤਾ ਜੇ ਸਾਡੀ ਸੋਚ ਨਾਲ ਮਿਲਦੀ ਹੈ ਤਾਂ ਰਿਸ਼ਤਾ ਵਿਗੜ ਜਾਂਦਾ ਪਿੱਛੋਂ ਹੀ ਸਾਡੀ ਜਿਹੜੀ ਹੈ ਉਹ ਚੱਲਦੀ ਆ ਰਹੀ ਹੈ ਹੁਣ ਇੱਥੇ ਸ਼ਲੋਕ 'ਚ ਗੁਰੂ ਸਾਹਿਬ ਕਹਿੰਦੇ ਨੇ ਮਨ ਤਨ ਅੰਤਰ ਬਸ ਰਹੇ ਈਟ ਊਟ ਦੇ ਲਈ ਉਹ ਜਿਹੜਾ ਈਟ ਊਟ ਦਾ ਮਿੱਤਰ ਆ ਮਿੱਤਰ ਉਹਨੂੰ ਹੀ ਸਮਝਣਾ ਅਸਲ ਵਿੱਚ ਜਿਹੜਾ ਈਟ ਊਟ ਦਾ ਮਿੱਤਰ ਆ ਜਿਹੜਾ ਉੱਥੇ ਵੀ ਕੰਮ ਆਵੇ ਚਮਚਿਆਂ ਨਾਲ ਕਿਉਂਕਿ ਸਰੀਰ ਤਾਂ ਟੈਂਪਰੇਰੀ ਆ ਆ ਜਿਹੜਾ ਸਾਡਾ ਸਰੀਰਕ ਤੌਰ ਤੇ ਜੀਵਨ ਹੈ ਕਿੰਨਾ ਕਿ ਜਿਹੜਾ ਟੈਂਪਰੇਰੀ ਜੀਵਨ ਹੈ ਪਰ ਜਿਹੜੀ ਆਤਮਾ ਹੈ ਸਾਡੀ ਉਹ ਤਾਂ ਟੈਂਪਰੇਰੀ ਜੀਵਨ ਹੈ ਇਹ ਤਾਂ ਹੋਵਨ ਹਾਰ ਹੋਤ ਸਦ ਆਇਆ ਇਹ ਤਾਂ ਹੁੰਦਾ ਹੀ ਆਇਆ ਹੁੰਦਾ ਰਹਿਣਾ ਹੀ ਹੈ ਉਹ ਅਸਲ ਜਿਹੜਾ ਸ਼ਲੋਕ ਵਿੱਚ ਲੱਗਿਆ ਨਾ ਆਦ ਸੱਚ ਜਗਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਜੀਵਾਤਮਾ ਵਾਸਤੇ ਹੈ ਜੀਵਾਤਮਾ ਦਾ ਸੱਚ ਹੈ ਸੱਚ ਦਾ ਅਰਥ ਹੁੰਦਾ ਜਿਹਦੀ ਸਜੀਵੀ ਹੁੰਦਾ ਆ ਜਿਹੜਾ ਕਿਤੇ ਜਾਂਦਾ ਹੀ ਨਹੀਂ ਮਰਦਾ ਹੀ ਨਹੀਂ ਉਹਨੂੰ ਸੱਚ ਕਹਿੰਦੇ ਨੇ ਹੁਣ ਵੀ ਹੈ ਕਿ ਜੀਵਾਤਮਾ ਸਰੀਰ ਜੋ ਸਰੀਰ ਛੱਡ ਦੂਗਾ ਉਹਨੇ ਉਹਨੂੰ ਚਾਰੇ ਕਾਲ ਨੇ ਜੀ ਹੁੰਦੀ ਆਈ ਹੈ ਕਹਿੰਦੇ ਇਹ ਜਦੋਂ ਨਾਸ਼ੀ ਹੋਤਾ ਆ ਇਹਦਾ ਬਨਾਸ਼ੀ ਹੈ ਇਹਦਾ ਨਾਸ਼ ਹੁੰਦਾ ਨਹੀਂ ਨਾਸ਼ ਸਰੀਰ ਦਾ ਹੁੰਦਾ ਸਰੀਰ ਦਾ ਵੀ ਇਸ ਤਰੀਕੇ ਨਾਲ ਨਾਸ਼ ਨਹੀਂ ਹੁੰਦਾ ਮਿੱਟੀ ਹੋਣੀ ਉਹਨੇ ਦੀ ਕਹਿੰਦੇ ਨੇ ਸਿਰਫ ਜਿਹੜਾ ਇਸ ਟਾਈਮ ਦਾ ਨਹੀਂ ਸ਼ੇਪ ਹੈ ਰੂਪ ਬਣਿਆ ਇਹ ਨਹੀਂ ਰਹਿੰਦਾ ਕਹਿੰਦੇ ਬਿਨ ਰੂਪ ਦੇਖੇ ਸਭ ਦੁਨੀਆ ਇਹ ਅਬਨਾਸ਼ੀ ਹੁੰਦਾ ਆਇਆ ਹੁੰਦਾ ਆਇਆ ਹੈ ਚਰਾਤੀ ਲੋਕ ਲੱਖ ਜੁਨਾ ਦੇ ਵਿੱਚ ਘੁੰਮਦਾ ਆਇਆ ਹੈ ਉਹਨੇ ਹੁਣ ਇੱਥੇ ਆ ਕੇ ਜਿਹੜਾ ਹੈ ਆਪਣੇ ਮੂਲ ਨੂੰ ਛੱਡ ਬੈਠਿਆ ਮਿੱਤਰ ਬਾਹਰ ਬੁਲਾ ਰਹੇ ਬਾਹਰ ਨੇ ਇੱਥੇ ਹੁਣ ਵਰਜਣਾ ਵਰਜ ਰਹੇ ਨੇ ਗੁਰੂ ਸਾਹਿਬ ਅਸਲੀ ਮਿੱਤਰ ਵਰ ਲੈ ਕੇ ਆ ਰਹੇ ਨੇ ਤੇ ਤੂੰ ਇੱਥੇ ਆ ਕੇ ਤਾਂ ਮਿੱਤਰ ਬਣਾ ਲੈ ਪਰ ਸਰੀਰ ਦੇ ਤੋਂ ਸਦਾ ਰਹਿਣਾ ਨਹੀਂ ਇਸ ਕਰਕੇ ਤੂੰ ਉਹਨੂੰ ਮਿੱਤਰ ਬਣਾਉਣਾ ਕਰ ਜਿਹੜਾ ਈ ਦੂਤ ਦਾ ਮੀਤ ਹੈ ਹਾਂਜੀ ਗੁਰਪੂਰ ਉਹਦੇ ਉੱਤੇ ਆ ਨਾਨਕ ਜਪੀਐ ਮੀਤ ਕਹਿੰਦੇ ਕਿਸੇ ਪੂਰੇ ਗੁਰੂ ਨੇ ਦੱਸਿਆ ਕਹਿੰਦੇ ਈ ਦੂਤ ਦਾ ਮਿੱਤਰ ਹੈ ਅੰਦਰੇ ਮਨ ਤਾਂ ਅੰਦਰ ਬਸ ਰਹੇ ਹੁਣ ਬਸਿਆ ਪਹਿਲੋਂ ਮਿੱਤਰ ਦੂਜੇ ਬਿਠਾਏ ਹੋਏ ਵੀ ਅੰਦਰ ਫਿਰ ਤੇ ਦੋ ਚੀਜ਼ਾਂ ਨਹੀਂ ਰਹਿ ਸਕਦੀਆਂ ਫਿਰ ਤੇ ਜਿਹੜਾ ਜਾਂ ਸੱਚ ਦਾ ਪ੍ਰੇਮ ਰਹੂਗਾ ਜਾਂ ਝੂਠ ਨਾਲ ਰਹੂਗਾ ਜਿੰਨਾ ਚਿਰ ਮਾਇਆ ਦਾ ਮੋਹ ਹੈ ਦੂਜੀ ਹੈ ਉਹਨਾਂ ਚਿਰ ਇੱਕ ਇਹਦੇ ਇਹਦੇ ਨਾਲ ਮੋਹ ਨਹੀਂ ਹੈ ਇਸ ਕਰਕੇ ਪੂਰੇ ਗੁਰੂ ਨੇ ਇਹ ਉਪਦੇਸ਼ਿਆ ਪੂਰੇ ਗਿਆਨ ਨੇ ਗੱਲ ਸਮਝਾਈ ਹੈ ਕਿ ਜਿਹੜਾ ਤੂਤ ਦਾ ਮਿੱਤਰ ਹੈ ਉਹ ਮਨ ਤਨ ਦੇ ਅੰਦਰ ਹੀ ਹੁੰਦਾ ਇਸ ਕਰਕੇ ਨਾਨਕ ਜਪੀਏ ਨੀਕ ਜਪੀਏ ਨੀਤ ਜਨ ਜਪੀਏ ਦਾ ਅਰਥ ਹੁੰਦਾ ਸਮਝਣਾ ਅੰਤਰਾਤਮਾ ਨੂੰ ਸਮਝਣਾ ਵੀ ਛੋਟੀ ਗੱਲ ਨਹੀਂ ਕਰੇ ਕੁਛ ਕਹਿਣਾ ਕਰੇ ਕੁਛ ਕਹਿਣਾ ਕਰੇ ਕੁਛ ਕਹਿਣਾ ਜਿਵੇਂ ਆਪਾਂ ਉਹਦੇ ਬਾਅਦ ਸਾਡੇ ਕਿਤੇ ਮਿੱਤਰਤਾ ਹੀ ਹੋਵੇ ਇੱਕ ਮਿੱਤਰ ਨੂੰ ਸਮਝਣਾ ਵੀ ਸੌਖਾ ਨਹੀਂ ਹੈ ਬਾਹਰ ਕਈ ਵਾਰੀ ਜਿਹੜਾ ਸਾਡਾ ਬਹੁਤ ਨੇੜੇ ਦਾ ਰਸਤਾ ਹੈ ਆਦਮੀ ਦਾ ਤੇ ਇਸਤਰੀ ਦਾ ਉਹ ਵੀ ਸਾਰੀ ਜ਼ਿੰਦਗੀ ਲੱਗ ਜਿੰਨੇ ਕਈ ਵਾਰੀ ਪੂਰਾ ਕਰ ਮੈਂ ਸਾਰੀ ਜ਼ਿੰਦਗੀ ਹਲ ਮੈਂ ਸਮਝ ਨਹੀਂ ਸਕਿਆ ਕੀ ਹੈ ਇਸ ਕਰਕੇ ਜਿਹੜੀ ਸਾਡੀ ਅੰਤਰਾਤਮਾ ਹੈ ਜਿਹੜਾ ਸਾਡਾ ਮੂਲ ਹੈ ਉਹਨੂੰ ਨਿਤ ਆਪਣਾ ਨਿੱਤੇ ਸਮਝਦੇ ਰਹਿਣਾ ਵੀ ਕਿਉਂ ਵਰਜਦਾ ਕਈ ਵਾਰੀ ਸਾਨੂੰ ਢਿੱਲ ਦਿੰਦਾ ਮਾਇਆ ਨੂੰ ਕਈ ਵਾਰੀ ਫੇਰ ਖਿੱਚਦਾ ਕਈ ਵਾਰੀ ਦੁੱਖ ਦਿੰਦਾ ਕਈ ਵਾਰ ਜਿਹੜੀ ਕਿ ਕਿਉਂ ਨੂੰ ਸਮਝਣਾ ਬਹੁਤ ਔਖਾ ਕਦੇ ਉਹ ਕੁਝ ਚਾਹੁੰਦਾ ਕਦੇ ਕੁਝ ਚਾਹੁੰਦਾ ਨਿੱਤ ਜਪਣਾ ਲੈ ਕੇ ਕੱਢ ਕੇ ਸਾਨੂੰ ਆਪਾਂ ਸਾਕਰ ਤੇ ਲੈ ਕੇ ਉਹ ਨਹੀਂ ਜਾਂਦੇ ਇਸ ਕਰਕੇ ਨਿੱਤ ਜਪਣਾ ਕਿਉਂ ਕਹਿੰਦਾ ਕੀ ਹੈ ਸਮਝਣ ਦੀ ਲੋੜ ਹੈ ਆਪਣੀ ਅੰਤਰਾਤਮਾ ਨੂੰ ਧਿਆਨ ਰੱਖਣ ਦੀ ਲੋੜ ਹੈ ਆਪਣੇ ਅੰਤਰਾਤਮਾ ਵਿੱਚ ਹਾਂਜੀ ਔਰ ਇਹ ਆਨੰਦ ਸਿਮਰੋ ਤਾਤ ਕੋ ਜੋ ਅਪਤ ਸਹਾਈ ਹੋਏ ਪੌੜੀ ਦੇ ਵਿੱਚੋਂ ਵਿਆਖਿਆ ਉੱਥੇ ਲਿਖੀ ਇਸ ਲੋਕ ਤੋਂ ਹੀ ਜਪੀਏ ਨੀਤ ਦੀ ਅਸਲ ਵੱਲ ਛੇੜੀਆਂ ਨਾਲ ਲੜੀ ਜੋੜ ਰਹੇ ਨੇ ਪੌੜੀ ਹੁਣ ਕਹਿੰਦੇ ਆਨੰਦ ਸਿਮਰੋ ਤਾਤ ਕੋ ਆਪਣੀ ਆਤਮਾ ਨੂੰ ਰੋਜ਼ ਸਮਝਦੇ ਰਹੋ ਅਨੰਦ ਸਿਮਰੋ ਤਾਤ ਕੋ ਹਾਂਜੀ ਜੋ ਅੰਤ ਸਹਾਈ ਹੋਏ ਜਿਹੜਾ ਅੰਤ ਦੇ ਲਈ ਸਹਾਈ ਹੋਵੇ ਜਿਹੜਾ ਸਰੀਰ ਛੱਡਣਾ ਸੋ ਉਰੇ ਤਾਂ ਸਹਾਇਤਾ ਸਾਡੀ ਕਰ ਰਹੇ ਨੇ ਸਾਰੇ ਮਿੱਤਰ ਰਿਸ਼ਤੇਦਾਰ ਉਰੇ ਤਾਂ ਸਹਾਇਤਾ ਕਰਦੇ ਹੀ ਨੇ ਜੇ ਬਿਮਾਰ ਹੋ ਜੀ ਜਾ ਕੇ ਹਸਪੀਟਲ ਲੈ ਜਾਂਦੇ ਨੇ ਜੇ ਕੋਈ ਤਕਲੀਫ ਹੈ ਤਾਂ ਉਹ ਤਾਂ ਵੀ ਕਰਦੇ ਹੀ ਆ ਪਰ ਗੱਲ ਇਹ ਹੈ ਅੰਤ ਵੇਲੇ ਅੰਤ ਵੇਲੇ ਸਹਾਈ ਉਸ ਮੂਲ ਨਹੀਂ ਹੋਣਾ ਜੇ ਤਾਂ ਸਮਝਿਆ ਹੋਇਆ ਨਿਤ ਜਿਹਨੂੰ ਅਸੀਂ ਜਾਣ ਨੂੰ ਜੁੜਾਂਗੇ ਕਿਵੇਂ ਧਿਆਨ ਕਿਵੇਂ ਜਾਊਗਾ ਧਿਆਨ ਤਾਂ ਸਾਰੀ ਉਮਰ ਸਾਡਾ ਮਾਇਆ ਚ ਰਿਹਾ ਜੇ ਅਸੀਂ ਉਹਨੂੰ ਸਿਮਰਿਆ ਹੀ ਨਹੀਂ ਅਣਦੇ ਦੇਣਾ ਸਾਡਾ ਧਿਆਨ ਉਹ ਚਲੇ ਕਿਵੇਂ ਜਾਊਗਾ ਕਹਿੰਦੇ ਆਵੇ ਅੰਤ ਨਾ ਭਜਿਆ ਜਾਈ ਫੇਰ ਨਹੀਂ ਉੜਿਆ ਜਾਣਾ ਮੂਲ ਨਾਲ ਜਦੋਂ ਅੰਤ ਆ ਗਿਆ ਨਾ ਫੇਰ ਨਹੀਂ ਜੁੜਿਆ ਜਾਣਾ ਉਹਦੇ ਨਾਲ ਜਦ ਉਹਨੂੰ ਪਰ ਸਮਝਿਆ ਹੀ ਨਹੀਂ ਅਣਦਿਨ ਸਿਮਰਤ ਆਪਕੋ ਨਾੜ ਕੀ ਜਪੀਏ ਨਹੀਂ ਆਪਣੇ ਮੂਲ ਨੂੰ ਲੋੜੇ ਸਮਝਦੇ ਰਹੋ ਗੁਰਬਾਣੀ ਦਾ ਜਿੰਨਾ ਗਿਆਨ ਹੈ ਗੁਰਬਾਣੀ ਅੰਤਰ ਆਤਮ ਥੋੜੀ ਨੂੰ ਸਮਝਾ ਰਹੀ ਹੈ ਤੁਹਾਡੇ ਮੂਲ ਬਾਰੇ ਗਿਆਨ ਹੈ ਹੁਣ ਅਸੀਂ ਸਾਡੇ ਪ੍ਰਚਾਰਕ ਕਹਿੰਦੇ ਪਰਮੇਸ਼ਰ ਦਾ ਗਿਆਨ ਹੈ ਇਹ ਪਰਮੇਸ਼ਰ ਦਾ ਗਿਆਨ ਪਰਮੇਸ਼ਰ ਨੇ ਤਾਂ ਦਿੱਤਾ ਹੀ ਹੈ ਧਰਤੀ ਬਣੀ ਹੈ ਆਈ ਕਿਹਦੇ ਵਾਸਤੇ ਹੈ ਉਹ ਸਾਡੇ ਵਾਸਤੇ ਆਈ ਹੈ ਜਿਹੜਾ ਸਾਡਾ ਆਤਮਾ ਰ ਪ੍ਰਾਤਮਾ 'ਚ ਵਿਥ ਪੈ ਗਈ ਜੀਵ ਅਰ ਆਤਮਾ ਵਿੱਚ ਜਿਹੜੀ ਵਿਥ ਪੈ ਗਈ ਨਾ ਉਹ ਵਿਥ ਨੂੰ ਮਟਾਉਣ ਵਾਸਤੇ ਵਿਥ ਕਿਸ ਤਰੀਕੇ ਦਾ ਵਿਥ ਐਵੇਂ ਨਹੀਂ ਜਿਵੇਂ ਐ ਕਰਕੇ ਦੂਰੀ ਨਹੀਂ ਹੈ ਵਿਥ ਹੈ ਡਿਫਰੈਂਸ ਆਫ ਓਪੀਨੀਅਨ ਆਪਸੀ ਮਤਭੇਦ ਹੈ ਮਨ ਚਾਹੁੰਦਾ ਮਾਇਆ ਵੱਲ ਕਸ਼ਿਸ਼ ਹੈ ਜੋ ਦੀਂਦਾ ਇਹਦੇ ਨਾਲ ਮੂਹ ਹੈ ਜਿਹੜਾ ਅੰਦਰ ਦਾ ਸਾਡਾ ਮੂਲ ਹੈ ਉਹ ਕਹਿੰਦਾ ਵੀ ਜੋ ਦੀਂਦਾ ਜੇਤੀ ਸਮਗਰੀ ਤੇ ਖੋਰੇ ਨਾਲ ਤੇ ਕੀ ਛੱਡ ਜਾਣੀ ਹੋਰੇ ਕਹਿੰਦਾ ਅੰਦਰਲਾ ਉਹ ਕਹਿੰਦਾ ਇਧਰਲੇ ਪਾਸੇ ਕਮਾਈ ਕਰਨੀ ਉਹ ਕਹਿੰਦਾ ਜਿੰਨਾ ਲਾਹ ਲੈ ਸਕੀ ਉਧਰ ਲੈ ਲਈ ਆ ਮਤ ਭੇਦਾ ਆ ਦੋ ਨੇ ਹੋਰ ਕੁਝ ਨਹੀਂ ਹੈ ਤੇ ਆਣ ਦੋ ਨੇ ਖਿੱਚ ਦੋ ਪਾਸੇ ਦੀ ਹੈ ਜੀ ਬਾਤ ਉਹ ਖਿੱਚ ਮਟਾਉਣ ਵਾਸਤੇ ਧੁਰਕੀ ਬਾਣੀ ਆਈ ਹੈ ਤਾਂ ਕਹਿੰਦਾ ਧੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਟਾਈ ਹੁਣ ਸਗਲੀ ਚਿੰਤ ਚਿੰਤਾ ਖੜੀ ਕੌਣ ਰੱਖਦਾ ਜਿੰਨਾ ਚਿਰ ਬੱਚਾ ਜਾਗਦਾ ਉਤਾ ਨਹੀਂ ਮਾਂ ਨੂੰ ਚਿੰਤਾ ਹੀ ਆ ਖੱਡੇ ਚਲੇ ਜਾਵੇ ਅੱਗ ਨੂੰ ਹੱਥ ਨਾਲ ਲਾਵੇ ਬਲੇਡ ਨਾ ਫੜ ਲਵੇ ਕੈਂਚੀ ਨਾ ਫੜ ਲਵੇ ਪੌੜੀ ਦੇ ਨਾਲ ਚੜ ਜਾਵੇ ਟੋਏ ਦੇ ਨਾਲ ਚੜ ਚਿੰਤਾ ਹੀ ਖੜੀ ਆ ਇਹ ਜਿੰਨਾ ਚਿਰ ਧਿਆਨ ਹੈ ਨਾ ਬਾਹਰ ਜੀਵ ਆਤਮਾ ਦਾ ਜੀਵ ਜਿਹੜਾ ਬਾਹਰ ਫਿਰਦਾ ਬ੍ਰੇਨ ਦੇ ਥਰੂ ਜਿੰਨੀ ਸਾਡੀ ਕੌਨਸ਼ੀਅਸ ਕੰਮ ਕਰਦੀ ਹੈ ਇਹੀ ਫਸੀ ਹੈ ਨਾ ਖਤਰਾ ਤਾਂ ਮਾਇਆ 'ਚ ਆ ਜੈਸੀ ਅਗਨ ਉਧਰ ਮੈਂ ਪੈਸੀ ਬਾਹਰ ਮਾਇਆ ਅੱਗ ਨਾਲ ਖੇਡਣ ਦਾ ਸੁਭਾਅ ਹੈ ਜਿਹੜਾ ਉਹ ਮੰਨਦਾ ਉਹ ਚਿੰਤਾ ਉਹਨਾਂ ਦੇ ਬੁੱਧੀ ਨੂੰ ਬਣੀ ਰਹਿੰਦੀ ਹੈ ਉਹ ਕਹਿੰਦੇ ਧੁਰਕੀ ਬਾਣੀ ਆਈ ਤੇ ਸਦਲੀ ਚਿੰਤ ਮੁਤਾਈ ਗੁਰਬਾਣੀ ਜਿਹੜੀ ਹੈ ਆਈ ਧੁਰਕੀ ਇਹ ਮਨ ਨੂੰ ਸਮਝਾ ਕੇ ਅੰਦਰ ਟਿਕਾ ਕੇ ਬਿਠਾਉਂਦੀ ਹੈ ਇਹ ਅੱਗ 'ਚ ਖੇਡਦਾ ਹੀ ਨਹੀਂ ਕਿਉਂਕਿ ਜਿਹੜਾ ਬਾਲ ਹੈ ਕਹਿੰਦੇ ਅਗਨ ਸਰਪ ਕਰ ਮਿਲੇ ਇਹ ਜਦੋਂ ਸੱਪ ਨਾਲ ਖੇਡੂਗਾ ਬੱਚੇ ਦਾ ਸੁਭਾਅ ਜਾ ਕੇ ਹੱਥ ਪਾਊਗਾ ਇਹ ਮਨ ਦਾ ਸੁਭਾਅ ਜਾਂ ਤਾਂ ਮਾਇਆ ਲਾਗਣੀ ਨਾਲ ਖੇਡਦਾ ਹੈ ਜਾਂ ਮਾਇਆ ਅਗਨ ਰੂਪ ਉਹਦੇ ਨਾਲ ਖੇਡਦਾ ਇਸ ਕਰਕੇ ਚਿੰਤਾ ਉਹਨਾਂ ਚਿਰ ਬੁੱਧੀ ਦੀ ਬਣੀ ਰਹਿੰਦੀ ਹੈ ਇਸ ਕਰਕੇ ਜੋ ਵੀ ਮਰਜ਼ੀ ਸੁਭਦਾਵਾ ਸੰਸਾਰ ਸੁਖ ਸਾਡੇ ਕੋਲ ਹੈਗੇ ਨੇ ਪਰ ਚਿੰਤਾ ਜਿਹੜੀ ਹੈ ਨਾ ਇੱਕ ਬਹੁਤ ਧੁਰੰਦਰ ਅੰਦਰ ਸਾਡੇ ਕੋਲ ਪਈ ਹੈ ਉਹ ਚਿੰਤਾ ਇਹ ਹੀ ਅਸਲ ਵਿੱਚ ਤੇ ਮਨ ਦਾ ਕੋਈ ਪਤਾ ਨਹੀਂ ਇਹਨੇ ਕਿਹੜੇ ਵੇਲੇ ਕੀ ਡਿਸੀਜਨ ਲੈ ਲੈਣਾ ਕਿੱਧਰ ਨੂੰ ਉਹਨੇ ਜਾ ਪੈਣਾ ਇਹਦਾ ਕੋਈ ਭਰੋਸਾ ਨਹੀਂ ਗੁਰੂ ਸਾਹਿਬ ਵੀ ਕਹਿੰਦੇ ਨੇ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰਤ ਇਹ ਦੋ ਜਾਣ ਦਾ ਕੋਈ ਮਤਲਬ ਜਿਹੜਾ ਜਿੰਨਾ ਚਿਰ ਪਹੁੰਚ ਨਹੀਂ ਮੈਂ ਜਾਂਦਾ ਟਿਕਾਣੇ ਇਹ ਉਹਨਾਂ ਚ ਜਾਂ ਸੱਪ ਮਾਰ ਵੀ ਦਈਏ ਨਾ ਸੱਪ ਮਾਰ ਵੀ ਦਈਏ ਸਾਨੂੰ ਕੰਮ ਹੀ ਭਰੋਸਾ ਨਹੀਂ ਫੱਜਦਾ ਉਹਨੂੰ ਹਲਾ ਹਲਾ ਕੇ ਦੇਖੀ ਜਾਂਦੇ ਆ ਜਿਵੇਂ ਘੇਸਰ ਵੱਟ ਕੇ ਤਾਂ ਨਹੀਂ ਕਰਿਆ ਜਿੰਨਾ ਚਿਰ ਪੂਰੇ ਦੀ ਕੌਨਫੀਡੈਂਸ ਨਾ ਹੋ ਜੀਏ ਕਿ ਹਾਂ ਵਾਕਈ ਮਰ ਗਿਆ ਉਹਨਾਂ ਦੀ ਉਹ ਉਹਦਾ ਖੜਾ ਨਹੀਂ ਛੱਡਦੇ ਸਿਰ ਹੀ ਕੁੱਟੀ ਜਾਂਦੇ ਨੇ ਕਰਕੇ ਮਨ ਦਾ ਕੋਈ ਪਤਾ ਨਹੀਂ ਇਹ ਤਾਂ ਰੋਜ਼ ਇਹਦੇ ਸਰੀਰ ਤੇ ਪੈਂਦੀ ਰਹੇ ਜਾਂਦੀ ਹੈ ਉਹ ਚਿੰਤਾ ਇਸੇ ਕਰਕੇ ਹੀ ਹੈ ਵੀ ਜਿੰਨਾ ਚਿਰ ਮਨ ਜਿਉਂਦਾ ਉਹਨਾਂ ਚਿਰ ਗੱਲ ਜਿਹੜੀ ਹੈ ਜਿੰਨਾ ਚਿਰ ਦੋ ਸੋਚਾਂ ਹੈਗੀਆਂ ਨੇ ਦੂਜੀ ਸੋਚ ਖਤਰੇ ਵਾਲੀ ਹੈਗੀ ਹੈ ਕਾਹਦੇ ਮਾਇਆ ਵਾਲੇ ਪਾਸੇ ਚਲੇ ਜਾਣਾ ਦਾ ਕੋਈ ਪਤਾ ਨਹੀਂ ਹਾਂਜੀ ਜਿਹੜੇ ਵੇਖਿਆ ਬਿੰਦ ਚਾਰ ਛੇ ਹਾਰ ਚਲਿਓ ਸਭ ਕੋਏ ਕਹਿੰਦੇ ਇਹ ਵਿਖਿਆ ਦਾ ਕਿੰਨੇ ਕੀ ਦਾ ਵਿਖਿਆ ਮਾਇਆ ਨੂੰ ਕਹਿੰਦੇ ਜਿਹੜਾ ਪਦਾਰਥ ਜਿਹਦੇ ਨੇ ਜਿਨ੍ਹਾਂ ਨੇ ਸਾਨੂੰ ਮੂਲ ਤੋਂ ਹੀ ਤੋੜਤਾ ਸਾਡੀ ਆਪਣੇ ਆਪੇ ਨਾਲ ਹੀ ਲੜਾਈ ਪਾਤੀ ਘਰ 'ਚ ਲੜਾਈ ਇਹਨੂੰ ਕਹਿੰਦੇ ਨੇ ਹੁਣ ਲੜਾਈ ਆਪਣੇ ਆਪ ਨਾਲ ਲੜਾਈ ਉਹ ਖਿਆਲਾਂ ਦੀ ਲੜਾਈ ਹੈ ਆਪਸ ਵਿੱਚ ਉਹ ਕਹਿੰਦੇ ਇਹ ਦੁਬਾਰਾ ਫੜੇ ਮੰਗਦੇ ਜੇ ਵੇਖਿਆ ਜਿੰਨ ਚਾਰ 6 ਆੜ ਚਲਿਓ ਸਭ ਕੋਈ ਸਾਰਾ ਕੋਈ ਜਾਦੂ ਨਹੀਂ ਲਿਖਿਆ ਦਿਨ ਚਾਰ ਦੀ ਉਹ ਗੱਲ ਹੈ 4 6 ਲਾ ਲਓ ਚਲੋ ਕਹਿ ਕੇ 6 ਕਹਿ ਜਿਹੜੇ ਚਾਰ ਤਾਂ ਸਾਡੀ ਬੋਲਦੇ ਨਾ ਚਾਰ ਇਹ ਜ਼ਿੰਦਗੀ ਕਹਿੰਦੇ ਚਾਰ ਦਿਨਾਂ ਦੀ ਹੈ ਕਹਿੰਦੇ ਚਲ ਦੋਨੀ ਬੋਲੀ ਹੋਰ ਵਧਾ ਲਾ 6 ਕਰ ਲੈ ਉਹ ਕਹਿੰਦੇ ਛਾੜ ਚਲਿਓ ਸਭ ਕੋਏ ਸਭ ਦਾ ਕਿਆ ਰਾਜਾ ਕੀ ਪਰਜਾ ਕੀ ਰੰਗ ਕੀ ਰਾਜ ਸਾਰਿਆਂ ਨੂੰ ਜਣ ਤੂੰ ਹੈ ਕੋਈ ਕਹਿੰਦੇ ਰਾਜਾ ਪਰਜਾ ਸਮਕਾਰ ਮਾਰੇ ਲੋਕਾਂ ਵਡਾਨੀ ਦੇ ਕਾਹ ਤਾਂ ਇੰਨੀ ਸ਼ਕਤੀ ਜਾਂਦੀ ਹੈ ਉਹਦੀ ਤਾਂ ਗਾਹ ਰਹਿੰਦੀ ਹੈ ਛੱਡਿਆ ਕੋਈ ਕੀ ਹੈ ਜੋ ਰਾਜਾ ਚੱਕਰਵਰਤੀ ਹੈ ਚਾਹੇ ਕੋਈ ਵੱਡਾ ਸ਼ਾਹ ਹੈ ਚਾਹੇ ਗਰੀਬ ਹੈ ਚਾਹੇ ਕੋਈ ਹੈ ਕਾਲ ਦੀ ਤਾਂ ਕਾਲ ਦੀ ਚੋਲ ਬਰਾਬਰ ਪੈਂਦੀ ਹੈ ਕਹਿੰਦੇ ਛਾੜ ਚੱਲਿਓ ਸਭ ਹੋਏ ਆ ਦੇਖਿਆ ਜਿਹੜੀ ਦੇਖਦਾ ਚਾਰ 6 ਦਿਨਾਂ ਦੀ ਇਹਦੀ ਖੇਡ ਹੈ ਜਿਹੜਾ ਤੈਨੂੰ ਲੁਭਾਏ ਮਨ ਕੀਤਾ ਹੋਇਆ ਹੈ ਜਿਹਨੇ ਤੈਨੂੰ ਆਪਣਾ ਪ੍ਰਭ ਜਿਹਨੇ ਤੈਨੂੰ ਆਪਣਾ ਮੂਲ ਬਸਰਾਇਆ ਹੋਇਆ ਉਹ ਆਪਣੀ ਐਸੇ ਕੰਮ ਕਰਦਾ ਜਿਹੜੀ ਤੈਨੂੰ ਆਪਣੀ ਆਤਮਾ ਹੀ ਨਹੀਂ ਤੇਰੀ ਅੰਤਰ ਆਤਮਾ ਹੀ ਤੇਰੇ ਤੋਂ ਨਰਾਜ਼ ਹੈ ਸਾਰੇ ਵਾਸਤੇ ਆ ਜਿਹੜੀ ਛੱਡ ਦੇਣੀ ਹੈ ਨਾ 4-6 ਦਿਨਾਂ ਨੂੰ ਝਾੜ ਚਲੇ ਸਭ ਕੋਏ ਉਹਦੇ ਪਿੱਛੇ ਤੂੰ ਇਹ ਸਾਰਾ ਕੁਝ ਦੌਰ ਤੇ ਲਾਇਆ ਹੋਇਆ ਹਾਂਜੀ ਸਾਰ ਕੋ ਮਾਤ ਪਿਤਾ ਸੁਤ ਧੀਆ ਰਹਿ ਪੰਤਾ ਸਚ ਸੰਗ ਨਾ ਲਿਆ ਇਹ ਪਹਿਲੋ ਤਾਂ ਬਾਹਰਲੀ ਵਿਖਿਆ ਦੀ ਗੱਲ ਕਰਤੀ ਨਾ ਜਿਹੜੇ ਜੜ ਵਸਤੂਆਂ ਨੇ ਸਾਡੇ ਘਰ ਸਮਝ ਲਈ ਹੁਣ ਲੈ ਲੈ ਚੇਤਨ ਰਸਤਿਆਂ ਦੀ ਗੱਲ ਇਹਦੇ ਇਹਨਾਂ ਤਾਂ ਮੋਹ ਸਾਡਾ ਮਾਇਆ ਚ ਸਭ ਮਾਇਆ ਦੇ ਕਰਦੇ ਆ ਇਕੱਠੀ ਜਾਇਜ਼ ਨਜਾਇਜ਼ ਕਰਦੇ ਨੇ ਇਹਨਾਂ ਵਾਸੀ ਨੇ ਨਾ ਗਿਣੇ ਨੇ ਰਸਤੇ ਹੁਣ ਧੀਆਂ ਸੁੱਤ ਬੰਦਾ ਭਰਾ ਸਾਰੇ ਉਹਦੇ ਪਾਸੇ ਕਹਿੰਦੇ ਕਾਫੀ ਆਪੋ ਮਾਤ ਸਤਾ ਸੁੱਤ ਧੀਆਂ ਹਾਂ ਤੇ ਪਾਲਿਤਾ ਕੁਛ ਸੰਗ ਨਾ ਲੀਆ ਉਹ ਚੱਲੂਗਾ ਨਾਲ ਚੱਲੂ ਨਾਲ ਕੋਈ ਜਿਹੜੇ ਰਿਸ਼ਤੇ ਕਰੇ ਨੇ ਪਰ ਤੂੰ ਤਾਂ ਉਹਦੇ ਨਾਲ ਤੂੰ ਤਾਂ ਤੇਰਾ ਤਾਂ ਰਾਹ ਤੇ ਬਹੁਤ ਅੱਗੇ ਆ ਤੇਰੀ ਤਾਂ ਮੰਜ਼ਿਲ ਨਹੀਂ ਅੱਗੇ ਆ ਤੇਰਾ ਤਾਂ ਘਰ ਹੈ ਨਹੀਂ ਇਹ ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤੈਂ ਜਾਣ ਉਹ ਡੇਰਾ ਦਾ ਸੰਜਮੋ ਗੁਰ ਕੇ ਸ਼ਬਦ ਪਛਾਨ ਗੁਰੂ ਦੇ ਉਪਦੇਸ਼ ਨਾਲ ਉਹ ਡੇਰਾ ਜਿੱਥੇ ਜਾ ਕੇ ਤਾਂ ਮੰਨਣਾ ਡੇਰਾ ਨੇ ਆਸਾਂ ਵੀ ਉੱਥੇ ਜਾਣਾ ਉਹਦਾ ਡੇਰਾ ਉਹਦਾ ਸੰਜਮ ਕੀਤਾ ਕੋਈ ਇੱਥੇ ਦਾ ਪੂਰਾ ਇੰਤਜ਼ਾਮ ਹੈ ਹਰ ਮੌਸਮ ਦਾ ਇੰਤਜ਼ਾਮ ਸਾਡੇ ਘਰਾਂ ਨੇ ਕੀਤਾ ਹੋਇਆ ਪਰ ਜਿੱਥੇ ਜਾਏ ਤੂੰ ਵਰਤਣਾ ਕਹਿੰਦੇ ਜਿੱਥੇ ਜਾਏ ਤੂੰ ਵਰਤਣਾ ਕੀ ਚਿੰਤਾ ਨਾ ਹੈ ਜਿੱਥੇ ਜਾ ਕੇ ਤੂੰ ਵਰਤਣਾ ਹੈ ਜਿੱਥੇ ਜਾ ਕੇ ਤੂੰ ਸਦੀਵੀ ਰਹਿਣਾ ਉਹਦੇ ਬਾਰੇ ਕੋਈ ਇੰਤਜ਼ਾਮ ਨਹੀਂ ਹੈ ਵੀ ਉਹ ਡੇਰੇ ਦਾ ਵੀ ਕੋਈ ਹੋਰੇ ਦਾ ਸਾਲ ਕਲੀ ਵੀ ਕਰਾਉਂਦਾ ਇਹ ਡੇਰੇ ਦਾ ਤਾਂ ਪੂਰਾ ਫਿਕਰ ਹੈ ਸਾਲ ਪੂਰੇ ਦੀ ਕਣਕ ਘਰੇ ਪਈ ਹੁੰਦੀ ਹੈ ਵੀ ਠੀਕ ਉੱਤੇ ਜਿੱਥੇ ਦੇਖੋ 50 60 ਸਾਲ ਦੇ ਜੀਵਨ ਪਿੱਛੇ ਤਾਂ ਸਾਡੇ ਕੋਲ ਇੰਨਾ ਫਿਕਰ ਆ ਸਾਨੂੰ ਪੂਰੇ ਇੰਤਜ਼ਾਮ ਦੀ ਪੱਕੇ ਕਰਕੇ ਰੱਖਦੇ ਆ ਪਰ ਉੱਥੇ ਵੀ ਇੰਤਜ਼ਾਮ ਜਿੱਥੇ ਜਾਏ ਤੋ ਵਰਤਣਾ ਇਸ ਕੀ ਚਿੰਤਾ ਨਾ ਹੈ ਕਹਿੰਦੇ ਜੋ ਘਰ ਛੱਡ ਗਵਾਵਣਾ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਏ ਜਿਹੜਾ ਘਰ ਛੱਡ ਦੇਣਾ ਸਰੀਰ ਵੀ ਯਾਰ ਬਾਹਰ ਨਾ ਦੇ ਕਹਿੰਦੇ ਸੋ ਲੱਗਾ ਮਨ ਮਾਏ ਇਹਦੇ ਵਿੱਚ ਨਾ ਮਨ ਦਾ ਫਿਕਰ ਹੈ ਕਹਿੰਦੇ ਜਿੱਥੇ ਜਾਏ ਤੂੰ ਵਰਤਣਾ ਤਿਸ ਕੀ ਚਿੰਤਾ ਨਾ ਹੈ ਉਹਦਾ ਫਿਕਰ ਨਹੀਂ ਉਹ ਤਾਂ ਇਹ ਤਾਂ ਕਹਿੰਦਾ ਵੀ ਉਹ ਜਿੰਨ ਦਾ ਛੱਡਿਆ ਹੁੰਦਾ ਜਾ ਕੇ ਮਜਲਿਸ ਨਾਲ ਹਾਜ਼ਰ ਵੀ ਹੋ ਜਾਂਦਾ ਉਹ ਘੰਟਾ ਯਾਦ ਆਉਂਦੀ ਆ ਤਾਂ ਘੰਟਾ ਮੁੜ ਜਾ ਕੇ ਫਿਰ ਭੁੱਲ ਜਾਂਦਾ ਫੇਰ ਮਰਨ ਵੱਲੋਂ ਵਿਚਾਰਿਆ ਫੇਰ ਹੋ ਜਾਂਦਾ ਤਾਂ ਹੀ ਕਹਿੰਦੀ ਜੇ ਮਰਨ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਆਚਾਰ ਕੀ ਜਾਣ ਇਹੀ ਆ ਲਾਈਫ ਸਾਡੀ ਖਾਣਾ ਪੀਣਾ ਹੱਸਣਾ ਸੌਣਾ ਇੱਕ ਦੂਜੇ ਕਹਿੰਦੇ ਵਿਸਰ ਗਿਆ ਹੈ ਮਰਨਾ ਜੇ ਮਰਨਾ ਚੇਤੇ ਰਹੇਗਾ ਹੱਸਣਾ ਖੇੜਾ ਇਹ ਤਾਂ ਚੇਤੇ ਹੀ ਨਹੀਂ ਆਉਂਦਾ ਫਿਰ ਫਿਰ ਤਾਂ ਇਹ ਹੁੰਦਾ ਵੀ ਚੱਲੇ ਨੱਜ ਕੇ ਕੱਲ ਤੇ ਦਰਿਆਵੇ ਕੰਨੇ ਰੁਕੜਾ ਕਿਤੇ ਦੇ ਬੰਦੇ ਧੀਰ ਕਹਿੰਦੇ ਕੱਚੇ ਭਾਂਡੇ ਰੱਖੀਏ ਕਿਚੜ ਦਾ ਹੀ ਨੀਰ ਉਹ ਜੇ ਵੀ ਦਰਿਆ ਦੇ ਕੰਢੇ ਤੇ ਖੜਾ ਦਰਖਤ ਦਰਿਆ ਦੀਆਂ ਛੱਲਾਂ ਤੋਂ ਉਹਨੇ ਕੱਟੀ ਜਾਣੀ ਜ਼ਮੀਨ ਥੱਲੇ ਤੋਂ ਕਿਨਾਰੇ ਦਰਿਆ ਦਰਖਤ ਨੇ ਜਾਣਾ ਹੀ ਜਾਣਾ ਵਿੱਚ ਔਰ ਕੱਚੇ ਭਾਂਡੇ 'ਚ ਰੱਖ ਦਈਏ ਪਾਣੀ ਪਾ ਕੇ ਪੱਕੇ ਜਿਹੜਾ ਰਹਿ ਜਾਂਦਾ ਨਾ ਕੱਚੇ ਦੀ ਨੀਰ ਰਹਿੰਦਾ ਕੱਚੇ ਦੇ ਟੁੱਟ ਜਾਣਾ ਕਿੰਨਾ ਕਿਚੜ ਹੈ ਤਾਂ ਗੁਰੂ ਸਾਹਿਬ ਇਹ ਘੜੇ ਦੀ ਗੱਲ ਕਰਦੇ ਨੇ ਕਹਿੰਦੇ ਕਿਆ ਵਿਸਾਸਾ ਇਸ ਭਾਂਡੇ ਦਾ ਇਤਨਾ ਕਿ ਲਾਗੇ ਠਣਕਾ ਇਸ ਕਰਕੇ ਐਗਜ਼ਾਮਪਲਾਂ ਉਦਾਹਰਨਾਂ ਬਾਹਰੋਂ ਸੰਸਾਰ ਚੋਂ ਦਿੰਦੇ ਨੇ ਐਸੀਆਂ ਸਟੀਕ ਗੁਰੂ ਸਾਹਿਬ ਇਹ ਦੇਖ ਰਿਹਾ ਤੇਰੇ ਸਾਹਮਣੇ ਹੀ ਹੈ ਕਿੰਨਾ ਕਿ ਚਿਰ ਦਰਖਤ ਆਪਣੇ ਆਪ ਨੂੰ ਹੌਸਲੇ ਚ ਖੜੂਗਾ ਕਿੰਨਾ ਕਿ ਚਿਰ ਘੜਾ ਪਾਣੀ ਨੂੰ ਸਾਂਭ ਲੂਗਾ ਕਿੰਨਾ ਕਿ ਜਿਹੜੇ ਆਤਮਾ ਨੂੰ ਸਾਂਭ ਲੂਗੀ ਇਹ ਤਾਂ ਜਿਵੇਂ ਤੇਲਾ ਨਾ ਮੁੱਠੀ 'ਚ ਖਾਲੀ ਹੈ ਉਹ ਕਿਰ ਜਾਣੇ ਨਾ ਪਤਾ ਹੀ ਲੱਗਣਾ ਕਦ ਮੁੱਠੀ ਖਾਲੀ ਇਹ ਤਾਂ ਕਹਿੰਦੇ ਆਏ ਪੜੇ ਧਰਮ ਰਾਏ ਕੇ ਵਿੱਚੇ ਤੂੰ ਮਾਤਾਮ ਇਹਦਾ ਧਰਮ ਰਾਏ ਨੇ ਦਮਾਮਾ ਕਰ ਦੇ ਦੇਣਾ ਕਿ ਸਨੇਹਾ ਕਾਲਾ ਜਿਹੜਾ ਕੋਈ ਕੋਈ ਕੋਈ ਪਤਾ ਨਹੀਂ ਹੈ ਇਹਦੀ ਕੋਈ ਗਾਰੰਟੀ ਨਹੀਂ ਹੈ ਕੋਈ ਦਿਨ ਮੁਕਰਰ ਨਹੀਂ ਹੈ ਹਾਂਜੀ ਇਹ ਪੰਜਤਾ ਕਛ ਸੰਗ ਨਾਲ ਇਹ ਚੇਤਨ ਰਿਸ਼ਤਿਆਂ ਦੀ ਗੱਲ ਕੀਤੀ ਆ ਵੀ ਇਹ ਵੀ ਦੇਖ ਲੈ ਇਹ ਵੀ ਨਿਗਾ ਮਾਰ ਲੈ ਚੱਲ ਇਹ ਵੀ ਨਾਲ ਮਾਰ ਲੈ ਰਿਸ਼ਤੇ ਕਿ ਕੋਈ ਹੈ ਫਿਰ ਰਹਿਣਾ ਦਾ ਫਿਰ ਅੰਤਰਾਤਮਾ ਨਹੀਂ ਨਾਲ ਹੈ ਤਾਂ ਕਿਹਾ ਵੀ ਸਭ ਵਿੱਚ ਆਪਣਾ ਇੱਕ ਰਾਮ ਪਰਾਇਆ ਇੱਕ ਰਾਮ ਪਰਾਇਆ ਇਹਦਾ ਆਪਣਾ ਵੀ ਜਿਹੜਾ ਪਿੱਛੇ ਵੀ ਨਾਲ ਆਇਆ ਸ੍ਰੀ ਛੱਡਣ ਤੋਂ ਬਾਅਦ ਫੇਰ ਨਾਲ ਜਾਣਾ ਉਹਦਾ ਬਣਿਆ ਹੋਇਆ ਪਰਾਇਆ ਆ ਜਿਹੜੇ ਪਰਾਏ ਬਣ ਜਾਣੇ ਨੇ ਕਹਿੰਦੇ ਜਮਕਾ ਡੰਡ ਮੂਡ ਮੈਂ ਲੱਗ ਗਿਆ ਖਿੰਨ ਮੈਂ ਭਈ ਪਰਾਈ ਜਿਹੜੀ ਖਿੰਨ ਚ ਸਾਰਾ ਕੁਝ ਪਰਾਇਆ ਹੋ ਜਾਣਾ ਖਿਣ ਚ ਪਰਾਇਆ ਹੋ ਜਾਣਾ ਉਹ ਆਪਣਾ ਮੰਨਿਆ ਹੋਇਆ ਕਹਿੰਦੇ ਪਰ ਕੀ ਕੋ ਆਪਣੀ ਰਹੇ ਆਪਣੋ ਨਹੀਂ ਪਾਇਆ ਪਰਾਈ ਨੂੰ ਆਪਣੀ ਗਈ ਜਾਂਦਾ ਓਏ ਤਾਂ ਜਿਵੇਂ ਆਪਾਂ ਸਫ਼ਰ ਕਰਦੇ ਆ ਲੰਬਾ ਸਫ਼ਰ ਆ 4-500 ਕਿਲੋਮੀਟਰ ਦਾ ਆਪਾਂ ਆ ਗਿਆ ਇਕੱਲੇ ਉਹ ਆਪਣੀ ਨਾਲ ਦੀ ਸੀਟ ਵਾਲੇ ਨਾਲ ਹੀ ਜਾਣ ਪਛਾਣ ਹੋ ਜਾਂਦੀ ਉਹਨੂੰ ਵੀ ਆਪਾਂ ਕਹਿਣਾ ਲਓ ਜੀ ਤੁਸੀਂ ਵੀ ਲਾਓ ਜੇ ਜਾਂ ਸਰਦਾ ਦੀ ਛੱਡੀਏ ਆਪਾਂ ਨੂੰ ਟਾਈਮ ਪਾਸ ਹੋ ਜਾਊਗਾ ਜੇ ਕੰਨਾਂ ਬਾਤਾਂ ਕਰਦੇ ਜਾਵਾਂ ਕੱਲੇ ਦਾ ਜੀ ਨਹੀਂ ਨਾ ਲੱਗਦਾ ਉਹ ਰਿਸ਼ਤੇ ਤਾਂ ਐਵੇਂ ਨੇ ਜਿਵੇਂ ਇੱਕ ਗੱਡੀ ਦਾ ਸਫ਼ਰ ਕਰਦੇ ਆ ਨਾ ਸਫ਼ਰ ਕਰਦੇ ਨਾਲ ਦੇ ਸੀਟ ਵਾਲੇ ਨਾਲ ਸਾਡੀ ਪ੍ਰੇਮ ਪੈ ਜਾਂਦਾ ਟੈਲੀਫੋਨ ਨੰਬਰ ਵੀ ਦੇ ਦਿੰਦੇ ਕਈ ਵਾਰ ਐਡਰੈਸ ਵੀ ਦੇ ਦਿੰਦੇ ਕਈ ਵਾਰ ਉਹ ਬਸ ਆਹ ਰਿਸ਼ਤੇ ਦਾ ਇੰਨੇ ਕੁ ਤੱਕ ਹੀ ਸੀਮਤ ਰੱਖਣੇ ਨੇ ਤੇ ਸਫ਼ਰ ਹੈ ਸਫ਼ਰ ਤੇ ਜਾਂਦੇ ਜਾਂਦੇ ਬਾਅਦ ਚੰਗਾ ਜੀ ਬਾਅਦ ਓਕੇ ਬਾਅਦ ਬਸ ਇੰਨੀ ਗੱਲ ਹੈ ਇੱਥੇ ਤੱਕ ਜੇ ਰੱਖਣੀ ਫਿਰ ਤਾਂ ਠੀਕ ਹੈ ਇਹ ਜਦੋਂ ਮੰਜ਼ਲ ਆਉਣ ਤੋਂ 4-5 10 ਕਿਲੋਮੀਟਰ ਪਹਿਲਾਂ ਹੀ ਬੋਰੀਆਂ ਦਿਸਣਾ ਜਿਹੜਾ ਗੋਲ ਬੰਨ ਕੇ ਨਾ ਸੀਟ ਤੋਂ ਥੱਲੇ ਤੱਕ ਹੀ ਮੁੜ ਰੱਖਿਆ ਹੋ ਜਾਂਦਾ ਬਸ ਇਹ ਰਸੇ ਇੱਥੇ ਤੱਕ ਹੀ ਨੇ ਅੰਤੇ ਕੋਨਾ ਸਹਾਈ ਨਾ ਅੱਗੇ ਦਾ ਜਿਹੜਾ ਤੇਰਾ ਮੰਜ਼ਲ ਦਾ ਰਸਤਾ ਹੈ ਉੱਥੇ ਨਹੀਂ ਜਾਣਾ ਇਹਨਾਂ ਦੀ ਆਪਣੀ ਮੰਜ਼ਲ ਜਾਂ ਨਾ ਹੋਣਗੇ ਇਹ ਆਪਣੇ ਰਾਜ ਨੇ ਸਾਰੇ ਪੰਛੀ ਨੇ ਸਭਣਾ ਸਹੁਰੇ ਵੰਜਣਾ ਸਭ ਮੁਕਲਾ ਬਣਹਾਰ ਉਹ ਆਪੋ ਆਪਣੀ ਚੱਲੀ ਜਾਣਗੇ ਜਿਹਦਾ ਜੀ ਲੱਗਿਆ ਵਾਲੇ ਵੀ ਧੱਕਾ ਕਰਨਾ ਤਾਂ ਕਿ ਸਾਧ ਕੋ ਮਿਲਨੇ ਜਾਈਏ ਸੰਗ ਨਾਲ ਹੀ ਚੱਕ ਹੋਏ ਸਭ ਤੋਂ ਰਸਤਾ ਸਿਨੀ ਆਦਮੀ ਨੇ ਕੁਰਬਾਨੀ ਨੇ ਸਭ ਤੋਂ ਵੱਧ ਮੰਨਿਆ ਨਾ ਉਹ ਵੀ ਤਾਂ ਮੰਨਿਆ ਭਈ ਇਹ ਧਰਮ ਦਾ ਰਿਸ਼ਤਾ ਹੁੰਦਾ ਬਲੱਡ ਰਿਲੇਸ਼ਨ ਦਾ ਨਹੀਂ ਆਦਮੀ ਹੈ ਇਦਾਂ ਨਹੀਂ ਉਹ ਧਰਮ ਵਿੱਚ ਆਇਆ ਚਾਹੇ ਉਹ ਅਗਨੀ ਨਾਲ ਫੇਰੇ ਰਹੇ ਨੇ ਚਾਹੇ ਗੁਰੂ ਗ੍ਰੰਥ ਸਾਹਿਬ ਦੇ ਫੇਰੇ ਲਾਏ ਨੇ ਜਿਹੜਾ ਮਾਸੋਂ ਸਭੇ ਵੀ ਹੈ ਨਹੀਂ ਉੱਥੇ ਦਾ ਖੂਨ ਦਾ ਰਿਸ਼ਤਾ ਵੀ ਹੈ ਨਹੀਂ ਪਰ ਉਹ ਰਿਸ਼ਤਾ ਸਾਰੇ ਰਿਸ਼ਤੇ ਠੇਕੇਦਾਰ ਹੁੰਦਾ ਇਹ ਐਵੇਂ ਨਹੀਂ ਧਰਮ ਵਿੱਚ ਲਿਆਂਦਾ ਹੋਇਆ ਉਹ ਰਿਸ਼ਤੇ ਦੇ ਵਿੱਚ ਉਹ ਧਰਮ ਦੀ ਪੈ ਰਹਿੰਦੀ ਹੈ ਧਰਮ ਦਾ ਕੁੰਡਾ ਰਹਿੰਦਾ ਨਹੀਂ ਰਸਤਾ ਕੀ ਹੈ ਜੀ ਇਹ ਜੇ ਧਰਮ ਮੰਨਣ ਦੀ ਕਹਿੰਦੇ ਮੰਨਦੇ ਦਾ ਰਿਸ਼ਤਾ ਦੀਨੀ ਨਹੀਂ ਰਹਿ ਗਿਆ ਨਹੀਂ ਮੰਨਦੇ ਦਾ ਕੁਝ ਵੀ ਨਹੀਂ ਹੈ ਜੇ ਮੰਨਦੇ ਆ ਧਰਮ ਨੂੰ ਤਾਂ ਇਦਾਂ ਮਜ਼ਬੂਤ ਰਿਸ਼ਤਾ ਹੈ ਪੁੱਤਰ ਵੀ ਪਿੱਛੇ ਹੋ ਜਾਂਦਾ ਸਾਰੇ ਰਿਸ਼ਤੇ ਫਿੱਕੇ ਪੈ ਜਾਂਦੇ ਨੇ ਪਰ ਜੇ ਧਰਮ ਵਿੱਚ ਰਹੇ ਤਾਂ ਜੇ ਸੱਚ ਵਿੱਚ ਰਹੇ ਹਾਂਜੀ ਐਸੀ ਸੱਚੀ ਜੋ ਬਿਨ ਸਤਨਾਹੀ ਹੁਣ ਸੰਚਨਾ ਹੁੰਦਾ ਇਕੱਠਾ ਕਰਨਾ ਪਾਣੀ ਜਿਵੇਂ ਅਸੀਂ ਸਿੰਜ ਰਹੇ ਹਾਂ ਧਰਤੀ ਇਕੱਠਾ ਕਰਦੀ ਹੈ ਜੋ ਅਸੀਂ ਮਾਇਆ ਦਾ ਕੱਟ ਰਹੇ ਇਕੱਠਾ ਕਰ ਰਹੇ ਕਹਿੰਦਾ ਪਰ ਚੱਲ ਇਹ ਤਾਂ ਕਰ ਲੈ ਜਿੰਨਾ ਚਿਰ ਸਰੀਰ ਦਾ ਵਰਤੇਗਾ ਤਾਂ ਉਹਨਾਂ ਚਿਰ ਜਿੰਨਾ ਚਿਰ ਆਤਮਾ ਸਰੀਰ 'ਚ ਵਿਚਰਦੀ ਹੈ ਉਹਨਾਂ ਜਿਹੜੇ ਕੋਈ ਬਾਹਰਲਾ ਸਾਡਾ ਕੰਮ ਆ ਸਕਦਾ ਉਹ ਬਾਹਰ ਤਾਂ ਕੱਪੜੇ ਵੀ ਨਹੀਂ ਸੁੰਦੇ ਕਹਿੰਦੇ ਹੋਈਆਂ ਟੋਪੇ ਦੇ ਮਾਰ ਦੋ ਕਫਨ ਦੇ ਤਾਂ ਜਿੰਨਾ ਚਿਰ ਆਤਮਾ ਉਹਨਾਂ ਦੀ ਵੈਲਿਊ ਹੈ ਵੈਲਿਊ ਆਤਮਾ ਦੀ ਹੈ ਕਹਿੰਦੇ ਹੁਣ ਸੀਨ ਦੀ ਲੋੜ ਨਹੀਂ ਹੈ ਐਕਣੇ ਮਰਦੇ ਕਹਿੰਦੇ ਬਸ ਸਿੱਧੇ ਦੇ ਪਹਿਲਾਂ ਦਾ ਅਗਲਾ ਪੂਰੀ ਸਟਿਚਿੰਗ ਕਰਾਉਂਦਾ ਬਾਅਦ ਵਿੱਚ ਸਟਿਚਿੰਗ ਦੇਖਦਾ ਕੋਈ ਉਹ ਕਹਿੰਦਾ ਅੰਦਾਜ਼ੇ ਨਾਲੇ ਕੱਪੜੇ ਸੀ ਲੋ ਬਸ ਉਹ ਵੈਲਿਊ ਆਤਮਾ ਦੀ ਹੈ ਕਿਸੇ ਨਹੀਂ ਹੈ ਇਸ ਕਰਕੇ ਐਸੀ ਸੰਚ ਜੋ ਬਿਨਸਤ ਨਹੀਂ ਉਹ ਕੁਝ ਇਕੱਠਾ ਕਰਦੇ ਜਿਹੜੀ ਬਿਨਸੇ ਨਾ ਰੋਹ ਦਾ ਗੁਰਬਾਣੀ ਦਾ ਗਿਆਨ ਹੈ ਗੁਰਬਾਣੀ ਦੀ ਸੋਝੀ ਹੈ ਇਹੀ ਨਾਲ ਜਾਣੀ ਹੈ ਹੋਰ ਤਾਂ ਕੋਈ ਚੀਜ਼ ਨਹੀਂ ਕਹਿੰਦੇ ਇੱਕ ਕੇ ਨਾਮ ਲੈਣਾ ਅੱਗੇ ਨਹੀਂ ਹੈ ਓਏ ਅੱਗੇ ਤਾਂ ਖੋਲਣਾ ਅੱਗੇ ਦਾ ਮਤਲਬ ਸਰੀਰ ਤੋਂ ਬਾਅਦ ਨੋ ਐਂਟਰੀ ਮਾਇਆ ਸੀ ਅੱਗੇ ਸਿਰਫ ਜੇ ਜਾ ਸਕਦਾ ਕਿਉਂ ਜਾ ਸਕਦਾ ਸਵਾਲ ਇਹ ਹੈ ਵੀ ਹਰ ਕਾ ਨਾਮ ਹੈ ਕਿਉਂ ਜਾਊਗਾ ਇਹ ਆਇਆ ਹੀ ਤੁਰ ਤੋਂ ਆਈ ਨਿਰਾਕਾਰ ਦੇ ਦੇਦੀ ਹੈ ਬੋਲੀ ਚਾਹੂਗੀ ਤਾਂ ਨਿਰਾਕਾਰ ਇਹਨੇ ਇਹਨੇ ਇਹਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਹੈ ਇਸ ਕਰਕੇ ਤਾਂ ਕਹਿੰਦੇ ਦੂਰ ਰਹੀ ਉਹ ਜਨ ਤੇ ਬਾਤ ਜਿਹੜਾ ਇਹ ਲੈ ਲਵੇ ਉਹ ਤਾਂ ਕਹਿੰਦਾ ਆਓ ਬੈਠ ਆਓ ਬੈਠ ਆਦਰ ਦੇ ਲਊ ਉੱਥੇ ਤਾਂ ਰੇੜੇ ਧਰ ਕੇ ਕਹੇ ਨਾ ਕੋ ਕਿਉਂਕਿ ਜਿਹੜਾ ਇਹਦੀ ਉਂਗਲ ਫੜ ਕੇ ਜਾਊਗਾ ਜਿਵੇਂ ਆਪਣੇ ਕੋਲ ਵੀਆਈਪੀ ਕਾਰਡ ਨਹੀਂ ਹੁੰਦਾ ਜੇ ਵੀਆਈਪੀ ਕਾਰਡ ਜਦੋਂ ਆਪਾਂ ਨੂੰ ਮਿਲ ਜਵੇ ਫਿਰ ਰੋਕਦਾ ਕੋਈ ਉਹ ਵੀਆਈਪੀ ਕਾਰਡ ਹੈ ਗੁਰਬਾਣੀ ਦੀ ਸੋਝੀ ਜਿਹੜੀ ਹੈਗੀ ਹੈ ਅਗਰ ਵੀਵੀਆਈਪੀ ਵਾਲੇ ਦੂਜੇ ਨੇ ਇੱਕ ਹੋਰ ਲਾਤ ਨੇ ਵੀਆਈਪੀ ਦੇ ਨਾਲ ਇੱਕ ਹੋਰ ਲਾਤਾ ਵੀਵੀਆਈਪੀ ਨਵਾਂ ਲਾਤਾ ਇੱਕ ਇਹ ਤਾਂ ਉਹਨਾਂ ਦੀ ਹੈ ਸੱਚਖੰਡ ਵਾਲਿਆਂ ਦੀ ਇਹਨੂੰ ਕੌਣ ਰੋਕ ਲੂਗਾ ਇਸ ਕਰਕੇ ਜੋ ਐਸੀ ਸੰਚ ਜੋ ਮਿਲ ਸਕਣਾ ਹੀ ਕਿਉਂਕਿ ਦੂਜਾ ਜਿਹੜਾ ਧਨ ਹੈ ਉਹ ਤਾਂ ਪਿਛੇ ਰਾਖੇ ਕੇ ਵੀ ਲੈ ਜੂਗਾ ਉਹ ਤਾਂ ਵੰਡੀਆਂ ਵੀ ਪਾ ਲੂਗਾ ਭਰਾ ਜਾ ਕੇ ਹੋਗਾ ਉਹਦਾ ਰੌਲਾ ਵੀ ਪੈਂਦਾ ਰਹਿੰਦਾ ਦੂਜੀ ਮਾਇਆ ਦਾ ਤਾਂ ਗੁਰਬਾਣੀ ਦੀ ਜਿਹੜੀ ਸੋਝੀ ਹੈ ਇਹ ਗਿਆਨ ਰੂਪੀ ਜਿਹੜਾ ਧਨ ਹੈ ਹੈ ਜਿਹੜਾ ਤੁਸੀਂ ਕੋਈ ਕੰਮ ਤੁਸੀਂ ਸਿੱਖ ਲਿਆ ਸਿੱਖ ਲਿਆ ਬਸ ਉਹ ਕਿਵੇਂ ਜਾਊਗਾ ਕਿਵੇਂ ਵਿਸਰ ਜੀ ਇੱਕ ਵਾਰੀ ਚੀਜ਼ ਤੁਸੀਂ ਨੂੰ ਗਿਆਨ ਲੈ ਲਿਆ ਉਹ ਗਿਆਨ ਮਰਦਾ ਹੀ ਨਹੀਂ ਹੁੰਦਾ ਇਸ ਕਰਕੇ ਗੁਰਬਾਣੀ ਦਾ ਜਿਹੜਾ ਗਿਆਨ ਹੈ ਇਹਨੂੰ ਸੰਚੋ ਜਿਹੜਾ ਬਿੜਕਦਾ ਨਹੀਂ ਨਾਲ ਜਾਊਗਾ ਕਿਉਂਕਿ ਖੱਬੇ ਬੁੱਧੀ ਜਾਂਦੀਆਂ ਨਾ ਇੱਕ ਰਹੇ ਤਤ ਗਿਆਨ ਸੰਸਾਰ ਦਾ ਕੋਈ ਵੀ ਗਿਆਨ ਚਾਹੇ ਕੋਈ ਡਾਕਟਰ ਹੈ ਚਾਹੇ ਕੋਈ ਇੰਜੀਨੀਅਰ ਹੈ ਚਾਹੇ ਕੋਈ ਟੌਪ ਤੋਂ ਟੌਪ ਗਿਆਨ ਹੈ ਟੌਪ ਪਰ ਕਿਸੇ ਵੀ ਗਿਆਨ ਦਾ ਮਾਸਟਰ ਜਦੋਂ ਸਰੀਰ ਤੋਂ ਆਤਮਾ ਨਾਲ ਕੀਤੀ ਜਾਂਦੀ ਹੈ ਤਾਂ ਉਹ ਗਿਆਨ ਜਿਹੜਾ ਹੈ ਖਤਮ ਨਾਲ ਹੋ ਜਾਂਦਾ ਸਰੀਰ ਦੇ ਪਰ ਗੁਰੂ ਸਾਹਿਬ ਕਹਿੰਦੇ ਸਭੀ ਬੁੱਧੀ ਜਾਲੀ ਜਾਂਦੀ ਹੈ ਇੱਕ ਰਹਿ ਤਤ ਗਿਆਨ ਜਿਹਨੇ ਤਤ ਗਿਆਨ ਲੈ ਲਿਆ ਜਿਹੜੀ ਬੁੱਧੀ ਨੇ ਉਹ ਨਹੀਂ ਉਹਨੂੰ ਜਾਣਿਆ ਜਾਂਦਾ ਉਹਨੂੰ ਲੋੜ ਨਹੀਂ ਪੈਂਦੀ ਜੇ ਫੋਟੋ ਤਾਂ ਹੀ ਕਟਾੜੀ ਜਮਾਉਂਦੇ ਆ ਅੱਗੇ ਤੇ ਤਾਂ ਹੀ ਪਾਵਾਂਗੇ ਜੇ ਖੋਲਦਾ ਇਹ ਜਾਣਾ ਹੀ ਉਹਨਾਂ ਜਿੰਨੀ ਰੋਜ਼ ਨਹੀਂ ਖੋਤਾ ਇੱਥੇ ਰਹਿ ਜਾਣਾ ਜਿਹੜੀ ਸਾਡੀ ਮਾਇਆ ਦਾ ਗਿਆਨ ਇੱਥੇ ਹੀ ਰਹਿ ਜਾਣਾ ਇਸ ਕਰਕੇ ਐਸਾ ਸੰਚ ਐਸਾ ਇਕੱਠਾ ਕਰ ਜਿਹੜਾ ਤੇਰੇ ਚੱਲ ਰਿਹਾ ਨਾਲ ਚੱਲੇ ਉਸ ਤੇ ਵੀ ਆਪਣਾ ਘਰ ਜਾਹੀ ਦੋ ਗੱਲਾਂ ਨੇ ਜੇ ਹੁਣ ਮਾਪਿਓ ਨੇ ਇੱਥੋਂ 5-6 ਲੱਖ ਰੁਪਇਆ ਲਾ ਕੇ ਬਾਹਰਲੇ ਮੁਲਕ ਭੇਜਿਆ ਉਹ ਜੇ ਤਾਂ ਉੱਥੋਂ ਇੱਕ ਤਾਂ ਪੂੰਜੀ ਲੈ ਕੇ ਗਿਆ 5-7 ਲੱਖ ਦੀ 5-7 ਨਾਲ ਲੱਖ ਨਾਲ ਵਧਾ ਕੇ ਲੈ ਕੇ ਆਇਆ ਫੇਰ ਤਾਂ ਅਗਲੇ 에어ਪੋਰਟ ਤੇ ਲੈਣ ਜਾਂਦੇ ਨੇ ਵੈਲਕਮ ਕਰਨ ਜਾਣ ਵਾਸਤੇ 에어ਪੋਰਟ ਤੇ ਲੈਣ ਜਾਂਦੇ ਨੇ ਜੇ ਪਹਿਲਾਂ ਚਿੱਠੀਆਂ ਆਈਆਂ ਹੁਣ ਵੀ ਬਾਪੂ ਉਹ ਤਾਂ ਪਹਿਲਾਂ ਵੀ ਗਿਆ ਕਿ ਮੈਂ ਤਾਂ ਇੰਨੇ ਦਿਨੋਂ ਕੇ ਗੁਰਦੁਆਰੇ ਬੰਦ ਗੱਡੀ ਕਰਦਾ ਤੁਸੀਂ ਤਾਂ ਹੁੰਦਾ ਹੀ ਨੇ ਫਿਰ ਤੋਂ ਲੈਣ ਜਾਂਦਾ ਕੋਈ ਲੈਣ ਜਾਂਦਾ ਕੋਈ ਫਰਿੱਜ ਤੋਂ ਨਾਲ ਘਰੇ ਵੜਦਾ ਜੇ ਮੂਲ ਜੋ ਲੈ ਕੇ ਆਇਆ ਸੀ ਕਹਿੰਦੇ ਗੁਰਮੁਖ ਲਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਫਿਰ ਪਤਨ ਉਹ ਇੱਜ਼ਤ ਨਾਲ ਘਰ ਆਊਗਾ ਇੱਜ਼ਤ ਨਾਲ ਘਰ ਉਹ ਇਹਦਾ ਲਾਹਾ ਲੈ ਕੇ ਜਾਊਗਾ ਜੋ 84 ਲੱਖ ਜੂਨ ਚ ਇਹ ਸੋਝੀ ਲੈ ਕੇ ਆਇਆ ਜੀ ਜਾਂ ਇੱਥੇ ਆ ਕੇ ਮਨੁੱਖਾ ਦੇਹੀ ਜਿਹੜੀ ਹੈ ਇਹਦੇ ਵਿੱਚ ਆ ਕੇ ਆ ਧੁਰਦੀ ਬਾਣੀ ਨਾਲ ਜੁੜ ਕੇ ਜਿਹੜਾ ਗਿਆਨ ਲੈ ਲੂਗਾ ਉਹ ਫਿਰ ਕਹਿੰਦੇ ਪੱਤ ਸੇਤੀ ਘਰ ਜਾਏ ਇੱਜ਼ਤ ਨਾਲ ਜਾਂਦਾ ਫਿਰ ਨਿਰਭਾਰ ਹੋ ਕੇ ਜਾਂਦਾ ਉਹ ਭਾਰ ਨਾਲ ਹੀ ਆਉਂਦਾ ਬੰਦਾ ਜੇ 5 ਲੱਖ ਘਰੇ ਗਿਆ ਵੀ ਕਿੱਡਾ ਭਾਰ ਹੁੰਦਾ ਉਹਦੇ ਅੱਖਾਂ ਕਿਨੋਂ ਨੀਵੀਆਂ ਹੁੰਦੀਆਂ ਨੇ ਪਛਤਾਵਾ ਰੱਬ ਇੱਜ਼ਤ ਕਰਨ ਕਰਦੇ ਨੇ ਵਾਲਣਾ ਤਾਂ ਹੈ ਹੀ ਹੈ ਘਰੇ ਹੋ ਕਰਦੇ ਜੀ ਜੇ ਆਪਣਾ ਨਹੀਂ ਹੋਇਆ ਉਹ ਸੱਚਖੰਡ ਨਾਲ ਆਪਣਾ ਵਾੜਨਗੇ ਤਾਂ ਸਹੀ ਹੋਈ ਪਰ ਇੱਜ਼ਤ ਨਾਲ ਨਹੀਂ ਜਾਂਦਾ ਫਿਰ ਉਹ ਤੇ ਬੇਇੱਜ਼ਤੀ ਨਹੀਂ ਕਰਦਾ ਕੋਈ ਆਪਣੇ ਅੰਦਰੋਂ ਹੀ ਬਸ਼ਰਮੀ ਦਾ ਮਾਰੇ ਅੱਖਾਂ ਨੀਵੀਆਂ ਹੋ ਜਾਂਦੀਆਂ ਇੱਜ਼ਤ ਫਿਰ ਇੱਕ ਦਾ ਛਾਤੀ ਚੌੜੀ ਕਰਕੇ ਆਊਗਾ ਜੇ ਲਾਹ ਲੈ ਕੇ ਗਿਆ ਇਸ ਕਰਕੇ ਜੇ ਇੱਜ਼ਤ ਨਾਲ ਘਰੇ ਜਾਣਾ ਹੈ ਫਿਰ ਐਸੀ ਸੈਂਚ ਜੋ ਬਿਨ ਸਤ ਨਹੀਂ ਹਾਂਜੀ ਆਪ ਸੰਗ ਕਲ ਕੀ ਸਰੰਦਾ ਆ ਨਾਨਕ ਤੇ ਦੇ ਬਹੁਰ ਨਾ ਆਇਆ ਜਦ ਕੀਰਤਨ ਦੀ ਗਰੰਟੀ ਦੇ ਨੇ ਕਹਿੰਦੇ ਸਾਧ ਸੰਗ ਜੈ ਕੀਰਤਨ ਗਾਇਆ ਜਿਨੇ ਆਪਣੇ ਸੰਗੀ ਨੂੰ ਆਪਣੇ ਮਨ ਨੂੰ ਸਾਧ ਕੇ ਉਹ ਬੁੱਧੀ ਸੰਗੀ ਹੈ ਨਾ ਨਾਲ ਦਾ ਇਹਨੂੰ ਸਾਧ ਕੇ ਜਿਨੇ ਕੀਰਤਨ ਗਾਇਆ ਨਾ ਨਾਨਕ ਤੇ ਫਿਰ ਦੁਬਾਰਾ ਜਨਮ ਨਹੀਂ ਲੈਣਾ ਫਿਰ ਉਹ ਕੀਰਤਨ ਹੈ ਜਿਹੜਾ ਤਾਂ ਕਿ ਐਸਾ ਕੀਰਤਨ ਕਰਮਨ ਮੇਰੇ ਇਹਾਂ ਉਹਾਂ ਜੋ ਕੰਮ ਤੇਰੇ ਜਿਹੜਾ ਇਹਾਂ ਤੋਂ ਉਹਾਂ ਦੇ ਕੰਮ ਆਉਂਦਾ ਉਹ ਕੀਰਤਨ ਜਿਹੜਾ ਦੁਬਾਰਾ ਜਨਮੇ ਮੇਟਿਆ ਜਨਮਾਨ ਜਨਮੇ ਵੇਟ ਦੇ ਅਗਲੇ ਜਿਹੜੇ ਲੈਣੇ ਨੇ ਐਸਾ ਕੀਰਤਨ ਫਿਰ ਜੇ ਮਨ ਨੂੰ ਸਾਧ ਕੇ ਮਨ ਨੂੰ ਕਾਬੂ ਕਰਕੇ ਕੀਤਾ ਜਾ ਸਕਦਾ ਹੈ ਉਹ ਕੀਰਤੀ ਜਿਹੜੀ ਹੈ ਇੱਕ ਮਨ ਕਿਤੇ ਹੋ ਗਈ ਕੀਤੀ ਜਾ ਸਕਦੀ ਹੈ ਕਹਿਣ ਦਾ ਭਾਵ ਇਹ ਹੈ ਜਿਹੜੀ ਕੀਰਤੀ ਹੈ ਗਾਈ ਗੁਰੂ ਕਹਿ ਨੇ ਇਹ ਸਮਝ ਉਦੋਂ ਹੀ ਆ ਸਕਦੀ ਹੈ ਜਦੋਂ ਬੁੱਧੀ ਆਪਣੇ ਮਨ ਨੂੰ ਸਾਧ ਲਵੇ ਹਾਂਜੀ ਲੋਕ ਸੰਤ ਕੁਦੀਨ ਮੁਖ ਗਿਆਨੀ ਤਲਵੰਤ ਮਿਸਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਪਰਵੰਤ ਦੂਜਾ ਟੌਪ ਸ਼ੁਰੂ ਕਰਦੇ ਹੋਏ ਗੁਰੂ ਸਾਹਿਬ ਦੂਜਾ ਸ਼ੁਰੂ ਹੋ ਗਿਆ ਨਾ ਵਿਆਖਿਆ ਕਰਤੀ ਪਿੱਛੇ ਇੱਕ ਨਕਸ਼ਾ ਦਿਖਾਇਆ ਨਾ ਪਿਛਲੇ ਸ਼ਲੋਕ 'ਚ ਕਿ ਜੋ ਤੂੰ ਕਰਨਾ ਹੈ ਜੋ ਤੁਸੀਂ ਕਰ ਰਹੇ ਹੋ ਉਹੀ ਦਿਖਾਇਆ ਤੂੰ ਬਾਹਰਲੀ ਚੀਜ਼ ਤਾਂ ਨਹੀਂ ਦਿਖਾਈ ਧਿਆਨ ਹੀ ਦਿਵਾਇਆ ਸਾਡਾ ਸਿਰਫ ਕਰ ਤਾਂ ਵੀ ਰਹੀ ਹੈ ਗੱਲ ਤਾਂ ਸਾਡੇ ਸਾਹਮਣੇ ਹੀ ਹੈ ਸਿਰਫ ਧਿਆਨ ਦਿਵਾਉਣ ਦੀ ਗੱਲ ਹੁੰਦੀ ਹੈ ਧਿਆਨ ਦਿਵਾਇਆ ਦਿਵਾਇਆ ਗੁਰੂ ਕਿਹਨੇ ਕਰ ਪਤਾ ਸਾਨੂੰ ਸਾਰਿਆਂ ਨੂੰ ਹੀ ਐਸੀ ਗੱਲ ਨਹੀਂ ਮਨ ਜਾਤ ਸਭ ਬਾਤ ਤਾਂ ਹੀ ਤਾਂ ਕਲਿੱਕ ਕਰਦੀ ਸਾਡੇ ਅੰਦਰ ਜਾ ਕੇ ਗੱਲ ਸਾਨੂੰ ਪਤਾ ਹੀ ਹੁੰਦਾ ਜੋ ਗੁਰਬਾਣੀ ਕਹਿ ਰਹੀ ਹੈ ਸੱਚ ਹੈ ਠੀਕ ਹੈ ਬਿਲਕੁਲ ਹੁਣ ਦੂਜਾ ਟੌਪਿਕ ਸ਼ੁਰੂ ਕੀਤਾ ਗੁਰੂ ਸਾਹਿਬ ਨੇ ਸ਼ਲੋਕ ਅੰਦਰ ਅੰਦਰ ਸੁਨੀਲ ਚਤੁਰਮੁਖ ਨਿਆਮੀ ਕੰਬੰਤ ਆ ਪੰਜ ਸੱਤ ਚੀਜ਼ਾਂ ਨੇ ਜਿਹੜੀਆਂ ਸਾਨੂੰ ਜ਼ਮੀਨ ਨਾਲ ਪੈਰ ਨਹੀਂ ਲੱਗਣ ਦਿੰਦੀਆਂ ਜਿਹੜੀਆਂ ਸਾਡੇ ਮੂਲ ਤੋਂ ਦੂਰੀ ਬਣਾ ਕੇ ਰੱਖਣ ਦੇ ਕਾਰਨ ਨੇ ਵਜ੍ਹਾ ਜਿਹੜੀ ਵਜ੍ਹਾ ਜਿਹੜੀ ਅਸੀਂ ਸੰਚਦੇ ਨਹੀਂ ਜੋ ਸਾਡੇ ਨਾਲ ਜਾਣਾ ਹੈ ਆ ਪੰਜ ਚਾਰ ਚੀਜ਼ਾਂ ਨੇ ਜਿਨ੍ਹਾਂ ਨਾਲ ਸਾਨੂੰ ਬੜਾ ਹੀ ਨਸ਼ਾ ਹੋਇਆ ਹੋਇਆ ਹੈ ਬੜਾ ਹੰਕਾਰ ਸਾਨੂੰ ਹੋਇਆ ਹੋਇਆ ਹੈ ਕਹਿੰਦੇ ਅਤ ਸੁੰਦਰ ਸੁੰਦਰਤਾ ਦਾ ਵੀ ਆਪਣਾ ਹੀ ਆਪਣਾ ਹੀ ਕੋਹ ਹੁੰਦਾ ਸੁੰਦਰਤਾ ਦੀ ਆਪਣੀ ਕੋ ਹੈ ਕਿ ਮੇਰੇ ਕੋ ਬੜਾ ਵੱਡਾ ਇੱਕ ਦੌਲਤ ਹੈ ਮੇਰੇ ਕੋ ਅਤ ਸੁੰਦਰ ਕੁਲੀਨ ਚੰਗੀ ਕੁੱਲ ਹੈ ਇਹਦਾ ਵੀ ਹੰਕਾਰ ਹੁੰਦਾ ਹੈ ਜੀ ਬ੍ਰਾਹਮਣ ਕੁੱਲ ਜੇ ਬੰਦਾ ਹੋਇਆ ਮੇਰੀ ਤੇ ਯਾ ਕੁੱਲ ਹੈ ਕੁੱਲ ਦਾ ਵੀ ਆਪਣਾ ਇੱਕ ਹੰਕਾਰ ਹੁੰਦਾ ਇਹ ਚੀਜ਼ਾਂ ਨੇ ਜਿਹੜੇ ਮੂੰਹ ਤੋਂ ਦੂਰੀ ਬਣਾ ਕੇ ਰੱਖਣ ਵਾਲੀਆਂ ਨੇ ਅਤ ਸੁੰਦਰ ਕਹਿੰਦੇ ਕੁਲੀਨ ਫਿਰ ਚਤਰ ਹੋਵੇ ਇੱਕ ਤਾਂ ਹੁੰਦਾ ਨਾ ਸਿੱਧਾ ਚਤਰ ਵੀ ਹੋਵੇ ਚਤਰ ਦਾ ਮਨ ਹੁੰਦਾ ਗਿਆਨਵਾਨ ਸਾਡੇ ਦੇ ਚਤਰ ਇੱਕ ਬੈਡ ਸੈਂਸ ਵਿੱਚ ਵੀ ਵਰਤਿਆ ਜਾਂਦਾ ਨਾ ਬੰਦਾ ਬੜਾ ਚਤਰ ਬਣਦਾ ਚਤਰ ਹੁੰਦਾ ਜਿਹਨੂੰ ਗੁਰਬਾਣੀ ਦੀ ਭਾਸ਼ਾ ਵਿੱਚ ਚਤਰ ਕਹਿੰਦੇ ਗਿਆਨਵਾਨ ਵੀ ਗਿਆਨ ਦਾ ਵੀ ਆਪਣਾ ਹੰਕਾਰ ਹੁੰਦਾ ਇੱਕ ਪਰ ਗੁਰਬਾਣੀ ਵਾਲਾ ਗਿਆਨ ਦਾ ਨਹੀਂ ਹੁੰਦਾ ਗੁਰਬਾਣੀ ਦਾ ਹੰਕਾਰ ਦੇ ਉੱਤੇ ਪੈਰ ਧਰਦੀ ਹੈ ਗੁਰਬਾਣੀ ਦਾ ਗਿਆਨ ਤਾਂ ਨਸ਼ਾ ਲਾ ਦਿੰਦਾ ਹੰਕਾਰ ਦਾ ਸਗੋਂ ਕਹਿੰਦੇ ਜੇ ਚਤਰ ਹੋਵੇ ਸੰਸਾਰੀ ਗਿਆਨ ਵੀ ਹੋਵੇ ਹਾਂਜੀ ਮੁੱਖ ਗਿਆਨ ਨਹੀਂ ਔਰ ਮੁੱਖ ਦਾ ਕਿਸੇ ਨੂੰ ਵਾਰੇ ਵੀ ਨਾ ਆਉਣ ਦਿੰਦਾ ਹੋਵੇ ਮੁੱਖ 'ਚ ਗਿਆਨ ਵੀ ਐਨਾ ਹੋਵੇ ਵਾਰੇ ਵੀ ਨਾ ਕਿਸੇ ਨੂੰ ਆਉਣ ਦਿੰਦਾ ਹੋਵੇ ਐਨਾ ਐਨੀਆਂ ਦਲੀਲਾਂ ਹੋਣ ਐਨਾ ਸੰਸਾਰੀ ਗਿਆਨ ਹੋਵੇ ਮੁੱਖ ਗਿਆਨੀ ਔਰ ਪੰਜਵੀਂ ਸ਼ਰਧਾ ਧੰਨਵਾਦ ਤੁਸੀਂ ਹੋਵੇ ਔਰ ਸੰਸਾਰੀ ਦੌੜ ਵੀ ਵਾਧੂ ਹੋਵੇ ਆ ਫਿਰ ਕੀ ਸੋਨੇ ਦੇ ਸਵਾਦ ਹੈ ਫਿਰ ਕਿਸੇ ਨੂੰ ਮਾਰੇ ਆਉਣ ਦਿੰਦਾ ਅਤ ਸੁੰਦਰ ਵੀ ਹੋਵੇ ਚਤਰ ਵੀ ਹੋਵੇ ਮੁੱਖ ਗਿਆਨੀ ਵੀ ਹੋਵੇ ਧਨਵੰਤ ਵੀ ਹੋਵੇ ਉੱਚੀ ਕੁੱਲ ਵੀ ਹੋਵੇ ਆ ਪੰਜੇ ਚੀਜ਼ਾਂ ਹੋਣ ਫਿਰ ਸਮਾਨਤਾ ਅਸਮਾਨ ਚ ਦਾ ਫਿਰ ਦਿਮਾਗ ਨੇ ਚੱਲਣਾ ਹੀ ਚੱਲਣਾ ਫੇਰ ਕਿਤੇ ਦੇਖਦਾ ਪਿੱਛੇ ਮੁੜ ਕੇ ਵੀ ਅੰਤਰਾਤਮਾ ਕੀ ਕਹਿੰਦੀ ਹੈ ਫੇਰ ਸੁਣਦਾ ਅੰਤਰਾਤਮਾ ਦੀ ਗੱਲ ਫੇਰ ਨਹੀਂ ਸੁਣਦਾ ਜੇ ਪੰਜ ਚੀਜ਼ਾਂ ਹੋਣ ਜੇ ਪੰਜ ਨਾ ਹੋਣ ਫੇਰ ਤਾਂ ਕੋਈ ਚਾਂਸ ਹੁੰਦੇ ਨੇ ਆ ਪੰਜ ਹੋਣ ਸ਼ਲੋਕ ਦਾ ਸ਼ੁਰੂ ਕੀਤਾ ਗੁਰੂ ਸਾਹਿਬ ਨੇ ਨਵਾਂ ਜਿਹੜੀਆਂ ਸਾਨੂੰ ਕਾਰਨ ਬਣਦੀਆਂ ਨੇ ਸਾਡਾ ਦੂਰੀ ਬਣਾਉਣ ਦਾ ਹਾਂਜੀ ਸਤ ਕਹੀਏ ਨਾਮ ਤਾਂ ਇਹ ਪ੍ਰੀਤ ਨਹੀਂ ਉਪਦਵਾਂ ਕਿਉਂਕਿ ਜਿਹੜੀ ਪ੍ਰੀਤ ਕਿਉਂ ਬਣਦੀ ਹੈ ਜਿਹੜਾ ਸਾਡਾ ਮੂਲ ਹੈ ਉਹਦਾ ਹਿਰਦੇ 'ਚ ਹੀ ਹੈ ਉਹ ਨਹੀਂ ਜਾਂਦਾ ਛੱਡ ਕੇ ਕਿਤੇ ਇਹ ਦਾ ਖਤਮੇ ਸਮਾਨ ਜਾਊਗਾ ਦੂਰੀ ਡਾਪੇ ਬਣ ਗਈ ਦੂਰੀ ਕਦਮਨ ਬਣਦੀ ਹੈ ਜਦ ਇਹ ਬ੍ਰੇਨ ਤੇ ਉੱਤਰਦਾ ਉਤਰਦਾ ਹੀ ਨਹੀਂ ਨਾ ਇਹਦਾ ਧਿਆਨ ਬਾਹਰ ਜਿਹੜੀ ਕਾਇਆ ਬਹੁ ਰੰਗੀ ਪ੍ਰਕਾਰੀ ਹੈ ਕਹਿੰਦੇ ਫਰੀਦਾ ਦੁਨੀ ਸਹਾਬਾ ਬਾਗ ਹੈ ਜਿਹੜਾ ਆ ਦੁਨੀ ਸਹਾਬਾ ਬਾਗ ਥੱਲੇ ਉਤਰਨ ਮਿਲਦਾ ਥੱਲੇ ਉਤਰਨ ਦਿੰਦਾ ਹੀ ਨਹੀਂ ਆ ਪੰਜ ਚੀਜ਼ਾਂ ਹੋਣ ਇਹ ਬੰਦੇ ਨੂੰ ਬੰਦਾ ਸਮਝੇ ਰੱਬ ਨੂੰ ਢੱਬ ਦੱਸਦਾ ਮੁੜ ਕੇ ਉਹ ਰੱਬ ਨੂੰ ਢੱਬ ਦੱਸਦਾ ਮੁੜ ਕੇ ਜਾਂ ਪੰਜ ਚੀਜ਼ਾਂ ਹੋਣ ਜਿਹਦੇ ਕੋਲ ਵਿਸਰਾਦ ਹੁੰਦੀਆਂ ਨੇ ਪੰਜ ਚੀਜ਼ਾਂ ਐ ਇਸ ਕਰਕੇ ਇਹ ਪੰਜੇ ਚੀਜ਼ਾਂ ਜਿਹਦੇ ਕੋਲ ਹੋਣ ਬੜਾ ਬਚ ਕੇ ਚੱਲਣ ਵਾਲੀ ਗੱਲ ਹੁੰਦੀ ਹੈ ਹਾਂਜੀ ਅੱਲਾਹ ਖੱਟ ਸ਼ਾਸਤਰ ਹੋਏ ਕਿ ਤਾਂ सब ਨੂੰ ਜਾਣੀ ਮ੍ਰਿਤਕ ਕੀ ਐਲਾਨ ਕਰਨਾ ਮ੍ਰਿਤਕ ਹੈ ਉਹ ਤਾਂ ਮਰਿਆ ਹੀ ਮਰਿਆ ਅੱਜ ਮਰਿਆ ਕੱਲ ਮਰਿਆ ਜਿਹਦਾ ਪੰਜ ਜੀ ਹੁਣ ਜੇ ਜੇ ਇਹਦਾ ਹੀ ਹੰਕਾਰ ਹੈ ਜੇ ਸੁੰਦਰਤਾ ਭਾਈ ਮੇਰੀ ਦਿੱਤੇ ਨਹੀਂ ਬਿਦਲਾ ਧਰੀ ਬਣਾਇਆ ਕਹਿੰਦੇ ਬਿਰਤ ਕਰ ਹਮ ਬਾਚਾ ਤ੍ਰਿਆ ਜਰਤਰ ਬਖਿਆ ਕਰਨ ਬਿਰਸਕ ਬਰਾਬਰ ਨੈਣ ਪਦ ਕਹਿੰਦੇ ਬਿਦਲਾ ਧਰੇ ਬਣਾਏ ਜੇ ਸੁੰਦਰਤਾ ਬਖਸ਼ੀ ਹੈ ਤਾਂ ਪਰਮੇਸ਼ਰ ਨੇ ਬਖਸ਼ੀਆ ਫੇਰ ਹੰਕਾਰ ਨਹੀਂ ਹੁੰਦਾ ਰਿਸਕ ਬਰਾਬਰ ਲੈਣ ਦਾ ਫਿਤਨਾ ਕਰੇ ਬਣਾਏ ਜੇ ਤਾਂ ਫਿਤਨਾ ਨੇ ਬਣਾਏ ਨੇ ਵਿਧੀ ਨੇ ਬਣਾਏ ਨੇ ਫਿਰ ਹੰਕਾਰ ਨੂੰ ਪਰਮੇਸ਼ਰ ਨੇ ਭਾਈ ਰੂਪ ਦਿੱਤਾ ਸੀ ਆਪ ਦਾ ਬਣਾਇਆ ਨਹੀਂ ਹੈ ਫੇਰ ਗੱਲ ਕੁਝ ਹੋਰ ਆ ਫਿਰ ਫੇਰ ਉਹ ਉੱਪਰ ਨੂੰ ਨਹੀਂ ਚੜਦਾ ਪਾਰਾ ਹੰਕਾਰ ਦਾ ਜੇ ਇਹ ਚੀਜ਼ਾਂ ਫਿਰ ਨਹੀਂ ਤਾਂ ਕਹਿੰਦਾ ਮਰਿਆ ਦਾ ਮਰਿਆ ਮਰੀ ਉਹਨੂੰ ਕੋਈ ਮਾਰਨ ਦੀ ਲੋੜ ਆ ਪੰਜ ਚੀਜ਼ਾਂ ਹਥਿਆਰੇ ਐਡੇ ਤਕੜੇ ਨੇ ਮੇਰੇ ਤਾਂ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਜੇ ਇਹਦਾ ਮਤਲਬ ਇਹਦੇ ਆਪਸ਼ਨ ਹੈ ਆਪਸ਼ਨ ਹੈਗੀ ਇਹਦੇ ਵਿੱਚ ਜੇ ਪੰਜੇ ਚੀਜ਼ਾਂ ਹੋਣ ਉੱਚੀ ਕੁੱਲ ਵੀ ਹੋਵੇ ਚਤੁਰ ਹੋਵੇ ਮੁਖ ਗਿਆਨੀ ਵੀ ਹੋਵੇ ਧਨਮੰਤ ਵੀ ਹੋਵੇ ਉੱਚੀ ਕੁੱਲ ਵਾਲਾ ਵੀ ਹੋਵੇ ਪਰ ਜੇ ਪ੍ਰੀਤ ਭਗਵੰਤ ਨਾਲ ਹੈ ਅੰਤਰਾਤਮਾ ਦੇ ਅਨੁਸਾਰ ਚੱਲਦਾ ਹੈ ਭੈਜ ਰਹਿੰਦਾ ਅੰਤਰਾਤਮਾ ਦੇ ਭੈਜ ਜੀਵਨ ਬਸਰ ਕਰਦਾ ਕੁਰਬਾਨੀ ਦੇ ਅਨੁਸਾਰ ਜੀਵਨ ਬਸਰ ਕਰਦਾ ਫੇਰ ਨਹੀਂ ਫੇਰ ਨਹੀਂ ਮਿਲਤ ਹੁੰਦਾ ਫਿਰ ਬਚ ਜਾਂਦਾ ਇਹਨਾਂ ਚੀਜ਼ਾਂ ਤੋਂ ਜੇ ਸੁਚੇਤ ਰਹਿੰਦਾ ਜੇ ਜਾ ਕੇ ਰਹਿੰਦਾ ਫੇਰ ਨਹੀਂ ਫਸਦਾ ਇਹ ਜੀ ਹਾਂਜੀ ਔੜੀ ਗੰਨਾ ਖਤ ਸ਼ਾਸਤਰ ਹੋਏਂਗੇ ਅਸਾਓ ਐਨੀ ਗੱਲ ਕਹਿ ਕੇ ਨਾਲੇ ਬਾਹਰ ਦੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਟੌਪ ਨੇ ਨਾ ਚੀਜ਼ਾਂ ਪੰਜ ਪ੍ਰੀਤ ਜਿਹਦੇ ਕੋ ਭਗਵੰਤ ਦੀ ਹੈਗੀ ਹੈ ਜਿਸ ਨੂੰ ਬਖਸ਼ੇ ਸਿੱਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਫਿਰ ਉਹ ਉਹ ਕਿਹਨੂੰ ਗਣਦਾ ਉਹਦਾ ਇਹਨੂੰ ਕੰਗਾਲ ਗਣਦਾ ਜਿਹਦੇ ਕੋ ਨਾਮ ਤਾਂ ਨਹੀਂ ਅਰ ਉਸੇ ਸ਼ਲੋਕ ਤੋਂ ਹੁਣ ਪੌੜੀ ਸ਼ੁਰੂ ਕੀਤੀ ਹੈ ਗੁਰੂ ਸਾਹਿਬ ਨੇ ਕਹਿੰਦੇ ਖੱਟ ਸ਼ਾਸਤਰਾਂ ਦਾ ਗਿਆਤਾ ਵੀ ਹੋਵੇ ਸ਼ਾਸਤਰ ਨੇ ਨਿਮਾਸਾ ਨਿਆਏ ਸਾਰੇ ਹੈਗੇ ਨੇ ਇਹਨਾਂ ਦਾ ਗਿਆਤਾ ਵੀ ਹੋਵੇ ਇਹਨਾਂ ਨੂੰ ਪੂਰਾ ਜਾਣਕਾਰ ਵੀ ਹੋਵੇ ਛੇ ਸ਼ਾਸਤਰਾਂ ਦਾ ਹਾਂਜੀ ਪੂਰਕ ਕੁੰਭਕ ਰਿਜਕ ਕਰਮਤਾ ਇਹ ਤੁਹਾਨੂੰ ਪੰਡਤ ਦੀ ਗੱਲ ਕੀਤੀ ਹੈ ਹੁਣ ਦੂਜੀ ਅੱਧੀ ਪੰਕਤੀ ਵਿੱਚ ਜੋਗੀ ਦੀ ਗੱਲ ਕੀਤੀ ਹੈ ਜਿਹੜਾ ਇਹ ਜੋਗੀ ਕਰਦੇ ਨੇ ਨਾ ਮਤਲਬ ਕਿ ਵੀ ਕਿਥਾ ਖਿੱਚ ਲੈਣਾ ਉੱਪਰ ਨੂੰ ਉਹਨੂੰ ਢਿੱਡ 'ਚ ਭਰ ਲੈਣਾ ਜਿਵੇਂ ਉਹ ਰਾਮਦੇਵ ਕਰਾਉਂਦਾ ਇਹਨੂੰ ਸਾਹ ਛੱਡਣਾ ਨਹੀਂ ਫਿਰ ਉਹਨੂੰ ਕੁੰਭਕ ਕਹਿੰਦੇ ਨੇ ਸਾਹ ਅੰਦਰ ਖਿੱਚ ਕੇ ਉਹਨੂੰ ਕੁੰਭ ਘੜੇ ਵਾਂਗ ਅੰਦਰ ਬਣਾ ਲੈਣਾ ਰੇਚਕ ਪੂਰਕ ਰੇਚਕ ਪੂਰ ਕੇ ਹਵਾ ਅੰਦਰ ਖਿੱਚ ਕੇ ਪੂਰ ਲੈਣੀ ਹੈ ਬਣੋ ਰੇਚਕ ਫਿਰ ਰੇਚਕ ਦਾ ਮਤਲਬ ਆ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਛੱਡਣੀ ਹੈ ਜਿਵੇਂ ਕਹਿੰਦਾ ਸਾਹ ਹੌਲੀ ਹੌਲੀ ਹੌਲੀ ਹੌਲੀ ਛੱਡਣਾ ਆਹ ਕੰਮ ਵੀ ਕਹਿੰਦੇ ਜਾਇ ਕਰ ਲਵੇ ਰੇਚਕ ਕੁੰਭਕ ਪੂਰਕ ਕੁੰਭਕ ਰੇਚਕ ਕਰਮਾਤਾ ਕਰਮਾਤਾ ਇਹ ਕਰਦਾ ਰਹੇ ਇਹਦੇ 'ਚ ਵੀ ਪੂਰਾ ਮਾਸਟਰੀ ਹੋਵੇ ਇਹਦੇ 'ਚ ਵੀ ਪੂਰੀ ਮਾਸਟਰੀ ਹੋਵੇ ਸ਼ਰਾਸੀ ਆਸਨ ਵੀ ਜਾਣਦਾ ਹੋਵੇ ਜੋਗੀ ਵਾਲੇ ਛੇ ਸ਼ਾਸਤਰ ਵੀ ਜਾਣਦਾ ਹੋਵੇ ਹਾਂਜੀ ਗਿਆਨ ਧਿਆਨ ਸੀਸ ਇਸ਼ਨਾਨੀ ਔਰ ਤੀਰਥਾਂ ਦੇ ਇਸ਼ਨਾਨ ਵੀ ਕੀਤੇ ਹੋਣ ਛੱਡਿਆ ਨਾ ਹੋਵੇ ਤੀਰਥ ਕੋਈ ਹਰ ਗਿਆਨ ਵੀ ਹੋਵੇ ਸੰਸਾਰੀ ਸ਼ਾਸਤਰਾਂ ਦੇ ਵੀ ਤਾਂ ਗਿਆਨ ਮਿਲੂਗਾ ਨਾ ਔਰ ਤੀਰਥ ਇਸ਼ਨਾਨੀ ਵੀ ਹੋਵੇ ਸਾਰੇ ਤੀਰਥਾਂ ਤੇ ਵੀ ਨਾਇਆ ਹੋਵੇ ਕਈ ਵਾਰੀ ਨਾਇਆ ਹੋਵੇ ਇੱਕ ਵਾਰੀ ਨਾਇਆ ਹੋਵੇ ਹਾਂਜੀ ਤੀਰਥ ਇਸ਼ਨਾਨੀ ਸੋਮ ਪਾਕ ਅਪਰਸ ਉਦਿਆਨੀ ਦੋ ਚੀਜ਼ਾਂ ਹੋ ਰਹਾ ਹੈ ਇਹ ਦੋਏ ਲੈਣੇ ਨੇ ਜਾਂ ਪੰਡਤ ਦੀ ਮਾਤਾ ਜਾਂ ਜੋਗੀਆਂ ਦੀਆਂ ਦੋਏ ਚੱਲਦੀਆਂ ਸੀ ਗੁਰੂ ਸਾਹਿਬ ਇਹਨੇ ਜ਼ਿਆਦਾ ਜ਼ਿਆਦਾ ਬੋਲ ਵਾਲਾ ਇਹਨਾਂ ਦਾ ਹੀ ਸੀ ਕਹਿੰਦੇ ਸੋਮਪਾਕਾ ਵੀ ਹੋਵੇ ਸੋਮ ਸੋਮਪਾਕਾ ਕਹਿੰਦੇ ਨੇ ਵੀ ਆਪ ਕਿਸੇ ਦੀ ਪਕਾਈ ਨਹੀਂ ਖਾਣੀ ਆਪ ਬਣਾ ਕੇ ਖਾਣੀ ਹੈ ਇਹਨੂੰ ਬੜਾ ਧਰਮ ਮੰਨਦੇ ਨੇ ਇਹਨੂੰ ਇਹਦੇ 'ਚ ਬੜੀ ਵੱਡੀ ਪ੍ਰਾਪਤੀ ਮੰਨਦੇ ਨੇ ਕਹਿੰਦੇ ਚਲੋ ਇਹ ਵੀ ਹੋਵੇ ਇਹ ਵੀ ਹੋਵੇ ਮਾੜੀ ਗੱਲ ਨਹੀਂ ਚੱਲੇ ਆਪ ਹੱਥ ਲਾ ਕੇ ਖਾ ਲੂਗਾ ਸੋਮ ਸੋਮਪਾਕਾ ਕਹਿੰਦੇ ਨੇ ਸਵੈਮ ਆਪ ਪਕਾ ਕੇ ਖਾਣ ਵਾਲਾ ਹੋਵੇ ਅਰ ਅਪਰਸ ਵੀ ਹੋਵੇ ਛੂਏ ਨਾਲ ਵੀ ਹੱਥ ਨਹੀਂ ਲਾਉਣਾ ਮੇਰੀ ਖਾਣ ਵਾਲੀ ਚੀਜ਼ ਨੂੰ ਕਿਸੇ ਨੇ ਮੇਰੇ ਸਰੀਰ ਨੂੰ ਹੱਥ ਨਹੀਂ ਲਾਉਣਾ ਨਹੀਂ ਮੈਨੂੰ ਇਸ਼ਨਾਨ ਕਰਨਾ ਪਊਗਾ ਦੁਬਾਰਾ ਅਪਰਸ ਵੀ ਕਰਨਾ ਹੋਵੇ ਯਾਨੀ ਜੋਗੀਆਂ ਬਾਦ ਹਰ ਕੇ ਜ਼ਾਹਿਰ ਵੀ ਸੰਸਾਰ ਤੋਂ ਅੱਡ ਹੋ ਕੇ ਸ਼ਹਿਰਾਂ ਪਿੰਡਾਂ ਜਿਵੇਂ ਰਹੇ ਜੰਗਲ ਉਦਿਆਨ ਜੰਗਲ ਨੂੰ ਕਹਿੰਦੇ ਨੇ ਉਜਾੜ ਦੀਆ ਮਨ 'ਚ ਰਹੇ ਇਹ ਵੀ ਭਾਵੇਂ ਕਰਦਾ ਹੋਵੇ ਹਾਂਜੀ ਰਾਮ ਨਾਮ ਸੰਗ ਮਨ ਨਹੀਂ ਛਿੱਤਾ ਪਰ ਜੇ ਦੇਖਦਾ ਪਿਆ ਜੇ ਰਾਮ ਨਾਮ ਦੇ ਨਾਲ ਸੰਗ ਨਾਲ ਨਾ ਜੁੜਿਆ ਇਹਦੇ ਨਾਲ ਹਿੱਤਾ ਨਹੀਂ ਹੋਇਆ ਇਹਦੇ ਨਾਲ ਪ੍ਰੇਮ ਨਹੀਂ ਹੋਇਆ ਗੁਰਬਾਣੀ ਦੇ ਗਿਆਨ ਨਾਲ ਨਹੀਂ ਇਹ ਜੁੜਿਆ ਉੱਪਰਲੇ ਕਿੰਨੇ ਕੰਮ ਨੇ ਸਾਰੇ ਧਰਮ ਦੇ ਹੀ ਗਿਣੇ ਨੇ ਆ ਧਰਮਾਂ ਦੇ ਵਿੱਚ ਹੋਰ ਨੇ ਬੜੇ ਸਤਕਾਰਕ ਕੰਮ ਨੇ ਤੀਰਥਾਂ ਦੇ ਇਸ਼ਨਾਨ ਕਰਨਾ ਆ ਸਾਹ ਪ੍ਰਾਣਾਯਾਮ ਕਰਨਾ ਆਪ ਬਣਾ ਕੇ ਆਪ ਖਾਣੀ ਵਿਵੇਕੀ ਰਹਿਣਾ ਵਿਵੇਕੀ ਰਹਿਣਾ ਸੰਸਾਰ ਤੋਂ ਅੱਡ ਹੋ ਕੇ ਰਹਿਣਾ ਕੋਈ ਛੋਟੀ ਜੀ ਗੱਲ ਹੈ ਕੋਈ ਛੋਟੀ ਜੀ ਗੱਲ ਹੈ ਬੜੀ ਬੜੇ ਇੱਕ ਸਾਰਤ ਕੰਮ ਨੇ ਕਹਿੰਦੇ ਕਰਮਾਤਾ ਪੂਰਾ ਇਹਨਾਂ ਵਿੱਚ ਨਿਪੁੰਨ ਹੈ ਪਰ ਜੇ ਹੇਤ ਨਹੀਂ ਨਾ RAM ਨਾਮ ਨਾਲ RAM ਨਾਮ ਸੰਗ ਨਹੀਂ ਹੇਤਾ ਹਾਂਜੀ ਉਹ ਕਛ ਕਿਨੋ ਤੂੰ ਅਨੇਕਾ ਬਸ ਜੋ ਵਿੱਚ ਕੀਤਾ ਸਾਰਾ ਹੀ ਅਨੇਕਾ ਖੂਜ ਗਿਆ ਜੋ ਕੁਝ ਕੀਤਾ ਹੈ ਨਾ ਦੇਖੋ ਰੋਕਿਆ ਨਹੀਂ ਬਵੇਕੀ ਹੋਣ ਤੋਂ ਨਹੀਂ ਰੋਕਿਆ ਥੋਂ ਪਾਗ ਹੋਣ ਤੋਂ ਨਹੀਂ ਰੋਕਿਆ ਤੀਰਥਾਂ ਦੇ ਨਹਾਉਣ ਨੂੰ ਨਹੀਂ ਰੋਕਿਆ ਪਰ ਇਹਨਾਂ ਯਾਮ ਕਰਨ ਨੂੰ ਨਹੀਂ ਰੋਕਿਆ ਪਰ ਕਹਿੰਦੇ ਨਾ ਸੁੰਦਰ ਹੋਣ ਨੂੰ ਧਨਵਾਨ ਹੋਣ ਨੂੰ ਕੁਝ ਨਹੀਂ ਕਰਿਆ ਕੁਝ ਨਹੀਂ ਰੋਕਿਆ ਪਰ ਕਹਿੰਦੇ ਜੇ ਰਾਮ ਨਾਮ ਨਾਲ ਸੰਗ ਨਹੀਂ ਕੀਤਾ ਸਭ ਕੁਝ ਅਨੇਕਾ ਸਾ ਜੋ ਕੁਝ ਵੀ ਕੀਤਾ ਜਾਏ ਜੋਗੀਆਂ ਨੂੰ ਕੀਤਾ ਨੇ ਸਿਰ ਸਾਦੇ ਗਿਆ ਜੋ ਮਰਜ਼ੀ ਕੀਤਾ ਪਰ ਜੇ ਕੱਲਾ ਰਾਮ ਨਾਮ ਸੰਗ ਕਰ ਲਿਆ ਫਿਰ ਤਾਂ ਕਿ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖੀ ਨਾਮ ਜਪੀਏ ਇੱਕ ਵਾਰ ਇਹਦੇ ਬਰਾਬਰ ਕੋਈ ਤੁਲ ਤੁਲ ਦਾ ਬਰਾਬਰ ਗੁਰਬਾਣੀ ਦੇ ਗਿਆਨ ਤੋਂ ਬਰਾਬਰ ਕੋਈ ਵੀ ਸੰਸਾਰ ਦਾ ਧਾਰਮਿਕ ਕੰਮੇ ਗਿਣੇ ਨੇ ਕੋਈ ਸੰਸਾਰੀ ਕੰਮ ਨਹੀਂ ਗਿਣੇ ਨੇ ਜਿੰਨਾ ਉਹ ਕੰਮ ਗਿਣੇ ਆ ਧਾਰਮਿਕ ਕੰਮ ਗਿਣੇ ਨੇ ਜਿਨ੍ਹਾਂ ਨੂੰ ਅਸੀਂ ਧਰਮਾਂ ਦੇ ਕੰਮ ਮੰਨ ਕੇ ਸਿਰ ਉਹਨਾਂ ਦੇ ਕਮੈਂਟ ਕੀਤਾ ਕਿਉਂਕਿ ਦੂਜੇ ਤੇ ਕਿਉਂ ਨਹੀਂ ਕਮੈਂਟ ਕੀਤਾ ਗੁਰੂ ਸਾਹਿਬ ਨੇ ਉਹ ਤਾਂ ਕਿਹਾ ਕਰਨ ਨੂੰ ਉਹ ਕਿਹਾ ਕਰਨ ਨੂੰ ਹੱਥ ਪਾਉ ਕਰ ਕੰਮ ਸਭ ਜੀਵ ਦੇ ਮਿਲ ਦੇ ਨਾਲ ਉਹ ਤਾਂ ਕਿਹਾ ਕੰਮ ਕਰਨ ਨੂੰ ਪਰ ਸਾਡੇ ਪ੍ਰਚਾਰਕਾਂ ਨੇ ਪਤਾ ਕੀ ਕੀਤਾ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮੇਰੇ ਸਾਹਿਬ ਸੰਗਤ ਭਜ ਕੇਵਲ ਨਾਮ ਉਹ ਛਡਾ ਦੇ ਸੰਸਾਰੀ ਕੰਮ ਛਡਾ ਦੇ ਅਵਰ ਕਾਜ ਉਹ ਅਵਰ ਕਾਜ ਆ ਕੀ ਜਿਹੜੇ ਆ ਗਏ ਨੇ ਧਰਮ ਦੇ ਕੰਮ ਇਹ ਨਹੀਂ ਅਵਰ ਕਾਜ ਜੇ ਆਪਾਂ ਪੰਕਤੀ ਦੇ ਅਸਲ ਲੈ ਲਈਏ ਵੀ ਅਵਰ ਕਾਜ ਤੇਰੇ ਕਿਤੇ ਕੰਮ ਨਹੀਂ ਉਹਦਾ ਕੰਮ ਆ ਰਹੇ ਨੇ ਨਾਲ ਆਵੇ ਤਾਂ ਬੜਾ ਮਜ਼ਦੂਰ ਦੇ ਆ ਕੇ ਦੇਖ ਲਾਂਗੇ ਸ਼ਾਮ ਨੂੰ ਜੇ ਰੋਟੀ ਪੱਕ ਜੂਗੀ ਉਹਦਾ ਕੰਮ ਸਾਡੇ ਆਉਂਦੇ ਨੇ ਆ ਨਹੀਂ ਕੰਮ ਹੋਵੇ ਜਿਹੜਿਆ ਕਰੇ ਨੇ ਜਿਹੜਿਆ ਧਾਰਮਿਕ ਕੰਮ ਕਰਨੇ ਨੇ ਉੱਪਰ ਅਮਰ ਕਾਜ ਤੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਨਾਮ ਜ਼ਰੂਰੀ ਹੈ ਬਾਕੀ ਜੋ ਮਰਜ਼ੀ ਕਰਦੇ ਰਹੋ ਚਾਹੇ ਧਰਮ ਦੇ ਕੰਮ ਕਰਦੇ ਰਹੋ ਸੰਸਾਰੀ ਕੰਮ ਕਰਦੇ ਆ ਜ਼ਰੂਰੀ ਹੈ ਇਹਦੇ ਨਾਲ ਹਿੱਤ ਲੱਗਣਾ ਇਹਦੇ ਨਾਲ ਪ੍ਰੇਮ ਜੁੜਨਾ ਇਹ ਜ਼ਰੂਰੀ ਹੈ ਪਾਰ ਉਤਾਰਾ ਗੁਰਬਾਣੀ ਦੇ ਗਿਆਨ ਨੇ ਕਰਨਾ ਹਾਂਜੀ ਵਾਤੇ ਉਤਮ ਦਨੋ ਚੰਡਾਲਾ ਨਾਨਕ ਜੇ ਮਨ ਤੇ ਗੁਪਾਲਾ ਆ ਬੜਾ ਕਈ ਵਾਰੀ ਤਾਂ ਵਿਆਖਿਆ ਕਰਨੀ ਔਖੀ ਹੋ ਜਾਂਦੀ ਹੈ ਹੁਣ ਗੁਰੂ ਸਾਹਿਬ ਦਾ ਹੁਣ ਪਹਿਲਾਂ ਤਾਂ ਚਲੋ ਮਾੜਾ ਮਾੜਾ ਪੋਲੀ ਪੋਲੀ ਮਾਰੀ ਆ ਸਪੜੇ ਜੀ ਮਾਰੇ ਨੇ ਮਾਰੇ ਮਾਰੇ ਆ ਜੁੱਤੀ ਚੱਕ ਲਈ 7 ਨੰਬਰ ਦੀ 8 ਦੀ ਹੁਣ ਕਹਿੰਦੇ ਤਾਂ ਤੇ ਉੱਤਮ ਤੂੰ ਚੰਡਾਲਾ ਜੇ ਰਾਮ ਨਾਮ ਹੇਤ ਨਹੀਂ ਆ ਸਾਰੇ ਕੰਮ ਕਰ ਰਿਹਾ ਜਾਏ ਕਹਿੰਦੇ ਉਹਦੇ ਨਾਲੋਂ ਮੈਂ ਉੱਤਮ ਚੰਡਾਲ ਨੂੰ ਗਿਣੂਗਾ ਚੰਡਾਲ ਨੂੰ ਕਿੱਦਾਂ ਹੁਣ ਕਿੰਨਾ ਸੱਤ ਸੱਤ ਵਜਨ ਹੁਣ ਜੇ ਨਾ ਕਹੀਏ ਕਹਿੰਦੇ ਤਾਂ ਤੇ ਉਤਮ ਗਣੂ ਚਿੰਡਾਲਾ ਅਗਲੀ ਗੰਦੀ ਦੱਸੋ ਜੇ ਮਨ ਪਸੇ ਜੇ ਮਨ ਪਸੇ ਗੋਪਾਲਾ ਕਹਿੰਦੇ ਜੇ ਗੋਪਾਲਾ ਫਸ ਗਿਆ ਨਾ ਚਿੰਡਾਲ ਉੱਪਰ ਆ ਤੋ ਮੈਂ ਉਤਮ ਗਿਣਦਾ ਗੁਰੂ ਸਾਹਿਬ ਕਹਿੰਦੇ ਜਿਹਦੇ ਮਨ ਦੇ ਵਿੱਚ ਪਾਲ ਵਸ ਜਵੇ ਗੋਪਾਲ ਸ਼ਬਦ ਕੋਈ ਸ਼ਬਦ ਹੁਕਮੇ ਪਰ ਸਾਰਿਆਂ ਦੀ ਪਾਲਣਾ ਕਰਦਾ ਜਿਹਦੇ ਹਰ ਦੇ ਅੰਦਰ ਸ਼ਬਦ ਗੁਰੂ ਵਸ ਗਿਆ ਉਹ ਭਾਵੇਂ ਚੰਡਾਲ ਬਿਰਤੀ ਦਾ ਵੀ ਹੈ ਉੱਤੋਂ ਮੈਂ ਗੁਰੂ ਸਾਹਿਬ ਕਹਿੰਦੇ ਜਿੰਨੇ ਮਰਜ਼ੀ ਧਰਨੀ ਬਣੀ ਜਾਣੇ ਸੋਮਪਾਤੀ ਹੋਣ ਤੀਰ ਤੇ ਜਨਾਨੀ ਹੋਣ ਉੱਤਮ ਗਿਰਦਾ ਹੁਣ ਨਾਲ ਬੜੇ ਧਿਆਨ ਰੱਖੋ ਕੰਡ ਕਰ ਲਓ ਪੰਕਤੀ ਹੈ ਧਿਆਨ ਚ ਜਿਹਨ ਚ ਰੱਖਣ ਦੀ ਗੱਲ ਹੈ ਇਹਦੀਆਂ ਪੰਕਤੀਆਂ ਜਿਹੜੀਆਂ ਹੁੰਦੀਆਂ ਨੇ ਇਹ ਆਮ ਅਸਲ ਦੇ ਵਿੱਚ ਆਮ ਸੰਸਾਰੀ ਲੋਕਾਂ ਵਾਸਤੇ ਕਹਿ ਦਿੰਦਾ ਗਿਆਨ ਹੈ ਜਿਹੜਾ ਉਰੇ ਜਿਹੜਾ ਇੱਥੇ ਬੈਠਾ ਆ ਕੇ ਗੁਰੂ ਸਾਹਿਬ ਦੀ ਕਸਟਡੀ 'ਚ ਉਪਦੇਸ਼ ਉਹਨੂੰ ਹੀ ਹੈ ਇਹ ਧਾਰਮਿਕ ਲੋਕਾਂ ਨੂੰ ਉਪਦੇਸ਼ ਹੈ ਜਿਹੜਾ ਗੁਰੂ ਦੇ ਨੇੜੇ ਆ ਗਿਆ ਇਹ ਅੱਜ ਅੰਤਰ ਘਾਟ ਮਾਰਨ ਦੀ ਲੋੜ ਧਾਰਮਿਕ ਬੰਦਿਆਂ ਨੂੰ ਨਾ ਧਾਰਮਿਕ ਬੰਦੇ ਐਂਟਰੀ ਨੇ ਸਕੂਲ 'ਚ ਦਾਖਲ ਹੋਈ ਨੇ ਜਿਹੜਾ ਗੁਰੂ ਕੋਪਨ ਆਇਆ ਜਿਹੜਾ ਆਇਆ ਹੀ ਨਹੀਂ ਰਹੇ ਉਹਨੂੰ ਕਾਹਦਾ ਉਪਦੇਸ਼ ਹੈ ਜੀ ਸੜਕ ਤੇ ਜਾਂਦੇ ਨੂੰ ਉਪਦੇਸ਼ ਹੈ ਜਿਹੜਾ ਗੁਰੂ ਕੋਲ ਆ ਕੇ ਬੈਠਿਆ ਗੁਰਬਾਣੀ ਸੰਬੋਧਨ ਉਹਨੂੰ ਹੋ ਰਹੀ ਹੈ ਇਸ ਕਰਕੇ ਧਰਮ ਦੇ ਕੰਮਾਂ ਜੋ ਦੱਸਦੇ ਆ ਕਹਿੰਦੇ ਤੁਹਾਡਾ ਅਜਾਈ ਜਾ ਰਿਹਾ ਕੰਮ ਇਨੀ ਮਿਹਨਤ ਛੋਟਾ ਕੰਮ ਨਹੀਂ ਹੈ ਜਿਹੜੇ ਗਿਣੇ ਨੇ ਉੱਪਰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨੇ ਜੰਗਲਾਂ ਜਾ ਕੇ ਬਸਣਾ ਪਾਕਾ ਹੋਣਾ ਪਰ ਸੋਣਾ ਵੀ ਛੋਟੀਆਂ ਨਹੀਂ ਹੈਗੀਆਂ ਆ ਜੋਗ ਜੋਗ ਮਾਤਾ ਪ੍ਰਾਣਾ ਜਪ ਕਰਨਾ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਬੜੀ ਤਗੜੀ ਮਿਹਨਤ ਦੀ ਗੱਲ ਹੈ ਪਰ ਗੁਰੂ ਸਾਹਿਬ ਕਹਿੰਦੇ ਜੇ ਫਲ ਨਹੀਂ ਉਹਨਾਂ ਮਿਲ ਰਿਹਾ ਜੇ ਤੁਹਾਡਾ ਟੋਕ ਕੀਤੇ ਕਹਿੰਦੇ ਜੇ ਫੋਕਟ ਚਲੇ ਗਏ ਸਭ ਕੁਝ ਅਨੇਤਾ ਚਲਿਆ ਗਿਆ ਜੇ ਇਸ ਕਰਕੇ ਉਪਦੇਸ਼ ਦੇ ਰਹੇ ਨੇ ਆ ਨਾਲ ਇਹਦੇ ਨਾਲ ਪ੍ਰੀਤ ਜਰੂਰ ਜਰੂਰ ਜੋੜ ਲਿਓ ਗੁਰਬਾਣੀ ਨਾਲ ਹਾਂਜੀ ਲੋਕ ਕੁੰਤ ਚਾਰ ਦੇ ਦਿਸ਼ ਪ੍ਰਮੇ ਕਰਮ ਕਿਰਤ ਕੀ ਲੇਖ ਭੂਖ ਭੂਖ ਮੁਕਤੀ ਜੋਨੀ ਨਾਨਕ ਵਿਖਿਓ ਲੇਖ ਕੁੰਤ ਚਾਰ ਦਹਿ ਦਿਸ਼ ਭੰਮੇ ਕਰਮ ਕਿਰਤ ਕੀ ਲੇਖ ਚਾਰ ਦਿਸ਼ਾ ਚਾਰ ਦਿਸ਼ਾ ਨੇ ਚਾਰ ਕੁੰਤ ਨੇ ਦਸ ਦਿਸ਼ਾ ਨੇ ਇੱਥੇ ਭੱਜਦਾ ਮਨ ਜਿਵੇਂ ਇੱਕ ਫੁੱਟਬਾਲ ਆ ਸਾਡੇ ਕੋਲ ਉਹਦੀਆਂ ਦਸ ਦਿਸ਼ਾ ਹੁੰਦੀਆਂ ਨੇ ਹੁਣ ਜਿਹੜੀ ਗੋਲ ਚੀਜ਼ ਹੈ ਉਹ ਤਾਂ ਸੀ ਗੋਲ ਆ ਨਾ ਦਸੇ ਦਿਸ਼ਾ ਬਣ ਗਏ ਇਹਦੀਆਂ ਕੋਈ ਚਾਰ ਨੇ ਜਿੱਤੇ ਸੀ ਖੜੇ ਕਹਿੰਦੇ ਇੱਥੇ ਹੀ ਭਰਮਦਾ ਦਾ ਪਰ ਅਸਲੀ ਕੰਮ ਕੀ ਜਿਹੜਾ ਲਿਖਣਾ ਉਹ ਅਗਲੀ ਪੰਕਤੀ 'ਚ ਰਹਿ ਦਿਸ਼ਾ ਚਾਰਾ ਕੁੰਟਾਂ ਦੇ ਫਿਰਦਾ ਰਹਿੰਦਾ ਹੈ ਮਨ ਕਿ ਚਾਰ ਕੁੰਡ ਦਾ ਦਿਸ਼ ਭਰਮਿਓ ਕਿਰਤ ਕਰਮ ਕੀ ਕਰਮ ਕੇ ਫਕੀਰ ਪਲਟਾ ਕੇ ਲਿਖਿਆ ਕਿਉਂਕਿ 12 ਮਾਰਿਆ ਕਿਰਤ ਕਰਮ ਕੇ ਵਿਛੜੇ ਐਸੇ ਕਹਿੰਦਾ ਇੱਥੇ ਕਰਮ ਫਿਰਦਾ ਤਾਂ ਕਿਰਤ ਬਾਅਦ ਚਲਾਤੀ ਸੋਚ ਜਿਹੜੀ ਸਾਡੀ ਕਰਨਾ ਸਾਡਾ ਸਰੀਰਕ ਤੌਰ ਤੇ ਜੋ ਹੋਊਗਾ ਪਰਮੇਸ਼ਰ ਦੇ ਹੁਕਮ 'ਚ ਉਹੀ ਹੋਣਾ ਸਾਡੇ ਕੋਲ ਜੋ ਫਿਜ਼ੀਕਲੀ ਸਰੀਰਕ ਤੌਰ ਤੇ ਪ੍ਰੈਕਟੀਕਲੀ ਜੋ ਸੰਸਾਰ 'ਚ ਵਾਪਰ ਰਿਹਾ ਹੈ ਸਾਡੇ ਕੋਲੋਂ ਜਾਂ ਕਿਸੇ ਕੋਲੋਂ ਹੋ ਰਿਹਾ ਹੈ ਉਹ ਤਾਂ ਉਹੀ ਹੋਊਗਾ ਜੋ ਉਹਦਾ ਭਾਣਾ ਪਰ ਗੁਰਬਾਣੀ ਕਰਮ ਵਿਛੜਿਆ ਕਿਉਂ ਆਪਣੇ ਮੂਲ ਤੋਂ ਸੋਚ ਕਰਕੇ ਹੋਇਆ ਸੀ ਸੋਚ ਜਿਹੜੀ ਹੈ ਸੋਚ ਰੂਪੀ ਕਰਮ ਹੈ ਜਿਹੜਾ ਸਾਡਾ ਸੋਚ ਇਹ ਸਾਡੀ ਅੱਜ ਦਹਿ ਦਿਸ਼ਾ 'ਚ ਫਿਰ ਰਹੀ ਹੈ ਸੋਚ ਇਹ ਸਾਡੀ ਪੁੱਠੀ ਅੰਤਰਾਤਮਾ ਤੋਂ ਸੋਚ ਦਾ ਸੋਚ ਦਾ ਹੀ ਫਰਕ ਹੈ ਸੋਚ ਕਰਕੇ ਸਾਡਾ ਝੜ ਇਸ ਕਰਕੇ ਕਰਮ ਕਿਰਤ ਦੀ ਜਿਹੜੀ ਰੇਖ ਹੈ ਜਿਹੜੀ ਅੰਦਰ ਸਾਡੇ ਖਿੱਚੀ ਗਈ ਉਹ ਰੇਖਾ ਉਹਨੇ ਪਾਈ ਹੈ ਸਾਡੇ ਅੰਦਰ ਰੇਖਾ ਨਹੀਂ ਆਪਾਂ ਇੱਕ ਜਿਹੜੀ ਕੰਧ ਮਾਰ ਰਹੇ ਨੇ ਦੋ ਭਰਾਵਾਂ 'ਚ ਕੀ ਆ ਉਹ ਰੇਖਾ ਹੀ ਹੁੰਦੀ ਹੈ ਰੇਖਾ ਹੀ ਆ ਜਿਹੜੀ ਦੀਵਾਰ ਮਾਰ ਲਈ ਵਿੱਚ ਉਹ ਜਿਹੜੀ ਹਉਮੈ ਦੀ ਭੀਤ ਅਸੀਂ ਵਿੱਚ ਖੜੀ ਕਰ ਲਈ ਹੈ ਸਰੀਰ ੜਿੱਕਾ ਪਾ ਲਿਆ ਆ ਮਾਇਆ ਵਿੱਚ ੜਿੱਕਾ ਪਾ ਲਈ ਜਿਹੜੀ ਅਸੀਂ ਇਹਦੇ ਕਰਕੇ ਜਿਹੜੀ ਰੇਖਾ ਵਿੱਚ ਪਾ ਲਈ ਇਹ ਸੋਚ ਕਰਕੇ ਹੈ ਕਹਿੰਦੇ ਦਸਾਂ ਦਿਸ਼ਾ ਜਿਹੜੀ ਭਜਾਉਂਦੀ ਹੈ ਸਾਨੂੰ ਉਹ ਆ ਤਾਂ ਆਹੀ ਸੋਚੇ ਆ ਹਾਂਜੀ ਰੂਪ ਰੂਪ ਮੁਕਤੀ ਤੋਂ ਨਾਲ ਲਿਖਿਓ ਲੇਖ ਪਰ ਤੂੰ ਤਾਂ ਲੇਖਾਂ ਤੋਂ ਲਿਖ ਕੇ ਆਇਆ ਸੀਗਾ ਵੀ ਜਿਹੜਾ ਦੁੱਖ ਸੁੱਖ ਹੈ ਇਹ ਤਾਂ ਮੁਕਤੀ ਰਹਿਣੀ ਹੈ ਆ ਸੰਸਾਰੀ ਕਹਿੰਦੇ ਦੁੱਖਾ ਕਹਿੰਦੇ ਸੁੱਖਾ ਕਹਿੰਦੇ ਦੁੱਖਾ ਕਹਿੰਦੇ ਸੁੱਖਾ ਕਿਉਂਕਿ ਇਹਦਾ ਦਰਖਤ ਦੀ ਸ਼ਾਮ ਤੇ ਚੱਲੂਗਾ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ ਚਾਹੇ ਕੋਈ ਅਰਬਾਪਤੀ ਹੈ ਚਾਹੇ ਕੋਈ ਕੱਖਪਤੀ ਹੈ ਦੇਖੋ ਦੁੱਖ ਸੁੱਖ ਦਾ ਬਰਾਬਰ ਆਉਂਦੇ ਹੀ ਰਹਿਣੇ ਨੇ ਕਦੇ ਚੰਗਾ ਆ ਗਿਆ ਟਾਈਮ ਕਦੇ ਮਾੜਾ ਆ ਗਿਆ ਇਹ ਤਾਂ ਚੱਲਦਾ ਰਹਿਣਾ ਹੀ ਹੈ ਇਹ ਤਾਂ ਸਵੇਰ ਤੋਂ ਦੀ ਧੁੱਪ ਵਾਲੀ ਗੱਲ ਹੈ ਉਹ ਕਹਿੰਦੇ ਜਿਹੜਾ ਲਿਖਿਆ ਸੀ ਕਿ ਮੇਟਣਾ ਵੀ ਸੰਸਾਰੀ ਦੁੱਖ ਸੁੱਖ ਤੋਂ ਹੀ ਖੜਾ ਛਡਾਉਣਾ ਤਾਂ ਹੀ ਕਹਿੰਦੇ ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਕੰਟੀਨਿਊ ਜਿਹੜਾ ਹੈ ਸੁੱਖ ਬਣਿਆ ਰਹੇ ਵਿੱਚ ਆਵੇ ਹੀ ਨਾ ਛਾਂ ਵਿੱਚ ਆਵੇ ਹੀ ਨਾ ਉਹ ਤਾਂ ਫਿਰ ਸੁੱਖ ਸੰਸਾਰੀ ਦੁੱਖ ਸੁੱਖ ਤੋਂ ਪਰੇ ਹੋ ਗਏ ਗੱਲ ਸੀ ਉਹ ਜੇ ਚਾਹੀਦੇ ਕਹਿੰਦੇ ਸ਼ਰਨ ਰਾਮ ਕੀ ਲੈ ਇਹ ਤਾਂ ਤੂੰ ਮੰਨ ਕੇ ਲਿਖ ਕੇ ਦਾ ਮਤਲਬ ਕਿਸੇ ਨੇ ਨਹੀਂ ਲਿਖਿਆ ਆਪ ਲਿਖ ਕੇ ਆਇਆ ਸੀ ਅੰਦਰ ਧਾਰ ਕੇ ਆਇਆ ਸੀਗਾ ਇਹ ਸੰਸਾਰੀ ਦੁੱਖ ਸੁਗਾ ਨਾ ਜਿਹੜਾ ਆਈ ਵਾਲੀ ਖੜਾਉਂਦਾ ਹੈ ਮਾਇਆ 'ਚ ਇਹਦੇ ਤੋਂ ਖੜਾ ਜਿਦਾਣਾ ਇਹ ਤਾਂ ਮੁਕਤੀ ਲੈਣੀ ਹੈ ਦੁੱਖ ਸੁਖ ਮੁਕਤ ਜੋਣ ਅਰੇ ਜੁਨਾ 'ਚ ਆਉਣਾ ਪੈਂਦਾ ਬਾਰ-ਬਾਰ ਦੁੱਖ ਸੁਖ ਸਰੀਰ ਦਾ ਸਰੀਰ ਲੈਣਾ ਹੀ ਪਊ ਜੇ ਦੁੱਖ ਸੁਖ ਸਰੀਰ ਹੀ ਲੈਣਾ ਹੈ ਤਾਂ ਫਿਰ ਤਾਂ ਸਰੀਰ ਤਾਂ ਲੈਣਾ ਹੀ ਪਊਗਾ ਤੂੰ ਲੈ ਕੇ ਆਇਆ ਸੀ ਅੰਦਰ ਧਾਰ ਕੇ ਆਇਆ ਸੀ ਲਿਖ ਕੇ ਦਾ ਮਤਲਬ ਧਾਰ ਕੇ ਆਇਆ ਸੀ ਅੰਦਰ ਆਪਣੇ ਵੀ ਇਹਦੇ ਤੋਂ ਖਹਿੜਾ ਛਡਾਉਣਾ ਹੈ ਤੁਸੀਂ ਜਨਮ ਲੈ ਕੇ ਸੂਖ ਸੂਖ ਮੁਕਤ ਜੋਨ ਨਾਨਕ ਲਿਖੋ ਨਾਮ ਲਿਖੋ ਨੇਕ ਨਾਲ ਗੁਰੂ ਸਾਹਿਬ ਚੇਤਾ ਕਰਾ ਰਹੇ ਨੇ ਜਿਹੜਾ ਲੇਖਾ ਤਾਂ ਹੀ ਗਿਆ ਸੀ ਕਹਿੰਦੇ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਸਾਹ ਵੱਲ ਉਹਦਾ ਵਿਆਹ ਬਾਅਦ ਚ ਹੁੰਦਾ ਸਾਹ ਦਾ ਪਹਿਲਾਂ ਲਿਖਿਆ ਜਾਂਦਾ ਨਾ ਸਾਹ ਨੂੰ ਕੋਈ ਕਢਾਉਂਦੇ ਨਹੀਂ ਆਪਾਂ ਉਹ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਆਪਣੀ ਜਿੰਦ ਨੂੰ ਸਮਝਾ ਕਿ ਇਹ ਚੱਲਦੀ ਕਿਉਂ ਨਹੀਂ ਲਿਖੇ ਅਨੁਸਾਰ ਜੋ ਮੰਨ ਕੇ ਆਈ ਸੀ ਵੀ ਐਤਕੀ ਫਸਣਾ ਨਹੀਂ ਐਤਕੀ ਮੰਜ਼ਲ ਤੇ ਪਹੁੰਚ ਜਾਣਾ ਉਹ ਲਿਖੇ ਅਨੁਸਾਰ ਨਹੀਂ ਚੱਲ ਰਹੀ ਕੰਮ ਦਾ ਪੁੱਠੇ ਪੁੱਠੇ ਸਫਰ ਦਾ ਪਰਲੇ ਪਾਸੇ ਨੂੰ ਸਾਈਡ ਤੇ ਨੂੰ ਕਰ ਰਹੀ ਹੈ ਜਿੱਧਰ ਇਹਦੇ ਚਾਲੇ ਨੇ ਜਿੱਧਰ ਇਹਦੇ ਲੱਛੇ ਨੇ ਸਾਈਡ ਵਾਲੇ ਨੇ ਉਹ ਨਿਸ਼ਾਨੇ ਵੱਲ ਤਾਂ ਜਾ ਹੀ ਨਹੀਂ ਰਹੀ ਹੈ ਇਹਦਾ ਪੁੱਠਾ ਚੱਲਦੀ ਹੈ ਇਸ ਕਰਕੇ ਇਹਨੂੰ ਸਮਝਾਇਆ ਕਿ ਜੋ ਲੈ ਕੇ ਆਏ ਆ ਜੋ ਮੰਨ ਕੇ ਆਏ ਆ ਜੋ ਧਾਰ ਕੇ ਆਏ ਆ ਉਹਦੇ ਅਨੁਸਾਰ ਤਾਂ ਚੱਲ ਨਹੀਂ ਰਿਹਾ ਨਹੀਂ ਤਾਂ ਫਿਰ ਦੋਏ ਗੱਲਾਂ ਹੋ ਜਾਣਗੇ ਜਿੰਦ ਬੋਤੀ ਮਰਨ ਵਾਰ ਲੈ ਜਾਸੀ ਪਰਨਾਏ ਆ ਕੇ ਲੱਗ ਜਾਣਾ ਫਿਰ ਪਰਨਾਏ ਹੈ ਫਿਰ ਜਿੰਦ ਬੋਤੀ ਆ ਜਿਹੜੀ ਜਿੰਦ ਆ ਇਹਨੂੰ ਸਮਝ ਲਓ ਫੌਟੀ ਹੈ ਘਰ ਵਾਲੀ ਉਹ ਫਿਰ ਘਰ ਵਾਲਾ ਕੰਤ ਨਹੀਂ ਆਉਣਾ ਪਰਮੇਸ਼ਰ ਫਿਰ ਕੌਣ ਆਊਗਾ ਸ਼ਬਦ ਗੁਰੂ ਨਹੀਂ ਆਉਣਾ ਰਾਜਾ ਦਾ ਧਾਰਾ ਵਿਆਹ ਨਹੀਂ ਆਉਣਾ ਫਿਰ ਕੌਣ ਆਊਗਾ ਕਹਿੰਦੇ ਮਰਨ ਮਰਨ ਵਾਰ ਜਿਹੜੀ ਮੌਤ ਆ ਇਹ ਵਾਰ ਵਾਰ ਲਾੜੇ ਨੂੰ ਕਹਿੰਦੇ ਨੇ ਨਾ ਫਿਰ ਮਰਨ ਬਾਅਦ ਲੈ ਜਾਸੀ ਪਰਨਾਏ ਪਰਨਾ ਕੇ ਲੈ ਕੇ ਜਾਊਗਾ ਲਾਵਾ ਲੈ ਕੇ ਜਿਤਨਾ ਨਹੀਂ ਲੈ ਕੇ ਜਾਂਦਾ ਪਰਨਾ ਕੇ ਲੈ ਕੇ ਜਾਂਦਾ ਜਿਵੇਂ ਮੁਲਜ਼ਮ ਨੂੰ ਸਿਪਾਹੀ ਲੈ ਕੇ ਜਾਂਦੇ ਨੇ ਜਿੱਦਾਂ ਦੀ ਹੈ ਗੱਲ ਸੰਗਲ ਘੱਟ ਚਲਾਇਆ ਇੱਜ਼ਤ ਹੈ ਇੱਕ ਤਾਂ ਆ ਪੱਲੇ ਪੈਂਦੇ ਲੱਗੀ ਉਹਦਾ ਵਿਆਹ ਹੈ ਜੇ ਖਿੱਚ ਤੂੰ ਉਹੀ ਕਰਕੇ ਜਿੰਦ ਪਾਣੀ ਕੱਢੀਏ ਹੱਡਾਂ ਨੂੰ ਕੁੜਕਾਏ ਜੇ ਜਿੰਦਨ ਮਾਣੀ ਹੱਡਾਂ ਨੂੰ ਕੁੜਕਾ ਕੇ ਕੱਢਣੀ ਪਈ ਜੇ ਆਪੇ ਨਹੀਂ ਕੈਕਲ ਆਪਣਾ ਹੱਥੀ ਜੋੜ ਕੇ ਕੈਕਲ ਲੱਗੇ ਧਾਰੇ ਆਪੇ ਕਿਉਂ ਨਹੀਂ ਆਪਣੇ ਉਹਦੇ ਨਾਲ ਕੰਸਲ ਨਾਲ ਜੁੜ ਗਈ ਇਸ ਕਰਕੇ ਅਣੀ ਹੋਣ ਦੀ ਬਜਾਏ ਆਪਣੇ ਵਲ ਨਾਲ ਆਪੇ ਜੁੜ ਜਾ ਨਹੀਂ ਤਾਂ ਦੋਏ ਵਾਰ ਨੇ ਜਾਂ ਤਾਂ ਰਾਜਾ ਰਾਮ ਪਧਾਰਾ ਆਊਗਾ ਜਾਂ ਫਿਰ ਮਰਨ ਵਾਲਾ ਆਊਗਾ ਦੇਖ ਲੈ ਜਾਣਾ ਕਿ ਮੈਂ ਜਾਣਾ ਦੋਨਾਂ ਹਾਲਤਾਂ 'ਚ ਪੈਣਾ ਸਰੀਰ ਦਾ ਛੱਡਣਾ ਪੈਣਾ ਦੋਨਾਂ ਹਾਲਤਾਂ 'ਚ ਵਿਆਹ ਕੇ ਜਾਣਾ ਹੈ ਕਿ ਪਰਨਾ ਵਿਆਹ ਦਾ ਇੱਜ਼ਤ ਹੈ ਵਿਆਹ ਕੇ ਜਾਏਗੀ ਤਾਂ ਸਾਰੇ ਘਰ ਦੀ ਮਾਲਕ ਹੈ ਸਾਰਾ ਕੁਝ ਸਾਰੇ ਘਰ ਮਾਲਕ ਨਹੀਂ ਕਹਿੰਦੇ ਕਹਿੰਦੇ ਘਰ ਦੀ ਮਾਲਕਣ ਹੈ ਕਿ ਮਾਲਕਣ ਹੈ ਫਿਰ ਤਾਂ ਜੇ ਵਿਆਹ ਕੇ ਗਈ ਮਾਲਕ ਹੈ ਜੇ ਪਰਨਾ ਕੇ ਗਈ ਫਿਰ ਆ ਦੇਖੋ ਥਾਣੇ 'ਚ ਮੁਲਜ਼ਮ ਬਣਾਇਆ ਕਿੱਥੇ ਬਣਾਇਆ ਹੁੰਦਾ ਕਿਵੇਂ ਬਣਾਉਂਦੇ ਨੇ ਕੈਦ ਦਾ ਵਰਤਾਓ ਹੁੰਦਾ ਬਸ ਐ ਦਾ ਹੀ ਵਰਤਾਓ ਹੈ ਚੱਲਣਾ ਸਰੀਰ ਦੋਨਾਂ ਹਾਲਤਾਂ 'ਚ ਚੱਲਣਾ ਚੱਲਣਾ ਕਿਵੇਂ ਹੈ ਜੇ ਤਾਂ ਆਪ ਹੀ ਪੱਲਾ ਫੜ ਲਿਆ ਫਿਰ ਤਾਂ ਆਪੇ ਵਿਆਹ ਹੋਇਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਫੇਰ ਤਾਂ ਪੱਲਾ ਦੇ ਆਪ ਫੜੇਗੀ ਪੱਲੇ ਪੈਂਦੇ ਲੱਗੀ ਆਪ ਯਾਰਾ ਆਪਣੀ ਅੰਤਰਾਤਮਾ ਦਾ ਪੱਲਾ ਫੜ ਲੈ ਆ ਸਰੀਰ ਦਾ ਜਿਹੜਾ ਫੜਿਆ ਨਾ ਪੱਲਾ ਛੱਡ ਦੇ ਮਾਇਆ ਦਾ ਇਹ ਛੱਡ ਦੇ ਭਗਤ ਬਰਦਾਸ ਜੀ ਕਹਿੰਦੇ ਮੈਨੂੰ ਤਾਂ ਕਹਿੰਦੇ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ ਕਹਿੰਦੇ ਦਿਨ ਰਾਤ ਇਹ ਫਿਕਰ ਹੈ ਕਹਿੰਦੇ ਕਹਿੰਦੇ ਮੇਰੀ ਸੰਗਤ ਪਹੁੰਚ ਕਹਿੰਦੇ ਸੋਚ ਦਿਨ ਰਾਤੀ ਇਹ ਰਾਤ ਮੈਨੂੰ ਤਾਂ ਫਿਕਰ ਹੈ ਸੋਚ ਲੱਗੀ ਹੈ ਵੱਧ ਵੱਧ ਕੇ ਖਾਂਦੀ ਹੈ ਕਿ ਮੇਰੀ ਆਤਮਾ ਦਾ ਮੇਰਾ ਜਿਹੜਾ ਚੇਤਨ ਹੈ ਉਹ ਜੁੜਿਆ ਹੋਇਆ ਹੈ ਸਰੀਰ ਨਾਲ ਇਹ ਤਾਂ ਸੰਗਤ ਕੋਚ ਹੈ ਕੋਚ ਕਹਿੰਦੇ ਨੇ ਕਮਜ਼ੋਰ ਥੋੜੀ ਕਮਜ਼ੋਰ ਹੈ ਤਾਂ ਸੰਗਤ ਕਿੰਨਾ ਕਿ ਚਿਰ ਚੱਲੂਗੀ ਕਿੰਨਾ ਚਿਰ ਸਾਥ ਦੇਊਗੀ ਕਹਿੰਦੇ ਕਾਇਆ ਹੰਸ ਕਿਆ ਪ੍ਰੀਤ ਹੈ ਪਿਆ ਹੀ ਛੱਡ ਜਾਏ ਕਾਇਆ ਦੇ ਹੰਸ ਦੀ ਕੀ ਪ੍ਰੀਤ ਹੈ ਕਹਿੰਦੇ ਪਏ ਛੱਡਿਆ ਕੋਈ ਆਤਮਾ ਦੇਖਣ ਆਈ ਹੈ ਮੇਰਾ ਸਰੀਰ ਕਿੱਥੇ ਪਿਆ ਇਹ ਤਾਂ ਹੈ ਜੀ ਪ੍ਰੀਤ ਹੈ ਮੁਰਗੇ ਪਿੱਛੇ ਨਹੀਂ ਮੁਰਗੇ ਦੇਖਦੀ ਕਾਇਆ ਹੰਸ ਕਿਆ ਪ੍ਰੀਤ ਹੈ ਪਿਆ ਹੀ ਛੱਡ ਜਾਏ ਨਾ ਚੱਕੇ ਕੋਈ ਸ਼ਰਮ ਐਕਸੀਡੈਂਟ ਹੁੰਦਾ ਜੇ ਨਾ ਕੋਈ ਚੱਕੇ ਪੀਣੀ ਛੱਡ ਜਾਏਗਾ ਕਿਹੜਾ ਪੁੱਛਦਾ ਇਹ ਤਾਂ ਇਹ ਜੀ ਫਰੀਦਾ ਕਹਿੰਦਾ ਮੈਨੂੰ ਸੋਚ ਲੱਗੀ ਹੈ ਵੱਡ ਵੱਡ ਖਾਂਦੀ ਹੈ ਤੇ ਮੇਰੀ ਤਾਂ ਸੋਚ ਹੈ ਮੇਰੀ ਸੰਗਤ ਦੇ ਕੋਚ ਹੈ ਸੰਗਤ ਕਰਨੀ ਅੰਤਰਾਤਮਾ ਦੀ ਆਪਣੇ ਗੁਰ ਦੀ ਜਿਹੜਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗਤ ਉਹਦੀ ਕਰਨੀ ਸੀ ਉਹ ਕਮਜ਼ੋਰ ਸੋਚ ਨਹੀਂ ਸਾਚਾ ਨਾਮ ਮੇਰਾ ਆਧਾਰ ਉਹ ਉਹਨੂੰ ਆਧਾਰ ਬਣਾਉਣਾ ਸੀ ਉਹਨੂੰ ਆਸਰਾ ਬਣਾਉਣਾ ਸੀ ਆਸਰਾ ਬਣਾਇਆ ਸਰੀਰ ਨੂੰ ਆਸਰਾ ਲਾਇਆ ਇਹ ਤਾਂ ਕਈ ਵਾਰੀ ਆਦਮ ਵਿੱਚੇ ਹੋਵੇ ਨਾ ਆ ਜਦੋਂ ਮੈਨੂੰ ਨੀਰ ਬਹਿ ਤਨ ਖੀਨਾ ਭਏ ਕੇ ਸੁਧ ਬਾਣੀ ਰੁਦਾ ਕੰਡ ਸ਼ਬਦ ਨਹੀਂ ਉਚਰੇ ਆਪ ਕਿਆ ਕਰੇ ਪੁਰਾਣੀ ਉਹਦਾ ਫਿਰ ਉਰੇ ਹੀ ਦੇਖਿਆ ਕਰੋ ਜਾਂ ਗੋਡੇ ਚੱਲਦੇ ਨੇ ਉਹ ਕਹਿੰਦਾ ਕਿੱਥੇ ਚੱਕਲਾ ਬਣਾਏ ਕਹਿੰਦੇ ਨੇ ਉਹ ਤਾਂ ਇੱਥੇ ਹੀ ਐਸੀ ਉਹ ਹੋ ਜਾਂਦਾ ਐਸੀ ਤੋਂ ਹੋਣ ਲੱਗ ਜਾਂਦੀ ਆਤਮਾ ਉਹ ਕਹਿੰਦਾ ਮੇਰੀ ਤਾਂ ਜਿਹੜਾ ਲੋਕ ਸੰਗਤ ਕਰ ਰਹੇ ਨੇ ਜੀ ਕਹਿੰਦਾ ਮੈਨੂੰ ਪੋਚ ਲੱਗਦੀ ਆ ਸੰਗਤ ਇਸ ਕਰਕੇ ਮੈਂ ਅੰਦਰਲੇ ਕੀ ਟੇਕ ਤੇਰਾ ਨਾਮ ਅੰਧਕਾਰ ਮੈਂ ਟੇਕ ਨਾਮ ਨੂੰ ਬਣਾਇਆ ਆਤਮਾ ਨੂੰ ਬਣਾਇਆ ਮੈਂ ਸੰਗਤ ਨਾਮ ਦੀ ਕੀਤੀ ਹੈ ਹਾਂਜੀ ਕਮਲੇ ਸੱਤਾ ਕਾਰਨ ਕਰਤਾ ਸੂ ਵਿਖਿਓ ਲੇਟ ਲਿਖਿਓ ਲੇਖ ਨਾ ਮੇਟ ਸਕੂ ਦੇਖੋ ਕਰਤਾ ਕਾਰਨ ਕਰਤਾ ਸੂ ਕਰਤਾ ਸੂ ਕਰਤਾ ਕੌਣਾ ਜਿਹੜਾ ਅੰਦਰਲਾ ਬੈਠਾ ਸਰੀਰ ਉਹਨੇ ਬਣਾਇਆ ਹੈ ਜਿਹੜੀ ਆਤਮਾ ਬੈਠੀ ਹੈ ਸਰੀਰ ਉਹਨੇ ਬਣਾਇਆ ਹੈ ਕਰਤਾ ਉਹੀ ਹੈ ਕਿ ਕੱਕਾ ਕਾਰਨ ਹੈ ਕੱਕੇ ਅੱਖਰ ਜਿਹੜੇ ਬਾਹਮਣ ਅੱਖਰੀ ਹੈ ਨਾ ਇਹ ਚੱਲ ਰਹੀ ਜਿਵੇਂ ਕੋ ਉੜਾ ਰਹੀ ਆ ਨਾ ਅੰਬ ਵੜ ਰਹੀ ਐਵੇਂ ਗੁਰੂ ਸਾਹਿਬ ਜੀ ਸਾਨੂੰ ਨਾ ਬਾਵੜ ਅਖਰੀ ਐ ਸਮਝਾਉਂਦੇ ਨੇ ਵਿਆਹ ਤੇ ਵੀ ਕੱਕਾ ਕਾਰਨ ਕਰਤਾ ਸੋ ਅਗਰਵਾਨੀ ਦੀ ਪਰ ਗੁਰਮੁਖਾਂ ਦੀ ਪੜ੍ਹਾਈ ਐ ਨਹੀਂ ਹੁੰਦੀ ਆ ਸੰਸਾਰ ਊਂਟ ਥੋੜਾ ਬਣਾਉਣਾ ਊਂਟ ਦਾ ਸਾਹਮਣੇ ਵੀ ਰਹੀ ਹੈ ਉਹ ਕਹਿੰਦੇ ਕੱਕਾ ਕਾਰਨ ਚੌਣ ਕਾਰਨ ਆ ਕਰਤਾ ਜਿਹੜਾ ਤੁਹਾਡੇ ਅੰਦਰ ਇਹੀ ਆ ਸੋ ਸੱਚਖੰਡ ਵਾਲੇ ਬੋਲ ਰਹੇ ਕਹਿੰਦੇ ਕਾਰਨ ਕਰਤਾ ਸੋ ਜਿਹੜਾ ਇੱਕ ਬੈਠਾ ਤੇਰੇ ਅੰਦਰ ਇਹੀ ਕਾਰਨ ਹੈ ਇਹ ਹੁਣ ਆਪਾਂ ਪਿੱਛੋਂ ਦੇਖਾਂਗੇ ਨਾ ਗੁਰਬਾਣੀ ਦੇ ਕੋਈ ਗਲਤ ਅਰਥ ਤਾਂ ਨਹੀਂ ਕਰਕੇ ਕਬੀਰ ਸਾਹਿਬ ਇਹ ਕਿ ਠੀਕ ਅਰਥ ਨੇ ਕਹਿੰਦੇ ਜਿਨ ਗੜ ਖੜੇ ਹੋ ਸੋ ਗੜ ਮੈਂ ਪਾਵਾ ਆ ਸਰੀਰ ਰੂਪੀ ਕਿਲਾ ਜਿਹਨੇ ਬਣਾਇਆ ਨਾ ਕਹਿੰਦਾ ਵਿੱਚੋਂ ਹੀ ਮਿਲਿਆ ਸੋ ਗੜ ਮੈਂ ਕਿਲੇ ਦੇ ਵਿੱਚੋਂ ਹੀ ਪਾਇਆ ਕੌਣ ਪਾਇਆ ਹੀ ਬੈਠੀ ਅਸੀਂ ਬੈਠੇ ਅੰਦਰ ਹੋਰ ਕੌਣ ਬੈਠਾ ਕਹਿੰਦੇ ਇਸ ਦੇਹੀ ਮੈਂ ਕੌਣ ਵਧਾਈ ਕੌਣ ਵਧਿਆ ਅਸੀਂ ਵਸਦੇ ਹਾਂ ਦੇਹੀ ਪਰ ਅਸੀਂ ਆਪਣੇ ਆਪ ਨੂੰ ਸਰੀਰ ਮੰਨ ਰਹੇ ਹਾਂ ਅਸੀਂ ਆਪਣੇ ਆਪ ਨੂੰ ਮਾਇਆ ਰੂਪ ਮੰਨੀ ਬੈਠੇ ਹੈਗੇ ਕੀ ਆ ਜੋਤ ਰੂਪ ਹੈਗੇ ਕੀ ਆ ਜੋਤ ਰੂਪ ਆ ਇਸ ਕਰਕੇ ਕੱਕਾ ਕੌਣ ਕਰਦਾ ਸੋ ਇਹੀ ਕਾਰਨ ਹੈ ਇਹ ਨਹੀਂ ਛੱਡਣਾ ਚਾਹੁੰਦਾ ਇਹ ਨਹੀਂ ਛੱਡਣਾ ਚਾਹੁੰਦਾ ਮਾਇਆ ਦਾ ਮੋਹ ਦੇ ਅੰਦਰ ਹੈ ਜਿਹੜਾ ਅੰਦਰ ਬੈਠਾ ਕਰਤਾ ਇਹ ਕਾਰਨ ਹੈ ਸ੍ਰਿਸ਼ਟੀ ਦਾ ਕੱਕਾ ਕਾਰਨ ਕਰਤਾ ਸੋ ਹਾਂਜੀ ਲਿਖਿਓ ਲੇਖ ਨਾ ਮੇਟ ਕੋ ਜਿਹੜਾ ਇਹਨੇ ਲਿਖਣਾ ਨਾ ਜਿਹੜੀ ਇਹਨੇ ਲਿਖਣ ਦਾ ਮਤਲਬ ਨਾ ਮੰਨ ਲੈਣਾ ਜੇ ਇਹਨੇ ਤਾਂ ਲੈਣਾ ਇਹ ਸੰਸਾਰ ਨਹੀਂ ਛੱਡਣਾ ਮਿੱਠਾ ਲੱਗਦਾ ਜੇ ਇਹਦਾ ਲਿਖੇ ਨੂੰ ਕੋਈ ਨਹੀਂ ਮਿਟ ਸਕਦਾ ਗੁਰੂ ਨਹੀਂ ਮਿਟ ਸਕਦਾ ਕੋਊ ਗਹਿਦਾ ਲਿਖਿਓ ਮੇਟ ਲਿਖਿਓ ਲਿਖਿਓ ਲੇਖ ਨਾ ਮੇਟ ਇਹਦਾ ਲਿਖਿਆ ਹੋਇਆ ਲੇਖਾ ਇਹਦਾ ਮੰਨਿਆ ਹੋਇਆ ਵੀ ਜੇ ਨਹੀਂ ਛੱਡਣਾ ਚਾਹੁੰਦਾ ਉਹ ਮੇਟ ਨਹੀਂ ਸਕਦਾ ਇਹ ਆਪੇ ਮਿਟੂਗਾ ਜਦੋਂ ਮਿਟੂਗਾ ਆਪੇ ਆਪੇ ਜੇ ਮੰਨੂਗਾ ਵੀ ਹੁਣ ਅੱਕ ਗਏ ਵੀ ਫੇਰ ਬੋਲੀ ਬਦਲ ਜੂਗੀ ਇਹਦੀ ਜਦ ਅੱਕ ਲਿਆ ਨਾ ਜਦ ਮੱਛੀ ਨੇ ਪੱਥਰ ਚੱਟ ਲਿਆ ਫੇਰ ਕਹਿੰਦਾ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬਾਹਰ ਨਾ ਭਵ ਜਲ ਫੇਰਾ ਜਿਹੜਾ ਅੱਕ ਗਿਆ ਉਹ ਛੱਡੂਗਾ ਉਹਦੀ ਅਰਦਾਸ ਹੈ ਜੇ ਉਹਦੀ ਪਰਮੇਸ਼ਰ ਅੱਗੇ ਅਰਦਾਸ ਹੈ ਕਿ ਖੇਤ ਹੀ ਕਰੋ ਨਵੇੜਾ ਨਵੇੜਾ ਖੇਤ ਦੇ ਕਰ ਲੈਣਾ ਚਾਹੀਦਾ ਜਿਹਦਾ ਦੇਣਾ ਕਿਉਂਕਿ ਜੇ ਖੇਤ ਚੱਕ ਕੇ ਜਿਹੜੀ ਫਸਲ ਆਈ ਹੈ ਘਰੇ ਲੈ ਕੇ ਮੋਹ ਹੋ ਜਾਣਾ ਫਿਰ ਅਗਾ ਕੋਈ ਨਹੀਂ ਆੜ ਕੇ ਦੇਣਾਗੇ ਬਾਅਦ ਠਹਿਰ ਕੇ ਕੱਪੜੇ ਵਾਲੇ ਦੇ ਬਾਅਦ ਠਹਿਰ ਕੇ ਕਰਿਆਨੇ ਵਾਲੇ ਦੇ ਬਾਅਦ ਚ ਫਿਰ ਗੜਬੜੋ ਜੀ ਵੀ ਤੇ ਖੇਤ ਖੇਤ ਦੇ ਨਵੇੜਾ ਕਰ ਦੋ ਜਿਹਦਾ ਦੇਣਾ ਹੈ ਨਾ ਖੇਤ ਦੇ ਦੇ ਦੇਣਾ ਲੋ ਜਿਹਦਾ ਦੇਣਾ ਨਾ ਆਪਣਾ ਹੋਊਗਾ ਉਹੀ ਘਰੇ ਲੈ ਕੇ ਆਉਣਾ ਚੱਕ ਕੇ ਕੀ ਲੋੜ ਆ ਘਰੇ ਲਿਆ ਕੇ ਪਹਿਲੋਂ ਉੱਥੇ ਟਰਾਂਸਪੋਰਟ ਲਿਆਉਂਗੇ ਪਹਿਲੋਂ ਚੱਕ ਕੇ ਖੇਤਾਂ 'ਚੋਂ ਘਰੇ ਲਿਆਉਂਗੇ ਘਰੋਂ ਫੇਰ ਜਿਹੜਾ ਹੈਗਾ ਉੱਥੇ ਦਵਾਂਗੇ ਇਹ ਖੇਤ ਦੇ ਨਿਬੇੜਾ ਕਰ ਦੋ ਇਹ ਸਰੀਰ ਦੇ ਹੁੰਦੇ ਹੁੰਦੇ ਨਿਬੇੜਾ ਕਰ ਦੋ ਜਿਹੜੇ ਮੋਹ ਮੂਹ ਹੈਗੇ ਨਾ ਇੱਥੇ ਹੀ ਆਪਣਾ ਘਰ ਪੂਰਾ ਕਰ ਲੋ ਐਸੇ ਜਿਹੜਾ ਵੀ ਰਹਿਦਾ ਨਾ ਕਰ ਲੋ ਆਪਣਾ ਘਰ ਪੂਰਾ ਕਹਿੰਦੇ ਕਹਿੰਦੇ ਚੱਕ ਡੀਟੀ ਐਸਾ ਨਹੀਂ ਕੋਈ ਚੱਕ ਕੇ ਦੇਖ ਲਓ ਫੇਰ ਨਾ ਕੋ ਕਹਿੰਦਾ ਮੈਂ ਤਾਂ ਕਹਿੰਦਾ ਫਲਾਣਾ ਫਲ ਨਹੀਂ ਮੈਂ ਖਾ ਕੇ ਦੇਖਿਆ ਕਦੇ ਉਹ ਰਹਿ ਵੀ ਸਰ ਕੋ ਖਾਏ ਨਾ ਉਹਦੇ ਬਸ ਦੇ ਲਾ ਇਹ ਵੀ ਲੈ ਲਾਏ ਉਹ ਕਹੇ ਚੱਕ ਡੀਠੀ ਸੈਦਾ ਨਹੀਂ ਕੋਈ ਫੇਰ ਐ ਜੂ ਦੁਬਾਰਾ ਜਨਮ ਹੋ ਜੂਗਾ ਉਹ ਰਸ ਦੁਬਾਰਾ ਜਨਮ ਲੈਣ ਦਾ ਕਾਰਨ ਬਣ ਜੂਗਾ ਇਸ ਕਰਕੇ ਮੇਟ ਕੋਈ ਨਹੀਂ ਸਕਦਾ ਮੇਟਣਾ ਆਪਈ ਹੀ ਹੈ ਜਾਣਾ ਕਿ ਨਹੀਂ ਜਾਣਾ ਇਹਦੇ ਤਾਂ ਹੀ ਇਸ ਕਰਕੇ ਦੋ ਪਾੜਿਆਂ ਦੀ ਗੱਲ ਜਿਹੜੀ ਹੈਗੀ ਹੈ ਚੱਲਦੀ ਹੈ ਹੁਕਮ ਕੀ ਹੈ ਮਨ ਭਾਵਦੇ ਵੀ ਨੇ ਹੁਕਮ ਪਰਮੇਸ਼ਰ ਦਾ ਵੀ ਹੈ ਹੁਕਮ ਜੀਵ ਦਾ ਵੀ ਹੈ ਜਾਵੇ ਆਪਣਾ ਹੁਕਮ ਛੱਡ ਦੂਗਾ ਨਾ ਗੁਰੂ ਦੇ ਅੱਗੇ ਨਾ ਬਈ ਬਸ ਆਪਾਂ ਤਾਂ ਜਿੱਥੇ ਬੱਬ ਬਥੇਰਾ ਲੈ ਲਿਆ ਜਦ ਸਭੇ ਸਾਖ ਕੁੜਾਵੇ ਜਿੱਥੇ ਤੋਂ ਪੱਲੇ ਪੈਂਦੇ ਲਾਗੀ ਆ ਸਾਰੇ ਸਾਖ ਕੁੜਾਵੇ ਕੁੜਾਵੇ ਦਾ ਮਤਲਬ ਝੂਠੇ ਨਹੀਂ ਹੁੰਦਾ ਬਿਨ ਵਾਲੇ ਕੂੜੇ ਦਾ ਮਤਲਬ ਹੁੰਦਾ ਜਿਹੜੇ ਸਟੇਬਲ ਨਹੀਂ ਹੈਗੇ ਸਦੀਵੀ ਨਹੀਂ ਜਿਹੜੇ ਜਿਨ੍ਹਾਂ ਦਾ ਸਾਥ ਉਹਨੂੰ ਕੁੜਾਵੇ ਕਹਿੰਦੇ ਨੇ ਤਾਂ ਅਮਨ ਨਿਗਾਹ ਉੱਪਰ ਪਿਛਲਾ ਪਿਛਲੇ ਸ਼ਲੋਕ ਵਿੱਚ ਦੱਸਿਆ ਹੀ ਹੈ ਸਾਰੇ ਰਿਸ਼ਤੇ ਗਿਣੇ ਸੀ ਧੂਆਂ ਧੀਆਂ ਸੁੱਤ ਬਲਕਾ ਸਾਰੇ ਗਿਣੇ ਸੀ ਪਿੱਛੇ ਇਹ ਕੋੜਾਵੇ ਨੇ ਜਦ ਕੋੜਾਵੇ ਡਿੱਠੇ ਦੇਖੇ ਨਹੀਂ ਡਿੱਠੇ ਡਿੱਠੇ ਸਮਝ ਲੈ ਜਦ ਵੀ ਵਾਕਈ ਗੂੜੇ ਨੇ ਗੁਰਬਾਣੀ ਦੀ ਗੱਲ ਤੇ ਭਰੋਸਾ ਆ ਗਿਆ ਆਪ ਸਮਝ ਲੈ ਜਿੰਨਾ ਜਰ ਜਿੰਨਾ ਜਰ ਆਪ ਨਹੀਂ ਸਮਝਦੇ ਸਾਡੇ ਨਹੀਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ ਇਹ ਮਾਇਆ ਦਾ ਮੋਹ ਐਵੇਂ ਨਹੀਂ ਛੁੱਟਦਾ ਜੇ ਦੇਖ ਲਈਏ ਸਮਝ ਲਈਏ ਗੁਰਬਾਣੀ ਧਿਆਨ ਦਿਵਾਉਂਦੀ ਹੈ ਕਹਿੰਦੇ ਸਭੇ ਸਾਥ ਕਰਾਵੇ ਜਿੱਥੇ ਤੋ ਬੱਲੇ ਕਹਿੰਦੇ ਲੱਗੀ ਤਾਂ ਬੱਲੇ ਜੀਵਾਤਮਾ ਲੱਗਦੀ ਆ ਆਪਣੇ ਮੂਲ ਦੇ ਫਿਰ ਸੱਚ ਨੂੰ ਫੜਦੀ ਹੈ ਹਾਂਜੀ ਨਹੀਂ ਹੋਤ ਕਛ ਗੋ ਭਾਰਾ ਮੈਂ ਹਾਰ ਭੁੱਲੈ ਹਾਰਾ ਕਹਿੰਦੇ ਫਿਰ ਐਂ ਤਾਂ ਫਿਰ ਐ ਹੋ ਗਿਆ ਵੀ ਇਹ ਜਨਮ ਲੈਣਾ ਚਾਹੁੰਦਾ ਸੀ ਉਹਨੇ ਦੇਖ ਭਲੇਖੇ ਨਾਲ ਦੇਤਾ ਫਿਰ ਕਹਿੰਦੇ ਦੋ ਵਾਰਾ ਨਹੀਂ ਹੁੰਦਾ ਕਰਤਾ ਭੁੱਲਣ ਨਾਲ ਨਹੀਂ ਹੈ ਇਹ ਜਾਣ ਬੁੱਝ ਕੇ ਪਾਏ ਕੋ ਹਰ ਕਹਿੰਦੇ ਜਾਣ ਬੁੱਝ ਕੇ ਬਾਬਰੇ ਤਾਂ ਕਾਜ ਵਿਗਾੜਿਓ ਭੁੱਲਣ ਵਾਲਾ ਨਹੀਂ ਹੈਗਾ ਜੀ ਵੀ ਜੇ ਕਹਿੰਦੇ ਭੁੱਲ ਕੇ ਆ ਗਿਆ ਜੀ ਮਾਇਆ ਚ ਨਾ ਗੁਰਬਾਣੀ ਗੱਲ ਪੂਰਾ ਕਰਦੀ ਹੈ ਕਹਿੰਦੇ ਜਾਣ ਬੁੱਝ ਕੇ ਬਾਬਰੇ ਤਾਂ ਕਾਜ ਵਿਗਾੜਿਓ ਜਾਣ ਕੇ ਪੰਗਾ ਲਿਆ ਕਹਿੰਦੇ ਪੁੱਤਾ ਪਾਤਸ਼ਾਹ ਦੇਖਣ ਕੋ ਪਰਪੰਚ ਕੀਆ ਕਹਿੰਦੇ ਇੱਕ ਦੇਖਣਾ ਹੀ ਹੈ ਕਿ ਕਹਿੰਦੇ ਆ ਫਲਾਣੀ ਕੰਟਰੀ ਨਹੀਂ ਗਏ ਘੁੰਮੇ ਕਹਿੰਦੇ ਸਾਰੇ ਜਾਏ ਕਹਿੰਦੇ ਕੈਨੇਡਾ ਨਹੀਂ ਗਏ ਮੈਂ ਅੰਦਰ ਬਣੀ ਰਹਿੰਦੀ ਹੈ ਗੱਲ ਜਮੀਨ ਦਾ ਸਾਹਲਾ ਬਾਗ ਦੇ ਹੋਰ ਦੇਖਣ ਦੀ ਅੰਦਰ ਬਣੀ ਰਹਿੰਦੀ ਹੈ ਉਹ ਭੁੱਲਣ ਵਾਲਾ ਕੋਈ ਨਹੀਂ ਹੈ ਭੁੱਲ ਜਾਣ ਭੁੱਲ ਕੇ ਨਹੀਂ ਆਇਆ ਹੈ ਹਾਂਜੀ ਨਹੀਂ ਹੋ ਸਕਸ਼ ਦੁਬਾਰਾ ਦੁਬਾਰਾ ਨਹੀਂ ਹੁੰਦਾ ਦੁਬਾਰਾ ਨਹੀਂ ਕਰਨਾ ਪੈਂਦਾ ਦੁਬਾਰਾ ਜਿਹੜਾ ਜਿਹੜਾ ਭੁੱਲਣ ਅੰਦਰ ਉਹ ਗੁਰੂ ਦੋ ਵਾਰੀ ਦੀ ਜਿਹੜਾ ਮਾਸਟਰ ਆ ਇੱਕ ਵਾਰੀ ਤੇ ਚੀਜ਼ ਕਿਵੇਂ ਬਣਾ ਦੇ ਜਿਹੜਾ ਉਹ ਹੈ ਉਹੀ ਭੁੱਲੂਗਾ ਚੀਜ਼ ਹੋਈ ਬਣਾਉ ਇਹ ਭੁੱਲ ਕੇ ਨਹੀਂ ਆਇਆ ਜੀ ਹਾਂਜੀ ਕਰਨਾ ਹਾਰ ਤੂੰ ਜੜੇ ਹਾਰ ਇਹ ਕੁੱਲਣ ਵਾਲਾ ਨਹੀਂ ਹੈਗਾ ਕਰਨੇ ਆ ਰਹਾ ਇਹਨੇ ਕਰਕੇ ਦੇਖਿਆ ਜਾਣ ਕੇ ਪੰਗਾ ਲਿਆ ਜਾਣ ਕੇ ਪੰਗਾ ਲਿਆ ਇਹ ਪੰਜ ਭੂਤ ਵਿਦੇਸ਼ੀ ਜਾਣ ਕੇ ਆਇਆ ਹੈ ਹਾਂਜੀ ਪੰਥ ਦਿਖਾ ਹੈ ਆਪੇ ਵਾਹ ਲਿਆਨ ਧਰਮ ਪਛਤਾ ਪੈ ਦੋਏ ਰਸਤੇ ਨੇ ਕੋਈ ਇਹਦੇ ਵਿੱਚ ਦੂਜੇ ਦਾ ਦਖਲ ਨਹੀਂ ਹੈ ਤਾਂ ਹੀ ਸਭ ਨੇ ਖਲਾਸਾ ਕਰਤਾ 12 ਮਹਾਂ ਕਹਿੰਦੇ ਵਿੱਚ ਨਾ ਕੋਈ ਕਰ ਸਕਾ ਸਕੈ ਰੋ ਕੇ ਸਰੋ ਮੈਂ ਰੋਜ਼ ਵਿਚੋਲਾ ਕੋਈ ਨਹੀਂ ਬਣ ਸਕਦਾ ਉਹ ਜਿਵੇਂ ਕਹਿੰਦੇ ਨੇ ਗੁਰੂ ਬਾਹ ਫੜ ਕੇ ਲੈ ਜੂਗਾ ਐਸੀ ਕੋਈ ਗੱਲ ਨਹੀਂ ਹੈ ਗੁਰੂ ਸਾਹਿਬ ਨੇ ਖਲਾਸਾ ਕੀਤਾ ਕਹਿੰਦੇ ਵਿੱਚ ਨਾ ਕੋਈ ਕਰ ਸਕਾ ਕਿਰਥੈ ਰੋਵੇ ਰੋਜ਼ ਕੋ ਲੋਕਾਂ ਦੇ ਨੱਕ ਰਗੜਨ ਦਾ ਰਸਾ ਕਰਦਾ ਕਿਸੇ ਨੇ ਬਾਹ ਨਹੀਂ ਫੜਨੀ ਕੋਈ ਕੁਝ ਨਹੀਂ ਕਰ ਸਕਦਾ ਰਸਤੇ ਤੋਂ ਤੇਰੇ ਕੋਲ ਨੇ ਕਿਹੜਾ ਚੁਣਨਾ ਮਾਇਆ ਦੇ ਚੱਲਣਾ ਕਿ ਸੱਚ ਬਲ ਖੜੀ ਤਾਂ ਤੇਰੇ ਤੇ ਗੱਲ ਕਹਿੰਦਾ ਚਾਹੇ ਤਾਂ ਤੂੰ ਸੱਚ ਦੇ ਮਾਰਗ ਜਾਣਾ ਭਾਣੇ 'ਚ ਚੱਲਣਾ ਚਾਹੇ ਉਹ ਗਿਆਨ 'ਚ ਜਾਣਾ ਆ ਉਦਿਆਨ ਹੈ ਨਾ ਬਾਹਰ ਜੰਗਲੇ ਆ ਸਾਰਾ ਇਹ ਘਰ ਤੋਂ ਬਾਹਰ ਮਾਇਆ 'ਚ ਰਹਿਣਾ ਕਿ ਆਪਣੇ ਘਰ ਜਾਣਾ ਚੂਜ਼ ਕਿਨੇ ਕਰਨਾ ਜੀ ਕਿਨੇ ਕਿਨੇ ਇਹ ਡਿਸੀਜਨ ਲੈਣਾ ਫੈਸਲਾ ਕਿਨੇ ਕਰਨਾ ਅਸੀਂ ਵੀ ਕਰਨਾ ਕਿਨੇ ਕਰਨਾ ਜੇ ਇਹਦੇ 'ਚ ਰਹਿ ਕੇ ਪਛਤਾਵਾ ਦੁਬਾਰਾ ਮਾਰ ਕੇ ਉਧਰ ਚੱਲੂਗਾ ਤਾਂ ਸੁਰਖਰੂ ਹੈ ਹੁਣ ਦੋਏ ਰਸਤੇ ਛੱਡਣਾ ਕਿਹੜਾ ਹੈ ਕਿਹੜੇ ਰਸਤੇ ਚੱਲਣਾ ਕੋਈ ਕਿਸੇ ਨੂੰ ਆਉਗਾ ਐਸੀ ਦੇ ਕੋਈ ਕਿਸੇ ਦਾ ਰਸਤਾ ਬਦਲ ਦੂ ਕੋਈ ਕਿਸੇ ਦੀ ਸੋਚ ਬਦਲ ਦੂ ਕੋਈ ਕਿਸੇ ਦੀ ਸੋਚ ਬਦਲ ਸਕਦਾ ਜਦ ਬਦਲੂਗਾ ਗੁਰਬਾਣੀ ਰਾਏ ਦਿੰਦੀ ਆ ਸੋਚ ਬਦਲਣੀ ਨਾ ਬਦਲਣੀ ਫਿਰ ਵੀ ਸਾਡੇ ਤੇ ਡਿਪੈਂਡ ਹੈ ਗੁਰਬਾਣੀ ਰਸਤੇ ਦੋਏ ਦਿਖਾਉਂਦੀ ਆ ਵੀ ਦੇਖ ਲੈ ਸੱਜਣਾ ਆ ਮਾਇਆ ਵਾਲਾ ਰਸਤਾ ਆ ਸੱਚ ਵਾਲਾ ਰਸਤਾ ਦੋਏ ਰਸਤੇ ਨੇ ਇਹਦੇ ਵਿੱਚ ਕਿਹੜੇ ਸਟੇਸ਼ਨ ਆਉਣਗੇ ਇੱਧਰ ਨੂੰ ਕਿਹੜੇ ਸਟੇਸ਼ਨ ਆਉਣਗੇ ਇਧਰ ਨੂੰ ਕੀ ਦੁੱਖ ਤਕਲੀਫਾਂ ਹੋਣਗੀਆਂ ਇਧਰ ਨੂੰ ਕੀ ਸੁੱਖ ਆਉਗਾ ਦੋਏ ਰਸਤੇ ਨੇ ਦੋਏ ਰਸਤੇ ਤੁਹਾਨੂੰ ਦਿਖਾ ਕਹਿੰਦੇ ਚਾਹੇ ਦੇਖ ਲੈ ਪਰ ਪਛਤਾਉਣਾ ਪਊ ਜੇ ਦੂਜੇ ਉਲਿਆਣ ਵਾਲੇ ਚੱਲਣਾ ਜੇ ਮਾਇਆ ਵਾਲੇ ਰਸਤੇ ਚੱਲਣਾ ਕਹਿੰਦੇ ਫਿਰ ਫਿਰ ਫਾਈ ਫਾਤੇ ਕਊਆ ਆ ਪਛਤਾਣਾ ਫਿਰ ਕਿਆ ਹੋਊਗਾ ਇਹ ਕਊਆ ਹੈ ਨਾ ਕਊਆ ਕਊਆ ਬੜਾ ਸਿਆਣਾ ਹੁੰਦਾ ਕਊਆ ਆਪਣੇ ਆਪ ਬੜਾ ਆਪਣੇ ਆਪ ਨੂੰ ਚਲਾਕ ਮੰਨਦਾ ਕਾਂ ਦੀ ਅੱਖ ਨਹੀਂ ਖੜਦੀ ਕਹਿੰਦੇ ਦੇਖ ਲਿਆ ਕਰੋ ਜਿੱਧਰ ਨੂੰ ਮਰਜ਼ੀ ਦੇਖ ਲਓ ਕਾਂ ਦੀ ਚਾਰੇ ਪਾਸੇ ਦ੍ਰਿਸ਼ ਹੁੰਦੀ ਆ ਇੱਕ ਥਾਂ ਤੇ ਲਫ਼ਰ ਜਿਉਂ ਕਾਗ ਜਿਉਂ ਲਵੈ ਇਹ ਕਾਗ ਦੀ ਨਾ ਬੜਾ ਸਿਆਣਾ ਸੀ ਕਹਿੰਦਾ ਬਾਰ-ਬਾਰ ਫਾਈ ਵਿੱਚ ਫਸਦਾ ਹੈ ਬਾਰ-ਬਾਰ ਪੰਜ ਭੂਤ ਕਦੇ ਹੀ ਚਾਹੁੰਦਾ ਫਸਦਾ ਹੈ ਇਹ ਹਰ ਬਾਤ ਨਾੜੀ ਦੀ ਪਿੰਜਰ ਰੂਪੀ ਜੇੜ ਹੈ ਬਾਰ-ਬਾਰ ਫਸਦਾ ਕਹਿੰਦੇ ਬਾਰ-ਬਾਰ ਜਿਹੜਾ ਹੈ ਚਾਹੁੰਦਾ ਫੇਰ ਫਸ ਜਾਂਦਾ ਕਹਿੰਦੇ ਆਪੂ ਨਾ ਫਿਰ ਕਿਆ ਹੁਆ ਕਹਿੰਦਾ ਫੇਰ ਉਹੀ ਫਾਹੀ 'ਚ ਫਸ ਗਏ ਫਾਹੀ ਵੀ ਉਹੀ ਸੇਮ ਉਹੀ ਜ਼ਰੀਰ ਲੈਂਦਾ ਦੁਬਾਰਾ ਆ ਕੇ ਹਾਂਜੀ ਆਪਨ ਖੇਲ ਆਪ ਹੀ ਕੀਨੋ ਜੋ ਜੋ ਦਿਨੋ ਸੋ ਨਾਨਕ ਦੂਨੋ ਹੁਣ ਇਹਦੇ ਅਰਥ ਦੀ ਇਹ ਵੇਜਣਾ ਵੀ ਕੋਈ ਪਰਮੇਸ਼ਰ ਦੀ ਖੇਲ ਆਪਨ ਖੇਲ ਆਪ ਵਰਦੀਨਾ ਉਹ ਕਿੱਥੇ ਵਰਤ ਰਿਹਾ ਪਰਮੇਸ਼ਰ ਕਿੱਥੇ ਉਹਦੇ ਵਰਤ ਤਾਂ ਜੀਵ ਰਿਹਾ ਹੈ ਵਰਤ ਤਾਂ ਅਸੀਂ ਰਹੇ ਉਹ ਤਾਂ ਸੱਚਖੰਡ ਵਾਲੇ ਆਪਣੀ ਮੌਤ ਚ ਨੇ ਉਹ ਬੈਠੇ ਨੇ ਉਹ ਅਸੀਂ ਸਾਡੀ ਗੱਲ ਹੈ ਉਹਦੇ ਵਰਤ ਅਸੀਂ ਰਹੇ ਹਾਂ ਕਹਿੰਦੇ ਆਪਨ ਖੇਲ ਆਪੇ ਖੇਡ ਰਿਹਾ ਆਪਣਾ ਖੇਲ ਹੋਰ ਕੌਣ ਖੇਡ ਰਿਹਾ ਆਪੇ ਖੇਡ ਕੇ ਜਦ ਅੱਕ ਜਾਂਦੀ ਤਾਂ ਨਾ ਵੀ ਹੁਣ ਨਹੀਂ ਜਦੋਂ ਖੇਡ ਫੁੱਟ ਕੇ ਥੱਕ ਜਾਂਦਾ ਨਾ ਵੀ ਕਹਿੰਦਾ ਆਪਾਂ ਨਹੀਂ ਖੇਡਣਾ ਹੁਣ ਨੱਚ ਨੁੱਚ ਕੇ ਨਾ ਥੱਕ ਦੁੱਕੇ ਨਾ ਹੁਣ ਨਹੀਂ ਮੈਂ ਨੱਚਣਾ ਬਾਹਰ ਜਿੰਨਾ ਮਰਜ਼ੀ ਖਿੱਚੀ ਜਾਣ ਵਿਆਹਾਂ 'ਚ ਦੇਖਿਆ ਕਰੋ ਜਿਹਦਾ ਨੱਚਣ ਨੂੰ ਜੀ ਨਾ ਕਰਦਾ ਹੋਵੇ ਜਿੰਨਾ ਮਰਜ਼ੀ ਬਾਹਰ ਖਿੱਚ ਕੇ ਲੈ ਜਾ ਨੱਚਦਾ ਨਹੀਂ ਹੋ ਅੰਦਰ ਆਉਣੀ ਨਾ ਨੱਚ ਰਿਹਾ ਉਹਦਾ ਜੀ ਨਹੀਂ ਕਰਦਾ ਨੱਚਣ ਨੂੰ ਜਿਹਦਾ ਜੀ ਕਰਦਾ ਢੋਲ ਤੇ ਡੱਗਾ ਪੈਂਦਾ ਜਲਦੀ ਚੱਕ ਲੈਂਦਾ ਟੀ ਇਹ ਜਿਹੜੇ ਆਏ ਨੇ ਆਪਣ ਖੇਡ ਆਪ ਵਰਤੀ ਜਾ ਨਾਨਕ ਸੁਖੀ ਦਾ ਜੀ ਕਰਨੇ ਆ ਨਾਨ ਕਰਨੇ ਆ ਦੂਜਾ ਤਾਂ ਕੋਈ ਐ ਨਹੀਂ ਮੇਰੇ ਭਾਈ ਇੱਕ ਆਪੇ ਖੇਡ ਰਿਹਾ ਜੋ ਅੱਕ ਜੂਆ ਜਦ ਅੱਕ ਜੂ ਜਿਹੜੇ ਅੱਕ ਜਾਂਦੇ ਨੇ ਆਉਂਦੇ ਨੇ ਗੁਰੂਆਂ ਕੋਲ ਫਿਰ ਵੀ ਭਾਈ ਰਾਖ ਲਿਓ ਕਹਿੰਦੇ ਹਮ ਤੇ ਵਿਗੜੀ ਕਹਿੰਦੇ ਸਾਡੇ ਕੋਲ ਤਾਂ ਖੇਡ ਵਿਗੜ ਗਈ ਤੂੰ ਕੀ ਵਿਗੜੀ ਖੇਡ ਉਹ ਕਹਿੰਦੇ ਮੋਹ ਪਾਲ ਤਾਂ ਲਿਆ ਹੁਣ ਹੁਣ ਛੁੱਟਦਾ ਨਹੀਂ ਕਰੀਏ ਕੀ ਕਹਿੰਦੇ ਬਾਰ-ਬਾਰ ਮਾਇਆ ਤੇ ਅਟਕੇ ਛੱਡਣਾ ਚਾਹੀਏ ਤਾਂ ਵੀ ਨਹੀਂ ਸੰਸਾਰ ਦਾ ਮੋਹ ਛੱਡ ਹੁੰਦਾ ਕਹਿੰਦੇ ਵਿਗੜ ਗਈ ਖੇਡ ਹੁਣ ਪੰਗਾ ਦਾ ਲੈ ਲਿਆ ਕਹਿੰਦੇ ਰਾਖ ਲੈ ਹੋ ਹਮ ਤੇ ਵਿਗੜੀ ਸਾਡੇ ਤੋਂ ਵਿਗੜ ਗਈ ਮਨ ਬੁੱਧੀ ਹੁਣ ਇਕੱਠੇ ਬੋਲਦੇ ਨੇ ਦੋਏ ਦੋਏ ਬੋਲਦੇ ਨੇ ਕਹਿੰਦੇ ਤੂੰ ਲੱਖ ਹੁਣ ਨਾਲ ਦੇ ਨੂੰ ਉਹ ਕਹਿੰਦੇ ਸਹਾਇਤਾ ਕਰ ਨਾਲ ਦਾ ਹੀ ਅੰਦਰ ਲਈ ਗੁਰੂ ਉਹਨੂੰ ਕਹਿੰਦੇ ਹੁਣ ਗੱਜ ਜਿਉ ਹੋ ਤਾ ਸਾਏ ਹੁਣ ਸਹਾਇਤਾ ਕਰ ਅਲਾ ਤੰਦੂਏ ਦਾ ਜਾਲ ਤੰਦੂਏ ਦਾ ਜਾਲ ਹਾਥੀ ਨੂੰ ਪੈ ਗਿਆ ਹਾਥੀ ਸੀ ਨਾ ਬੜਾ ਹੰਕਾਰੀ ਹੋਇਆ ਸੀ ਜਿਹੜਾ ਤੰਦੂਏ ਦਾ ਜਾਲ ਪੈ ਗਿਆ ਮਾਇਆ ਦਾ ਜਾਲ ਤੰਦੂਏ ਦਾ ਜਾਲ ਤੰਦੂਆ ਆਉਂਦਾ ਤੇ ਬਹੁਤ ਜ਼ਿਆਦੀਆਂ ਲੱਤਾਂ ਹੁੰਦੀਆਂ ਨੇ ਸਾਡੀ ਬਹੁਤ ਤਰ੍ਹਾਂ ਦਾ ਮੋਹ ਹੈ ਨਾ ਇੱਕ ਤਰ੍ਹਾਂ ਦਾ ਮੋਹ ਤਾਂ ਹੈ ਨਹੀਂ ਉਹ ਕਹਿੰਦੇ ਫਸ ਗਿਆ ਹੁਣ ਤੂੰ ਰੱਖ ਹੁਣ ਦੂਜਾ ਜਦ ਕੰਮ ਵਿਗਾੜ ਲਿਆ ਨਾ ਹੁਣ ਗੁਰੂ ਅੱਗੇ ਅਰਦਾਸ ਅੰਦਰ ਲੈ ਕੇ ਰੱਖ ਲਿਓ ਹਮ ਤੇ ਵਿਗੜੀ ਕਾਲੂ ਥੋੜਾ ਗਿਆ ਵਾਲਾ ਛੁੱਟੀ ਆ ਲੋਕ ਆਦ ਖੱਜ ਬਿਲ ਛਤ ਰਹੇ ਊਟ ਨਾ ਜਾਏ ਭੰਡਾਰ ਹਰ ਹਰ ਇੱਕ ਜਨ ਨਾਨਕ ਨਾਹੀ ਸੁਮਾਰ ਹੁਣ ਜਾਂ ਸਾਰੀ ਗੱਲ ਕਹਿੰਦੀ ਨਾ ਝਿੜਕ ਝੁਰਕ ਨਾਲ ਗੁਰੂ ਸਾਹਿਬ ਹੁਣ ਬਾਅਦ ਫਲੇ ਕਹਿੰਦੇ ਕਹਿੰਦੇ ਜੇ ਭਾਈ ਤੁਹਾਡਾ ਕਿ ਧੱਕੇ ਨਾਲ ਲੈ ਜਾ ਕੇ ਲੈ ਕੇ ਨਹੀਂ ਜਾਣਾ ਉਹ ਦੋਰੇ ਦੇਸ਼ ਉਹਦੇ ਹੀ ਨੇ ਇਹ ਗੱਲ ਸਾਰਾ ਕੋਈ ਜਿਹੜਾ ਭਾਵ ਸਾਗਰ ਹੈ ਕੋਈ ਬਾਹਰ ਹੈ ਸੱਚਖੰਡ ਵਾਲਿਆਂ ਤੋਂ ਇਹਨੇ ਭਾਵ ਸਾਗਰ ਸੁਖ ਸਾਗਰ ਮਾਏ ਸਰਬ ਵਿਆਪਕ ਆ ਉਹ ਉਹ ਦੋਰੇ ਨੇ ਜਿਹੜਾ ਮੁੰਡਾ ਕਹਿੰਦਾ ਭਾਈ ਮੈਂ ਤਾਂ ਅੱਡ ਚੁੱਲਾ ਕਰਨਾ ਮੈਂ ਤਾਂ ਭਾਈ ਨਾਲ ਕੋਠੀ ਮਿਲਾਲ ਦੀ ਜਿਹੜਾ ਮੈਂ ਤਾਂ ਕਿਰਾਏ ਤੇ ਰਹਿਣਾ ਔਖਾ ਵੀ ਸਾਡਾ ਉਹ ਬਾਬਾ ਨੇ ਕਹਿੰਦਾ ਰਹਿ ਲਾ ਭਾਈ ਮੈਨੂੰ ਹੋ ਗਈ ਹੈ ਉਹ ਕਹਿੰਦੇ ਖਾਦ ਖੰਚਤ ਬਿਰਛਤ ਕਹਿੰਦੇ ਜੇ ਉਰੇ ਰਹਿਣਾ ਨਾ ਕਾਕਾ ਉਰੇ ਵੀ ਕੁਝ ਨਹੀਂ ਵਾਧੂ ਆ ਜੋ ਕੁਝ ਪਾਇਆ ਕੋਈ ਕਾਬਾ ਜੇ ਤੂੰ ਇਹਦੇ ਨਾਲ ਹੀ ਰੱਜਣਾ ਨਾ ਕੋਈ ਨਹੀਂ ਲੈ ਲੈ 5 ਲੈ ਲੈ 10 20 100 ਜਨਮ ਲੈ ਲੈ ਜਿੰਨੇ ਮਰਜ਼ੀ ਲੈ ਲੈ ਉਰੇ ਵੀ ਕੋਈ ਧੱਕੇ ਨਾਲ ਨਹੀਂ ਆਪਣਾ ਆਪਣਾ ਕੀ ਆਪ ਜੋੜ ਜੋੜਨਾ ਨੇ ਜੋੜਨਾ ਧੱਕੇ ਨਾਲ ਜੇ ਧੱਕੇ ਨਾਲ ਕਹਦਾ ਪਰਮੇਸ਼ਰ ਨੇ ਖਿੱਚ ਕੱਢ ਕੇ ਲੈ ਜਾਵੇ ਸਾਰਿਆਂ ਨੂੰ ਉਹਦਾ ਸਮਰੱਥਾ ਕਰ ਉਹ ਜਿਹੜੇ ਜੀਵ ਆ ਜਿਹੜੇ ਸਾਰੇ ਇੱਕੋ ਜਿਹੇ ਨੇ ਘਰ ਦੇ ਛੇ ਜੀ ਨੇ ਉਹ ਸਾਰੇ ਕਹਿੰਦੇ ਆਪੋ ਆਪਣੀ ਕਰਦੇ ਇਹ ਆਪੋ ਆਪਣੀ ਹੋਈ ਹੈ ਸਾਰੀ ਇਹ ਕਹਿੰਦੇ ਨਹੀਂ ਰਹਿਣਾ ਭਾਈ ਸਾਡਾ ਤਾਂ ਜੀ ਲੱਗਦਾ ਕਹਿੰਦੇ ਇੱਥੇ ਰਹਿ ਲੋ ਉਹ ਸਾਡੇ ਕਹਿੰਦੇ ਕੋਈ ਨਾ ਭਾਈ ਖਾਣ ਨੂੰ ਖਲਚਣ ਨੂੰ ਬਿਜਣ ਨੂੰ ਇੱਥੇ ਬਹੁਤ ਕੁਝ ਹੈ 36 ਪ੍ਰਕਾਰ ਦੇ ਭੋਜਨ ਵਾਧੂ ਨੇ ਦੁਨੀ ਸੁਆਹਾ ਬਾਗ ਹੈਗੀ ਆ ਚੀਕਾ ਵੀ ਨਾਲ ਨੇ ਭਾਈ ਫਿਰ ਚੀਕਾ ਵੀ ਨਾਲ ਨੇ ਉਹ ਅੱਗ ਦਾ ਜੇ ਅੱਗ ਨਾਲ ਖੇਡੂ ਅੱਗ ਦਾ ਸੇਕ ਵੀ ਤਾਂ ਹੈ ਜਿਹੜੇ ਹੁਣ ਮਾਇਆ ਚੋਂ ਸਾਈਡ ਤੋਂ ਦੁੱਖ ਆਉਣੇ ਨੇ ਜਿਹੜੀਆਂ ਸਾਈਡ ਤੋਂ ਬਿਮਾਰੀਆਂ ਉੱਠਣੀਆਂ ਉਹ ਤਾਂ ਫਿਰ ਉੱਠਣੀਆਂ ਹੀ ਨੇ ਉਹਨਾਂ ਦਾ ਕੀ ਰੋਲਾ ਉਹ ਤਾਂ ਆਉਣਗੀਆਂ ਹੀ ਫਿਰ ਜਿਹੜੇ ਰਸਤੇ ਤੇ ਸਟੇਸ਼ਨ ਆਉਣੇ ਉਹ ਤਾਂ ਆਉਣਗੇ ਹੀ ਫਿਰ ਇਸ ਕਰਕੇ ਰਸਤੇ ਦੋਏ ਨੇ ਦੋਹਾਂ ਦਾ ਰਹਿਦਾ ਭਾਈ ਧੱਕਾ ਕੋਈ ਨਹੀਂ ਗੱਲ ਸਾਰੀ ਸਮਝਾਤੀ ਪੱਖ ਸਾਰੇ ਸਮਝਾਤੇ ਹੁਣ ਦਾਦਾ ਭਾਈ ਫੇਰ ਵੀ ਤੁਹਾਡੇ ਜੀਵ ਤੇ ਖੜੀ ਕਰਨਾ ਕਿ ਜਨਾ ਇਹਦਾ ਮਤਲਬ ਇਹ ਹੋਇਆ ਵੀ ਧੱਕੇ ਨਾਲ ਕਿਤੇ ਨਹੀਂ ਜਾ ਸਕਦਾ ਜੇ ਇਹ ਵੀ ਇੱਕ ਹੈ ਇਹ ਵੀ ਤਾਂ ਇੱਕ ਹੈ ਇੱਕ ਦੀ ਗੱਲ ਹੈ ਕਿਰਤੀ ਨਹੀਂ ਕਿਤੇ ਦੀ ਇੱਕ ਇੱਕ ਨੇ ਸਾਰੇ ਧੱਕਾ ਕਿਤੇ ਨਾਲ ਨਹੀਂ ਕੋਈ ਖੇਤ ਨਹੀਂ ਕਿਤੇ ਪਕਾਉਣ ਦਾ ਕਿ ਦੁੱਖ ਨੂੰ ਕਹਿੰਦੇ ਜੀ ਦੇ ਰੁਕਾਵਟ ਕੇ ਲਈ ਖੇਤ ਹੈ ਜਦੋਂ ਕਿਤੇ ਆਉਂਦੀ ਹੈ ਦੂਰਦਰਸ਼ਨ ਦੇ ਆਉਂਦਾ ਲੈ ਕੇ ਆਉਂਦਾ ਦੀ ਰੁਕਾਵਟ ਕੇ ਲਈ ਖੇਤ ਹੈ ਕੋਈ ਉਹਨਾਂ ਦੇ ਅੰਦਰ ਕੋਈ ਸੀ ਹੁੰਦੀ ਹੈ ਕੰਪਨੀ ਉਹ ਕਰਦੇ ਐਸਾ ਕੋਈ ਜਿਹੜਾ ਸਰਕਾਰ ਵਾਲਾ ਕੰਮ ਬਣੇ ਉਹਨਾਂ ਨੇ ਕਿਤੇ ਵੇਲੇ ਵੀ ਆਪਣੀ ਅੰਤਰਾਤਮਾ ਤੋਂ ਪਾਸੇ ਜਾ ਕੇ ਕਰਨਾ ਦਾ ਇੱਕ ਪਾਸੇ ਰਹਿ ਕੇ ਸੋਚਿਆ ਵੀ ਨਹੀਂ ਹੁੰਦਾ ਇਸ ਕਰਕੇ ਉਹਨਾਂ ਦੇ ਅੰਦਰ ਹਮੇਸ਼ਾ ਜਿਹੜੀ ਹੈ ਖੁਸ਼ੀ ਆਨੰਦ ਜਿਹੜਾ ਵਿਕਸ ਜਿਹੜਾ ਉਹਨਾਂ ਦੇ ਅੰਦਰ ਬੜਿਆ ਰਹਿੰਦਾ ਆਨਕ ਜੋ ਪ੍ਰਭ ਭਾਣਿਆ ਪੂਰੀ ਤਨਾ ਪਉ ਉਹ ਪ੍ਰਭ ਨੂੰ ਪ੍ਰਭ ਉਹਨਾਂ ਨੂੰ ਚੰਗਾ ਲੱਗਦਾ ਹੈ ਸੱਚ ਉਹਨਾਂ ਨੂੰ ਚੰਗਾ ਲੱਗਦਾ ਹੈ ਇਸ ਕਰਕੇ ਉਹ ਪੂਰੀ ਤਨਾ ਪਰੀ ਉਹਨਾਂ ਦਾ ਜਿਹੜਾ ਕੰਮ ਹੈ ਆ ਹੋ ਜਾਂਦਾ ਉਹ ਬਾਜ ਜਿਹੜੀ ਜਿੱਤ ਕੇ ਜਾਂਦੇ ਨੇ ਮਨਮੁਖ ਜਿਹੜਾ ਜੋ ਚੱਲੇ ਵਾਰੀ ਹੱਥ ਝਾੜ ਦੋ ਹੱਥ ਝਾੜ ਕੇ ਜਿਹੜਾ ਮੂਲ ਪਹਿਲਾਂ ਵੀ ਲੈ ਕੇ ਆਏ ਸੀ 84 ਲੱਖ ਦੂਰ ਚੋਂ ਉਹ ਬੁੱਧੀ ਦਾ ਵਿਨਾਸ਼ ਕਰਕੇ ਚਲੇ ਜਾਂਦੇ ਨੇ ਗੁਰਮੁਖ ਲਾਹ ਲੈ ਕੇ ਪੂਰਾ ਕੰਮ ਆਖੜਾ ਉਹ ਕਰ ਜਾਂਦੇ ਨੇ ਕੋਈਆਂ ਭੁੱਲਾਂ ਲਿਖੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ